ਸ਼ਲੋਕ ਮਹੱਲਾ ਪਹਿਲਾ ਨਾਨਕ ਮੇਰ ਸਰੀਰ ਕਾ ਇੱਕ ਰਥ ਇੱਕ ਰਥਵਾ ਨਾਨਕ ਮੇਰ ਸਰੀਰ ਕਾ ਨਾਨਕ ਕਹਿੰਦਾ ਮੇਰ ਸਰੀਰ ਹੈ ਮੇਰ ਸਰੀਰ ਦਾ ਅਰਥ ਕਰਦੇ ਨੇ ਆਖਰੀ ਸਰੀਰ ਹੈ ਉੱਚਾ ਸਭ ਤੋਂ ਸਭ ਤੋਂ ਉੱਚੀ ਪੌੜੀ ਹੈ ਇਹ ਪੌੜੀ ਕਹ ਲੋ ਜਾਂ ਛੋਟੀ ਕਹ ਲੋ ਘਾਟੀ ਕਹ ਲੋ ਇਦੋਂ ਵੱਧ ਸਰੀਰ ਹੁਣ ਸਰੀਰ ਤਾਂ ਨਹੀਂ ਬਣਨਾ ਇਦੋਂ ਮਨੁੱਖ ਤੋਂ ਉੱਪਰ ਕੋਈ ਸਰੀਰ ਨਹੀਂ ਮੁਰਖਾ ਜਨਮ ਤੋਂ ਉੱਪਰ ਕੋਈ ਜਨਮ ਨਹੀਂ ਥੱਲੇ ਸਾਰੇ ਹੈਗੇ ਇਸ ਕਰਕੇ ਸਾਰਿਆਂ ਨੂੰ ਉੱਚਾ ਜਿਵੇਂ ਸੁਮੇਰ ਪਰਬਤ ਨੂੰ ਸਾਰਿਆਂ ਨੂੰ ਉੱਚਾ ਬੰਦ ਨੇ ਸ਼ਰਧਾ ਦੇ ਵਿੱਚ ਇਹ ਸਭ ਤੋਂ ਉੱਚਾ ਅਵਸਥਾ ਦਾ ਸਰੀਰ ਇਸ ਸਰੀਰ ਵਿਚਾਰ ਦੀ ਜਿਹੜੀ ਅਵਸਥਾ ਹੁੰਦੀ ਹੈ ਬੁੱਧੀ ਦੀ ਬੋਧਕ ਲੈਵਲ ਸਭ ਤੋਂ ਉੱਚਾ ਹੁੰਦਾ ਇਹਦੇ ਵਿੱਚ ਇੱਕ ਰਾਠ ਹੈ ਇੱਕ ਰਥਵਾ ਹੈ ਰਥਵਾ ਕੌਣ ਹੈ ਰਥ ਕੌਣ ਰਥਵਾ ਰਥ ਨੂੰ ਹੱਕਣ ਵਾਲਾ ਹੁੰਦਾ ਰਥਵਾ ਤਾਂ ਹੀ ਹੈ ਨਾ ਜਿਹੜਾ ਰਾਜ ਦੇ ਉੱਤੇ ਬੈਠਾ ਹੈ ਡਰਾਈਵ ਕਰਦਾ ਰਾਜ ਕੌਣ ਹੈ ਸਾਡੇ ਦਾ ਰਾਜ ਕਹਿੰਦੇ ਨੇ ਅਸੀਂ ਮੰਨਦੇ ਆ ਜਿਹੜਾ ਉਹ ਲੱਕੜ ਲੱਕੜ ਦਾ ਆ ਉਹਦਾ ਹੀ ਬਣਿਆ ਹੋਇਆ ਨਹੀਂ ਨਹੀਂ ਉਹਨਾਂ ਦਾ ਬੌਲਦ ਵੀ ਨਾਲ ਹੁੰਦਾ ਰਤਵਾ ਭਾਵੇਂ ਡਰਾਈਵਰ ਹੈ ਉੱਤੇ ਬੈਠਾ ਪਰ ਰਾਤ ਬੌਲਦ ਵੀ ਤਾਂ ਹੈਗੇ ਨੇ ਨਾਲ ਰਾਤ ਆਪੇ ਥੋੜੀ ਚੱਲਦਾ ਬੌਲਦਾ ਨਾ ਸਣੇ ਬੌਲਦ ਰਾਤ ਕੋਲ ਉਹ ਉਹ ਬੌਲਦਾਂ ਦੇ ਵਿੱਚ ਚੇਤਨ ਕੰਮ ਕਰਦਾ ਆਤਮਾ ਕੰਮ ਕਰਦੀ ਹੈ ਰਾਤ ਦਾ ਹਿੱਸਾ ਨੇ ਬੌਲਦ ਵੀ ਜਿਹੜੇ ਆਤਮਾ ਹੈ ਰਾਤ ਦਾ ਹਿੱਸਾ ਹੈ ਰਥਵਾ ਰਥ ਦੇ ਤਾਂ ਕਿਤੇ ਨਹੀਂ ਮੰਨਿਆ ਆਇਆ ਉਹਨੇ ਬੋਲਦਾ ਨੇ ਰਥ ਨੂੰ ਜੂੜ ਪਾਇਆ ਰਸਾ ਚੇਤਨ ਬੋਲਦੇ ਨੇ ਬੋਲਦੇ ਰਥ ਨਾਲ ਬੰਨੇ ਹੋਏ ਨੇ ਇਸ ਕਰਕੇ ਨਿਕਲਣਾ ਜਾਣ ਪਾਸੇ ਵੀ ਜੋਤ ਪਾਇਆ ਹੈ ਜਿਵੇਂ ਰਾਧਾ ਰਥਵਾ ਹੈ ਇਸ ਤਰੀਕੇ ਇਸ ਰੀਤ ਇੱਕ ਡਰਾਈਵਰ ਹੈ ਜਿਹਦੇ ਵਿੱਚ ਜਿਹਨੇ ਆਤਮਾ ਦੇ ਨਾਲ ਸਪਾਈ ਹੋਈ ਹੈ ਇੱਕ ਆਤਮਾ ਇਹਦੇ ਵਿੱਚ ਜਿਹੜੀ ਸਰੀਰ ਨੂੰ ਚਲਾਉਂਦੀ ਹੈ ਜਿਹਦੀ ਵਜ੍ਹਾ ਨਾਲ ਸਰੀਰ ਚੱਲਦਾ ਹੈ ਜਿਹਦੀ ਵਜ੍ਹਾ ਨਾਲ ਸਰੀਰ ਦਾ ਜੀਵਨ ਇਹ ਕਹਿੰਦੇ ਜਿੰਨਾ ਜਿਹੜਾ ਜੀਵਨ ਹੈ ਸਰੀਰ ਚੱਲਦਾ ਬਾਅਦ ਤੇ ਚੱਲਣਾ ਨਹੀਂ ਜਗ ਜੀਵਨ ਉਹਨਾਂ ਚੱਲਦਾ ਰਾਤ ਉਹਨਾਂ ਚਿਰ ਚੱਲਦਾ ਹੈ ਜਿੰਨਾ ਚਿਰ ਇਹਦੇ ਵਿੱਚ ਜੀਵਨ ਹੈ ਆਤਮਾ ਹੈ ਆਤਮਾ ਉਹਨਾਂ ਚਿਰ ਹੀ ਹੈ ਇਹਦੇ ਵਿੱਚ ਜਿੰਨਾ ਚਿਰ ਅੰਦਰ ਰਸਵਾ ਹੈ ਨਾ ਉਹਦੀ ਮਰਜ਼ੀ ਹੈ ਜਿੱਥੇ ਮਰਜ਼ੀ ਰਸ ਨੂੰ ਰੋਕ ਲਵੇ ਹੋ ਜਿਹੜਾ ਰਸਵਾ ਹੈ ਬੋਲ ਦੀ ਮਰਜ਼ੀ ਨਹੀਂ ਚੱਲੂ ਬੋਲ ਦੇ ਕਦਮ ਨਹੀਂ ਅੱਗੇ ਜਾ ਸਕਦੇ ਜਿੱਥੇ ਰਸਵਾ ਨੇ ਕਹਿਤਾ ਨਾ ਖਿਚਲੇ ਰਸੇ ਵੀ ਉੱਥੇ ਤੱਕ ਜਾਣਾ ਰਾਤ ਛੱਡ ਦੇਣਾ ਵੇਲਾ ਹੁਣ ਮਰਜੀ ਸਾਰੀ ਰਸਵਾ ਦੀ ਹੈ ਨਾ ਮਰਦਾ ਦੀ ਮਰਜੀ ਹੈ ਨਾ ਰਸ ਮਰਜੀ ਨਾ ਆਤਮਾ ਦੀ ਮਰਜੀ ਹੈ ਨਾ ਸਰੀਰ ਦੀ ਮਰਜੀ ਮਰਜੀ ਰਸਵਾ ਦੀ ਹੁਣ ਰਸਵਾ ਦੀ ਵੀ ਮਰਜੀ ਆਪਣੀ ਦੀ ਹੈ ਰਸਵਾ ਵੀ ਹੁਕਮੀ ਬੰਦਾ ਹਾਂ ਜਬਰਦਸਤ ਹੁਕਮ ਆਖਰ ਜਾ ਕੇ ਹੁਕਮ ਤੇ ਗੱਲ ਖੜਦੀ ਹੈ ਮੇਰਾ ਆਖੇ ਮੈਂ ਹੁਕਮੀ ਬੰਦਾ ਫਿਰ ਤਾਂ ਕਹਿੰਦਾ ਮੈਂ ਹੁਕਮੀ ਬੰਦਾ ਮੇਰੇ ਤਾਂ ਕੋਈ ਮੇਰੇ ਵਾਸਤੇ ਗੱਲ ਹੀ ਮੈਨੂੰ ਹੁਕਮ ਹੈ ਇੰਨੇ ਸਾਹ ਲੈਣ ਦਾ ਜਦੋਂ ਮੈਨੂੰ ਕਹਤਾ ਸਾਹ ਬੰਦ ਕਰਦੇ ਮੈਂ ਉਹਦੇ ਬੰਦ ਕਰਦਾ ਉਹਦੇ ਕੋਈ ਸ਼ਕਤੀ ਹੁੰਦੀ ਹੋਈ ਤੇਲ ਉਹਦਾ ਵੀ ਮੁੱਕ ਜਾਣ ਇਹ ਨਕਸ਼ਾ ਹੈ ਇੱਕ ਰਾਤ ਇੱਕ ਰਤਵਾ ਜੁਗ ਜੁਗ ਫੇਰ ਵਟਾਈਆ ਗਿਆਨੀ ਬੁਝੇ ਦਾ ਹੁਣ ਜੁਗ ਜੁਗੇ ਰਤ ਵਟਿਆ ਜਾਂਦਾ ਹੈ ਆ ਜਿਹੜਾ ਸਰੀਰ ਦਾ ਰਸ ਹੈ ਕਿਸੇ ਯੁੱਗ 'ਚ ਵਟਿਆ ਹੋਇਆ ਨਹੀਂ ਹੈ ਜਿਹੜੇ ਇਹਨਾਂ ਦੇ ਯੁੱਗ ਦੁਆਪਰ ਜਿਵੇਂ ਵੀ ਇਹੀ ਰਸ ਸੀਗਾ ਕ੍ਰਿਸ਼ਨ ਸੀ ਜਦ ਇਹੀ ਸਰੀਰ ਸੀ ਇਹ ਜਿਹੀ ਤੇ ਤੇਜ ਵੀ ਇਹ ਜਿਹੀ ਸਰੀਰ ਸੀ ਰਾਮਚੰਦਰ ਦਾ ਵੀ ਇਹ ਜਿਹੀ ਸਰੀਰ ਸੀ ਸਤ ਯੁੱਗ ਦੇ ਵਿੱਚ ਵੀ ਇਹ ਜਿਹੀ ਸਰੀਰ ਸੀ ਤੇ ਯੁੱਗ ਯੁੱਗ ਵਟਾਈਏ ਕਾਤੇ ਲਿਖਿਆ ਇਹਦਾ ਮਤਲਬ ਯੁੱਗਾਂ ਦੇ ਵਿੱਚ ਗੜਬੜਾ ਕੋਈ ਗੜਬੜ ਕਿੱਥੇ ਹੈ ਗੜਬੜ ਇੱਥੇ ਹੈ ਰਾਤਾ ਉਹੀ ਰਹਿੰਦਾ ਹੈ ਐਵੇਂ ਚੱਲਦਾ ਹੈ ਹਮੇਸ਼ਾ ਹੀ ਚਾਹੇ ਦੁਆਪਰ ਸੀ ਚਾਹੇ ਤ੍ਰੇਤਾ ਸੀ ਚਾਹੇ ਸਜੁਗ ਸੀ ਚਾਹੇ ਕਲਯੁਗ ਹੈ ਇਤਨੀ ਫਰਕ ਪਿਆ ਤਾਂ ਦੇਵੀ ਹੈ ਇਹ ਸਰੀਰ ਸੀ ਇਵੇਂ ਹੀ ਚੱਲਦੇ ਸੀ ਇਹੀ ਖਾਣ ਪੀਣ ਸੀ ਐਵੇਂ ਸਾਹ ਆਉਂਦੇ ਸੀ ਸਾਰਿਆਂ ਨੂੰ ਐਵੇਂ ਹੀ ਜੰਮੇ ਨੇ ਐਵੇਂ ਹੀ ਮਰੇ ਨੇ ਉਹ ਕਹਿੰਦੇ ਜੁਗ ਜੁਗ ਫੇਰ ਬਟਾਈਏ ਇਹ ਕੀ ਗੜਬੜ ਹੋ ਬਹੁਤ ਵੱਡੀ ਗੜਬੜ ਹੈ ਤੇ ਬਹੁਤ ਵੱਡੀ ਗੜਬੜ ਹੈ ਰਾਜਾ ਪ੍ਰੀਸ਼ਦ ਦੇ ਜ਼ਮਾਨੇ 'ਚ ਗੜਜੋ ਪਾਇਆ ਮੰਨਦੇ ਨੇ ਇਹਨਾਂ ਦੀ ਜਗ੍ਹਾ ਗੱਲ ਮੰਨੀ ਤੇ ਪ੍ਰੀਸ਼ਦ ਪਹਿਲਾਂ ਦੁਆਪਰ ਚ ਫਿਰ ਪ੍ਰੀਸ਼ਦ ਦੇ ਕਾਜੂਗਾ ਫਿਰ ਕਾਜੂ ਚ ਆ ਗਿਆ ਉਹਦਾ ਤਾਂ ਰਸ ਫਿਰ ਉਹੀ ਹੈ ਵਟਾਇਆ ਤਾਂ ਹੈ ਨਾ ਰਸ ਪਹਿਲਾਂ ਰਾਮਚੰਦਰ ਹੈ ਜਦੋਂ ਰਾਮਚੰਦਰ ਨਾਸੇ ਬਦੋਦ ਨਹੀਂ ਹੈ ਬਦੋਦੀ ਤਾਂ ਤੇਰੇ ਤੇ ਹੈ ਨਾ ਬਦੋਦੀ ਦੁਆਪਰ ਚ ਵੀ ਜਿਉਂਦੀ ਹੈ ਪਰ ਰਾਤਾ ਉਹਦਾ ਫਿਰ ਉਹੀ ਹੈ ਬਟਿਆ ਤਾਂ ਹੈ ਨਾ ਸਰੀਰ ਤਾਂ ਉਹੀ ਹੈ ਬਦੋਦੀ ਸਦਿਆ ਨਾ ਭੀਮ ਉਹ ਮੈਂ ਜੋਦਾ ਦੇਖਣਾ ਬਦੋਦਰੀ ਦਾ ਉਹੀ ਹੈ ਸਰੀਰ ਉਹੀ ਹੈ ਉਹਦਾ ਕਿੱਥੇ ਬਟਿਆ ਤੇਰੇ ਤੇ ਜਾਂ ਦੁਆਪਰ ਜਾ ਗਈ ਸਰੀਰ ਕਿਉਂ ਨਹੀਂ ਬਟਿਆ ਉਹਦਾ ਰਸ ਕਿਉਂ ਨਹੀਂ ਬਟਿਆ ਫਿਰ ਮਾਰ ਕੱਢਣਾ ਚਾਰੇ ਯੁਗ ਦੀ ਆਈ ਹੈ ਉਹਦਾ ਰਸ ਵਟਿਆ ਸਰੀਰ ਉਹੀ ਹੈ ਤੇ ਜਿਹੜੇ ਇਹਨਾਂ ਦੇ ਹਨੂਮਾਨ ਆ ਹੋਰ ਨੇ ਜਤੀ ਦੇ ਸੱਤ ਜਿਹੜੇ ਮੁਕਤ ਜਿਹੜੇ ਮਰੇ ਹੀ ਨਹੀਂ ਉਹਨਾਂ ਦਾ ਸਰੀਰ ਵਟਿਆ ਸਰੀਰ ਵਟਣ ਦਾ ਮੰਨਣਾ ਮੰਨਦੇ ਨੇ ਆਖਰ ਗੱਲ ਕੀ ਹੈ ਸਪੇਸ ਦੀ ਉਹ ਗੱਲ ਬੜੀ ਬਹੁਤ ਬੜੀ ਬੁਝਾਰਤ ਹੋ ਗਈ ਹੈ ਕੱਤਾ ਬੁਝਣ ਵਾਲੀ ਹੋ ਗਈ ਹੈ ਜੁਗ ਜੁਗ ਫੇਰ ਵਟਾਈਏ ਦਾ ਮਤਲਬ ਕੀ ਹੋਇਆ ਅਰ ਬੁਝੂਗਾ ਕੌਣ ਹੈ ਨੂੰ ਬੁਝਾਰਤ ਨੂੰ ਗਿਆਨੀ ਗਿਆਨੀ ਬੁਝਦਾ ਬੁਝੂਗਾ ਕੌਣ ਨਾ ਹਿੰਦੂ ਬੁਝ ਸਕਦਾ ਨਾ ਮੁਸਲਮਾਨ ਬੁਝ ਸਕਦਾ ਕਿਉਂ ਨਹੀਂ ਬੁਝ ਸਕਦੇ ਹੋ ਹਿੰਦੂ ਨਾ ਤੁਰਕੂ ਕਾਣਾ ਦੁਆ ਤੋਂ ਗਿਆਨੀ ਸਿਆਣਾ ਹੋਇਆ ਜਿਹੜਾ ਬੁਝ ਲੂ ਜਿਹੜਾ ਨਹੀਂ ਬੁਝਦਾ ਉਹ ਕੌਣ ਹੈ ਉਹ ਅਗਿਆਨੀ ਅਗਿਆਨੀ ਮਤਹੀਣ ਹੁੰਦਾ ਅਗਿਆਨੀ ਮਤਹੀਣ ਹੈ ਅਗਿਆਨੀ ਹੁੰਦਾ ਹੈ ਮਤਹੀਣ ਅਸਲ ਦੇ ਵਿੱਚ ਜਿਹੜੇ ਯੁੱਗ ਨੇ ਇਹਨਾਂ ਨੇ ਬਣਾਏ ਇਹ ਯੁੱਗ ਹੁੰਦੇ ਹੀ ਨਹੀਂ ਗੱਲ ਇਹ ਯੁੱਗ ਕੀ ਹੁੰਦੇ ਨੇ ਜੋ ਕਹਿੰਦੇ ਨੇ ਅੰਦਰ ਆਤਮਾ ਦੀ ਅਵਸਥਾ ਆਤਮਕ ਅਵਸਥਾ ਕੀ ਹੈ ਆਤਮਾ ਤਿੰਨ ਲੋਕ 'ਚ ਰਹਿੰਦੀ ਹੈ ਕਿਹੜੇ ਘਰ 'ਚ ਹੈ ਆਤਮਾ ਯੁਗ ਕਦੇ ਵੀ ਸੰਸਾਰ 'ਚ ਨਹੀਂ ਹੋ ਸਕਦਾ ਯੁਗ ਦੇ ਵਿੱਚ ਆਦਮੀ ਦੀ ਦੇਹ ਨਹੀਂ ਹੁੰਦੀ ਹੋ ਸਕਦੀ ਜੇ ਸਤਜੁਗ ਹੈ ਸੱਚ ਦਾ ਹੀ ਯੁੱਗ ਹੈ ਸੱਚ ਦਾ ਹੀ ਯੁੱਗ ਹੈ ਤਾਂ ਉਹਦੇ ਵਿੱਚ ਝੂਠ ਦਾ ਨਾਮੋ ਨਿਸ਼ਾਨ ਨਹੀਂ ਹੋਣਾ ਚਾਹੀਦਾ ਝੂਠ ਦਾ ਨਾਮੋ ਨਿਸ਼ਾਨ ਕੀ ਹੈ ਕੁਝ ਮਾਇਆ ਨਹੀਂ ਹੋਣੀ ਚਾਹੀਦੀ ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰੇ ਨਹੀਂ ਚਾਹੀਦਾ ਉਹਨੂੰ ਦੱਸਾਂ ਜੇ ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ ਹੈ ਫਿਰ ਉਹ ਸਤਜੁਗ ਨਹੀਂ ਹੈ ਜੋ ਉੱਥੇ ਉੱਥੇ ਵੀ ਝੂਠ ਦੇ ਕਹਿ ਰਿਹਾ ਸਤਜੁਗ ਕਾਹਦਾ ਹੋਇਆ ਇਹਨਾਂ ਦੇ ਸਤਜੁਗ ਦੇ ਵਿੱਚ ਵੱਡੇ ਵੱਡੇ ਰਾਖਸ਼ ਹੋਏ ਨੇ ਬੜੇ ਬੜੇ ਸ਼ਕਤੀਸ਼ਾਲੀ ਰਾਖਸ਼ ਹੋਏ ਨੇ ਭਗਤ ਵੀ ਹੋਏ ਨੇ ਸਰੂਪ ਨੂੰ ਸਤਜੁਗ ਦੇ ਭਗਤ ਬੁੱਧੇ ਨੇ ਧਰੂ ਦੇ ਜਿਹੜਾ ਬਾਪ ਹੈ ਪ੍ਰਲਾਦ ਦਾ ਚਲੋ ਤਰੂ ਦਾ ਨਾਂ ਸਹੀ ਇਹ ਤਾਂ ਬਹੁਤ ਵੱਡਾ ਰਾਖਸ਼ ਹੈ ਤੇ ਸੱਜੋ ਕਿੱਥੇ ਹੁੰਦਾ ਸੱਜੋ ਕਿੱਥੇ ਉੱਥੇ ਹੈ ਉਦੋਂ ਜੱਗਾ ਦਾ ਸੱਜੋਗ ਹੋਣਾ ਉਹ ਦੁਆਪਰ ਨਾਲ ਜੱਗਾ ਜੁਗਤਾ ਹੋਣਾ ਦੁਆਪਰ ਜਨਾਨੀ ਵੇਚਦੀ ਉਹਨੇ ਜੂਏ ਚ ਹਾਰਤੀ ਜੇਲ੍ਹ ਨਹੀਂ ਕੀਤੀ ਕਿਸੇ ਨੇ ਹੁਣ ਤਾਂ ਸਰਕਾਰ ਫੜ ਕੇ ਮੁਕੱਦਮਾ ਚਲਾ ਦੇਵੇ ਉਹ ਜੁਗ ਸੀ ਇਹ ਸਭ ਪਖੰਡ ਹੈ ਕੁਝ ਵੀ ਨਹੀਂ ਉਹ ਜੂਆ ਖੇਡਦੇ ਨੇ ਜੁਹਾਰੀ ਆਦਮੀ ਤੁਸੀਂ ਨਾ ਧਰਮਰਾਜ ਕਹਿੰਦੇ ਹੋ ਹੁਣ ਜੁਹਾਰੀ ਨੂੰ ਕੌਣ ਪੁੱਛਦਾ ਉਹ ਜੁਹਾਰੀ ਕਹਿੰਦਾ ਜੇੜ ਹੈ ਜੂਆ ਖੇਡਦੇ ਖਾਤਰ ਉਹ ਰਾਜੇ ਜੂਏ ਖੇਡਦੇ ਨੇ ਉਹਨੂੰ ਤੁਸੀਂ ਕਹਿੰਦੇ ਵਧੀਆ ਜੁਗਾ ਇਹਦਾ ਮਤਲਬ ਪਬਲਿਕ ਦਾ ਜਿਹੜਾ ਗਿਆਨ ਹੈ ਬਹੁਤ ਥੱਲੇ ਸੀ ਉਹ ਜਿਹੜਾ ਉੜ ਮੰਨਣ ਵਾਲੀ ਪਬਲਿਕ ਸੀ ਗਿਆਨਵਾਨ ਨਹੀਂ ਸੀ ਜੋ ਕਹਿ ਦੋ ਮੰਨ ਲੈਂਦੇ ਸੀ ਤੇ ਹੁਣ ਤਾਂ ਪਬਲਿਕ ਦਾ ਬਹੁਤ ਜ਼ਿਆਦਾ ਹੋ ਗਿਆ ਜਦੋਂ ਪਬਲਿਕ ਗਿਆਨਵਾਨ ਹੁੰਦੀ ਹੈ ਉਦੋਂ ਸੱਚ ਹੁੰਦਾ ਰਹੇ ਜਦੋਂ ਪਬਲਿਕ ਬੇਵਕੂਫ ਹੋਵੇ ਉਦੋਂ ਸੱਚ ਕਿੱਥੇ ਨੇੜੇ ਹੁੰਦਾ ਸੱਚ ਦੀ ਤਾਂ ਪਛਾਣ ਨਹੀਂ ਹੁੰਦੀ ਪਬਲਿਕ ਨੂੰ ਸੱਚ ਕਦ ਹੁੰਦਾ ਜਦ ਰਚਨਾ ਨਹੀਂ ਹੁੰਦੀ ਉਦੋਂ ਸੱਚ ਹੁੰਦਾ ਸਤਿਯੁਗ ਹੁੰਦਾ ਰਚਨਾ ਨਹੀਂ ਕੱਲਾ ਸੱਚ ਹੁੰਦਾ ਜੇ ਸਤਿਯੁਗ ਵੀ ਮਾਇਆ ਚ ਮੰਨ ਲਈਏ ਫਿਰ ਯੁੱਗ ਪੰਜ ਹੁੰਦੇ ਨੇ ਚਾਰ ਨਹੀਂ ਰਹਿਣੇ ਬਸ ਆਈ ਪੁਆਇੰਟ ਡਿਸਕਸ ਹੋ ਐਂਦਾ ਹੀ ਅੱਜ ਪੰਜ ਕਿਵੇਂ ਹੁੰਦੇ ਨੇ ਕੋਈ ਚਾਰ ਯੁੱਗ ਦਾ ਮਾਇਆ ਚ ਹੋਏ ਗਏ ਇਹਨਾਂ ਮੁਤਾਬਕ ਆਪਾਂ ਮੰਨ ਲੈਂਦੇ ਪਹਿਲਾਂ ਇਹਨਾਂ ਦੀ ਗੱਲ ਸੱਚ ਮੰਨਾਂਗੇ ਆਪਾਂ ਉਹ ਅੱਖਾਂ ਵਿੱਚ ਨਹੀਂ ਕੱਟਣੀ ਕੋਈ ਗੱਲ ਦਲੀਲ ਨਾਲ ਕੱਢੀ ਹੈ ਜਿਓਮੈਟਰੀ ਦੇ ਵਿੱਚ ਉਹਦਾ ਮੰਨ ਹੋਏ ਨਾਲ ਦੀ ਗੱਲ ਠੀਕ ਹੈ ਦਲੀਲ ਕੀ ਫਰਕ ਪੈਂਦਾ ਸਾਨੂੰ ਕੀ ਪੋਸੀਬਲ ਹੈ ਜੇ ਇਹਨਾਂ ਦੇ ਚਾਰੇ ਜੁਗ ਮਾਇਆ ਜਿਹਨੇ ਤਾਂ ਜੁਗ ਪੰਜ ਵੜਨਗੇ ਜਦੋਂ ਰਚਨਾ ਨਹੀਂ ਹੁੰਦੀ ਮਹਾਪਾਲੇ ਦੇ ਬਾਅਦ ਉਹ ਜੁਗ ਕਿਹੜਾ ਫਿਰ ਉਹਦਾ ਨਾਮ ਦੱਸ ਦਿੱਤੀ ਹੈ ਮਹਾਪਾਲੇ ਦੇ ਬਾਅਦ ਵੀ ਦੱਸ ਉਹ ਜੁਗ ਕਿਹੜਾ ਫਿਰ ਉਹਦਾ ਨਾਮ ਕੀ ਹੈ ਜਦ ਅਰਬਤ ਨਰਬਤ ਕਾਰਾ ਧਾਰਨਾ ਨਾ ਗਗਨਾ ਹੁਕਮਾ ਪਾਰਾ ਚੰਦਨਾ ਸੂਰਜ ਪਾਉਣ ਨਾ ਪਾਣੀ ਸੁਨ ਸਮਾਦ ਲਗਾਇਆ ਉਹ ਯੁਗ ਕਿਹੜਾ ਉਹਦਾ ਨਾਮ ਦੱਸੋ ਸੋ ਜੋਤਾ ਹੈਗੀ ਹੈ ਜੋਤਾ ਤਾਂ ਹੈਗੀ ਹੈ ਤਦੋਂ ਪਾਜਾ ਕਹਿੰਦਾ ਆਦ ਅੰਤ ਇੱਕ ਹੈ ਉਤਾਰਾ ਆਦ ਅੰਤ ਹੈ ਸ੍ਰਿਸ਼ਟੀ ਦਾ ਸੋਈ ਗੁਰੂ ਸਮਝਿਓ ਹਮਾਰਾ ਗੁਰੂ ਉਹ ਤਾਂ ਹੁੰਦਾ ਹੈ ਆਦੰਤ ਨਹੀਂ ਸ੍ਰਿਸ਼ਟੀ ਨਹੀਂ ਕਿਆ ਜਬ ਉਹ ਕਰਖ ਕਰਾ ਕਰਤਾਰਾ ਪਰਜਾ ਧਰਤ ਤਾਂ ਦੇਹ ਅਪਾਰਾ ਜਬ ਆ ਕਰਖ ਕਰਤੋ ਕਬੂ ਤੁਮਵੇਂ ਬਿਰਤ ਦੇ ਧਰ ਸਭ ਜਦ ਦੇਹ ਔਰ ਧਰਤੀਆਂ ਤੇਰੇ ਜਿਮੜ ਜਾਂਦੀਆਂ ਨੇ ਤੂੰ ਤਾਂ ਹੁੰਦਾ ਨਾ ਹੁਕਮ ਤਾਂ ਤੂੰ ਤਾਂ ਹੁੰਦਾ ਉਦੋਂ ਕਿਹੜਾ ਯੁੱਗ ਹੈ ਅਰਬਾਂ ਖਰਬਾਂ ਸਾਲ ਤੱਕ ਜਦੋਂ ਰਚਨਾ ਨਹੀਂ ਹੁੰਦੀ ਉਹ ਸਮੇਂ ਦਾ ਨਾਮ ਕੀ ਹੈ ਉਹ ਨਾਮ ਉਹ ਪੰਜਵਾਂ ਸਮਾਂ ਹੋ ਗਿਆ ਪੰਜ ਕਾਲ ਹੋ ਗਏ ਚਾਰ ਨਾ ਰਹੇ ਕਾਲੇ ਚਾਰ ਬੰਦੇ ਨੇ ਇੱਕ ਪੁਆਇੰਟ ਦੂਜਾ ਪੁਆਇੰਟ ਮਾਇਆ ਜੀ ਕਾਲ ਹਮੇਸ਼ਾ ਹੁੰਦੇ ਹੀ ਤਰਨ ਨੇ ਭੂਤ ਭਵਿੱਖ ਵਰਤਮਾਨ ਤਦ ਕਾਲ ਚੌਥਾ ਕਾਲ ਕਿੱਥੇ ਹੁੰਦਾ ਚੌਥਾ ਕਾਲ ਕਿਹੜਾ ਹੁੰਦਾ ਮਾਇਆ ਜੀ ਮਾਇਆ ਕਾਲੇ ਹੈ ਨੇ ਯੁਗ ਦਾ ਮਤਲਬ ਕਾਲੇ ਹੁੰਦਾ ਨਾ ਸਮਾਂ ਤਿੰਨੇ ਕਾਲ ਹੁੰਦੇ ਨੇ ਭੂਤ ਭਵਿੱਖ ਵਰਤਮਾਨ ਚੌਥਾ ਹੁੰਦਾ ਹੀ ਨਹੀਂ ਚੌਥਾ ਜੋ ਕੀ ਹੈ ਚੌਥਾ ਆਦ ਸੱਚ ਉਹਦੇ ਨਾਲ ਜੁਗੇ ਨਹੀਂ ਲੱਗਿਆ ਆਦ ਵਿੱਚ ਕੀ ਹੈ ਸੱਚ ਜੁਗ ਹੈ ਹੀ ਨਹੀਂ ਤੇ ਜੁਗ ਤੇ ਬਾਹਰ ਹੈ ਜੁਗ ਆਦ ਸੱਚ ਜੁਗ ਸ਼ੁਰੂ ਹੋ ਗਿਆ ਮਾਇਆ ਸ਼ੁਰੂ ਹੋ ਗਈ ਜੁਗ ਤਾਂ ਦੂਜੇ ਨੰਬਰ ਤੇ ਸ਼ੁਰੂ ਹੁੰਦਾ ਜੁਗ ਆਦ ਸੱਚ ਹੈਪੀ ਸੱਚ ਬੋਲ ਸੀ ਵੀ ਸਰ ਜੁਗ ਤੱਡੇ ਨੇ ਚੌਥਾ ਦਾਨ ਸੱਚ ਜੁਗ ਦੇ ਤਿੰਨ ਬਾੜ ਨੇ ਜੁਗ ਆਦ ਸੱਚ ਹੈ ਵੀ ਸੱਚ ਹੁਣ ਵੀ ਸੱਚ ਬੋਲ ਸੀ ਵੀ ਸੱਚ ਤਿੰਨੇ ਕਾਲ ਨੇ ਮਾਇਆ ਦੇ ਵਿੱਚ ਕਿੰਨੇ ਉਹ ਲੋਕ ਨੇ ਕਿੰਨੇ ਭਵਨ ਨੇ ਤਿੰਨ ਭਵਨ ਇੱਕ ਜੋਤੀ ਇੱਕ ਜੋਤੀ ਇਹ ਜੋਤੀ ਤਿੰਨ ਭਵਨਾਂ 'ਚ ਰਹਿੰਦੀ ਹੈ ਤਿੰਨਾਂ ਭਵਨਾਂ ਜਿੰਨਾ ਜਨਾ ਚ ਰਹਿੰਦੀ ਹੈ ਉਹ ਇਹਦੇ ਯੁੱਗ ਦੇ ਸਮੇਂ ਗਰਭ ਵਿੱਚ ਕਿੰਨਾ ਚਿਰ ਰਹਿੰਦੀ ਹੈ ਵੱਖਰੇ ਵੱਖਰੇ ਦਾਣੇ ਨੇ ਦਾਣਾ ਕਿੰਨਾ ਜਿੰਨਾ ਜਿਹੜਾ ਬੀਜ ਹੈ ਜਿਹੜਾ ਸਿਆ ਗਰਭ ਤ੍ਰੇਤੇ ਚ ਕਰਨਾ ਚੱਲ ਰਹੀ ਹੈ ਤ੍ਰੇਤਾ ਕੀ ਹੈ ਜਦੋਂ ਇਹਦੇ ਕੋਲ ਸਰੀਰ ਕੋਈ ਵੀ ਨਹੀਂ ਨਾ ਉਹ ਤ੍ਰੇਤਾ ਹੈ ਉਹ ਤ੍ਰੇਤਾ ਜਦੋਂ ਗਰਭ ਚ ਆਇਓ ਦੁਆਪਰ ਹੈ ਜਦੋਂ ਕਲਪਨਾ ਕਰਦਾ ਸ਼ੁਰੂ ਹੋ ਜਾਂਦੀ ਹੈ ਜਨਮ ਹੁੰਦਾ ਫਿਰ ਜੂ ਇਹ ਤਿੰਨ ਯੁਗ ਨੇ ਇਹਦਾ ਵਿਸਾਰ ਕੱਲ ਨੂੰ ਕਰਾਂਗੇ ਸਤ ਯੁਗ ਰਤ ਸੰਤੋਖ ਕਾ ਧਰਮ ਅਗੇ ਰਥਵਾਹ ਸਤਿਯੁਗ ਰਸ ਸੰਤੋਖ ਸਤਿਯੁਗ ਦੇ ਵਿੱਚ ਸੰਤੋਖ ਦਾ ਰਸ ਹੁੰਦਾ ਜਦੋਂ ਸੰਤੋਖੀ ਹੁੰਦਾ ਮਨ ਉਦੋਂ ਮਾਇਆ ਦੀ ਭੁੱਖ ਨਹੀਂ ਹੁੰਦੀ ਜੇ ਮਾਇਆ ਦੀ ਅਜ ਭੁੱਖ ਨਹੀਂ ਫਿਰੇ ਮੁਕਤ ਹੈ ਜੇ ਇਹ ਮੁਕਤ ਹੈ ਮਨ ਫਿਰ ਮਾਇਆ ਹੋਵੇ ਨਾ ਹੋਵੇ ਇਹਦੇ ਤੇ ਕੋਈ ਅਸਰ ਨਹੀਂ ਸਾਰਿਆਂ ਵਾਸਤੇ ਹੀ ਸਤਜੁਗ ਦੇ ਵਿੱਚ ਸਾਰੇ ਜੀਵਾਂ ਵਾਸਤੇ ਸਾਰੇ ਜੀਵ ਸੰਤੋਖੀ ਹੁੰਦੇ ਨੇ ਜੇ ਸਾਰੇ ਜੀਵ ਸੰਤੋਖੀ ਹੁੰਦੇ ਨੇ ਰਚਨਾ ਹੁੰਦੀ ਹੋਈ ਨਹੀਂ ਮਾਇਆ ਹੁੰਦੀ ਹੋਈ ਸਾਰੇ ਮੁਕਤ ਨੇ ਨਾ ਮਤਲਬ ਸਾਰੇ ਹੀ ਮੁਕਤ ਨੇ ਫਿਰ ਰਸਵਾ ਕੌਣ ਹੈ ਕਿ ਯਾਨੀ ਚਲਦੀ ਕਿਹਦੀ ਹੈ ਵਿਚਾਰਧਾਰਾ ਕਿਹਦੀ ਮਗਰ ਜਾਂਦੇ ਨੇ ਡਰਾਈਵ ਕੌਣ ਕਰਦਾ ਹੈ ਧਰਮ ਧਰਮ ਰਾਜ ਧਰਮ ਕੀ ਹੁੰਦਾ ਧਰਮ ਸੱਚ ਬੋਲੀਏ ਸੱਚ ਧਰਮ ਸੱਚ ਅਗਵਾਈ ਕਰਦਾ ਮਨ ਸੰਤੋਖੀ ਹੈ ਹੁਣ ਅਸੀਂ ਸੱਚ ਸੰਤੋਖ ਦੀ ਅਵਸਥਾ ਪ੍ਰਾਪਤ ਕਰਦੀ ਹੈ ਸੰਤੋਖ ਟੁੱਟ ਗਿਆ ਸਾਡਾ ਜਿਹੜਾ ਤੰਦਨਾ ਤੱਕ ਨਾ ਆ ਰਹੀ ਹੈ ਨਾ ਸੰਤੋਖ ਟੁੱਟਿਆ ਹੋਇਆ ਸੰਤੋਖ ਟੁੱਟ ਗਿਆ ਰਚਨਾ ਹੈ ਜੇ ਸੰਤੋਖ ਹੈਗਾ ਰਚਨਾ ਖਤਮ ਜਿਹੜਾ ਸੰਤੋਖੀ ਹੋ ਗਿਆ ਉਹਦੇ ਵਾਸਤੇ ਸ੍ਰਿਸ਼ਟੀ ਹੈ ਨਹੀਂ ਮੁਕਤ ਹੈ ਜੇ ਸਾਰੇ ਜੀਵ ਸੰਤੋਖੀ ਨੇ ਰਚਨਾ ਉਸ ਦਾ ਮਤਲਬ ਰਚਨਾ ਉਸ ਵੇਲੇ ਹੈ ਨਹੀਂ ਸਾਰੇ ਸੱਚਖੰਡ ਦੇ ਵਾਸੀ ਨੇ ਦੁਨੀਆ ਨਾਲ ਦੀ ਕੋਈ ਚੀਜ਼ ਨਹੀਂ ਹੈ ਮਾਇਆ ਨਾਲ ਦੀ ਕੋਈ ਚੀਜ਼ ਨਹੀਂ ਹੈ ਮੋਹ ਨਾਲ ਦੀ ਕੋਈ ਚੀਜ਼ ਨਹੀਂ ਹੈ ਅਗਿਆਨਤਾ ਨਾਲ ਦੀ ਕੋਈ ਚੀਜ਼ ਹੈ ਹੀ ਨਹੀਂ ਕੁਛ ਨਹੀਂ ਸੰਤੋਖ ਵੀ ਗਿਆਨ ਹੈ ਗਿਆਨ ਦਾ ਬੱਤਾ ਗਿਆਨ ਹੈ ਸੰਤੋਖ ਚਾਨਣ ਚਾਨਣ ਦੇ ਬਿਨਾ ਮਾਇਆ ਤੋਂ ਮਨ ਬੋਲ ਨਹੀਂ ਸਕਦਾ ਜੇ ਚਾਨਣ ਹੈ ਅਗਿਆਨਤਾ ਹੈ ਹੀ ਨਹੀਂ ਪਰਮ ਹੈ ਹੀ ਨਹੀਂ ਪਰਮ ਦੇ ਵਿੱਚੋਂ ਹੀ ਵਿਕਾਰਾਂ ਦਾ ਜਨਮ ਹੁੰਦਾ ਉਹਨੇ ਪੰਜਾਬ ਵਿਕਾਰਾਂ ਦਾ ਜਨਮ ਭਰਮ ਚੋਂ ਪੈਦਾ ਹੁੰਦਾ ਔਰ ਭਰਮੇ ਭੂਲਾ ਦੇ ਦਸਾਵੇ ਭਰਮ ਕਰਕੇ ਹੀ ਵਾਰ-ਵਾਰ ਜਨਮ ਹੁੰਦਾ ਨਾ ਕੋਈ ਜੰਮਦਾ ਨਾ ਕੋਈ ਮਰਦਾ ਪਰਮ ਹੈ ਜੀ ਜਾਂ ਪਰਮ ਪੈਦਾ ਹੋਊ ਦੇਖੀ ਜਾਊ ਹੁਣ ਇਸ ਵਕਤ ਸਾਜੋਗ 'ਚ ਭਰਮ ਨਹੀਂ ਹੁੰਦਾ ਕਿਸੇ ਨੂੰ ਸਾਜੋਗ ਦੇ ਵਿੱਚ ਸੱਤ ਕਹਿਣ ਦੀ ਸਮਰੱਥਾ ਸਾਰਿਆਂ 'ਚ ਹੁੰਦੀ ਹੈ ਹੁਣ ਅਸੀਂ ਸੱਚ ਨਹੀਂ ਬੋਲ ਸਕਦੇ ਸੰਸਾਰ ਸਭ ਝੂਠ ਬੋਲਦਾ ਜਿਹੜੇ ਸੰਸਾਰੀ ਜੀਵ ਨੇ ਨਾ ਅਸੀਂ ਸਾਰੇ ਸੰਸਾਰੀ ਹਾਂ ਅਸੀਂ ਸੱਚ ਬੋਲਣਾ ਤਾਂ ਸਿੱਖਣਾ ਹੈ ਗੁਰਬਾਣੀ ਸੱਚ ਬੋਲਣਾ ਹੀ ਸਿਖਾਉਂਦੀ ਹੈ ਝੂਠ ਨਹੀਂ ਬੋਲਦੇ ਸੰਸਾਰ ਝੂਠ ਬੋਲਿਆ ਜਾ ਸਕਦਾ ਸੱਚ ਨਹੀਂ ਬੋਲਿਆ ਜਾ ਸਕਦਾ ਸੱਚ ਤਾਂ ਜਦ ਬੋਲਦਾ ਜਦ ਬੁਲਾਇਆ ਬੋਲਦਾ ਫਿਰ ਸੱਚ ਬੋਲਦਾ ਉਹ ਤਾਂ ਪਹਿਲਾਂ ਬੋਲੇ ਨਹੀਂ ਸਕਦਾ ਕੋਈ ਸੱਚ ਖੋਜ ਚੱਲਦੀ ਰਹਿੰਦੀ ਹੈ ਸੱਚ ਦੀ ਸੰਸਾਰ 'ਚ ਪਰ ਸੱਚ ਪੱਲੇ ਪੈਂਦਾ ਕਿਸੇ ਪੱਲੇ ਦੇ ਸੰਤੋਖ ਦੇ ਬਿਨਾ ਸੱਚ ਪੱਲੇ ਹੀ ਨਹੀਂ ਪੈ ਸਕਦਾ ਜਿੰਨਾ ਚਿਰ ਸੰਤੋਖ ਨਹੀਂ ਨਾ ਹੈ ਸੱਚ ਨਹੀਂ ਬੱਲੇ ਪੈ ਸਕਦਾ ਸੰਤੋਖ ਦੇ ਬਿਨਾ ਸੱਚ ਨਹੀਂ ਬੱਲੇ ਪੈ ਸਕਦਾ ਸੱਚ ਮਿਲਿਆ ਸੰਤੋਖੀ ਜੇ ਸੰਤੋਖੀ ਹੈ ਸੱਚ ਹੈਗਾ ਉਹਦੇ ਕੋਲ ਜੇ ਸੰਤੋਖੀ ਹੈ ਨਹੀਂ ਸੱਚ ਹੈ ਜੇ ਸੰਤੋਖੀ ਹੈ ਨਹੀਂ ਫਿਰ ਕੋਲ ਕੀ ਹੈ ਉਹਦੇ ਕੋਲ ਨੇ ਉਹਦੇ ਵਕਾਰ ਹੋਰ ਕੋਲ ਕੁਝ ਨਹੀਂ ਹੈ ਉਹਦੇ ਮਾਇਆ ਨਹੀਂ ਉਹਦੇ ਕੋਲ ਹੈ ਮਾਇਆ ਵੀ ਬਾਹਰ ਹੈ ਕੋੜ ਕੁਝ ਨਹੀਂ ਕੋੜ ਅਗਿਆਨਤਾ ਹੈ ਕੋੜ ਭਰਮ ਹੈ ਕੋੜ ਮੋਹ ਹੈ ਕੋੜ ਕ੍ਰੋਧ ਹੈ ਕੋੜ ਲੋਭ ਹੈ ਕੋੜ ਤ੍ਰਿਸ਼ਨਾ ਕੋੜ ਆਸ਼ਾ ਆਸਾ ਕੋੜ ਬੈਰ ਹੈ ਕੋੜ ਵਿਰੋਧ ਇਹ ਗੱਲਾਂ ਕੋੜ ਨੇ ਉਹਦੇ ਹੋਰ ਕੁਝ ਨਹੀਂ ਉਹਦੇ ਕੋਲ ਹੈ ਇਹ ਦੱਸੋ ਕੀ ਹੈ ਉਹਦੇ ਕੋਲ ਇੱਥੇ ਮਰ ਜਵੇ ਨਾਲ ਲੈ ਕੇ ਜਾਂਦਾ ਕੁਛ ਜੀਵਾਤਮਾ ਕੋਲ ਕੁਝ ਨਹੀਂ ਹੈ ਬਾਹਰ ਜਿਹੜਾ ਪਿਆ ਉਹਨੂੰ ਮੰਨਦਾ ਵੀ ਮੇਰਾ ਮੰਨੇ ਜੋ ਮਰਜੀ ਕੋਲ ਨਹੀਂ ਆਉਂਦੇ ਇਹ ਤਾਂ ਕੋਲ ਗੁਣ ਨੇ ਇਹ ਕੋਲ ਉਗਣ ਜੇ ਉਗਣ ਛੱਡਦੇ ਗੁਣ ਪੱਲੇ ਪੈ ਗਏ ਜੇ ਗੁਣ ਛੱਡਦੇ ਉਗਣ ਪੱਲੇ ਪੈ ਗਏ ਆਈ ਇਹਦੇ ਕੋਲ ਰਹਿਣਾ ਬਾਕੀ ਇਹਦੇ ਕੋਲ ਕੁਛ ਨਹੀਂ ਰਹਿਣਾ ਬਾਕੀ ਸਭ ਪਰਦ ਬਾਕੀ ਕੋਲ ਹੋਣ ਦਾ ਪਰਦ ਜੇ ਗੁਣ ਨੇ ਤਾਂ ਨਾਮ ਪੱਲੇ ਆ ਨਾਮ ਕੀ ਪੱਲੇ ਆ ਰੋਸ਼ਨੀ ਪੱਲੇ ਆ ਨਾਮ ਦੀਵਾ ਹੀ ਆ ਗਿਆਨ ਪੱਲੇ ਹੈ ਭਰਮ ਦਾ ਨਾਸ ਕਰਨ ਵਾਲਾ ਗਿਆਨ ਪੱਲੇ ਹੈ ਗੁਰਪ੍ਰਸਾਦ ਪਰਮ ਦਾ ਨਾਸ ਜੇ ਉਹ ਦੀਵਾ ਹੋ ਗਿਆ ਤਾਂ ਫਿਰ ਹਨੇਰਾ ਪੱਲੇ ਦੀਵਾ ਬੜੇ ਹਨੇਰਾ ਜਾਏ ਹਨੇਰਾ ਜਾਏ ਜੇ ਦੀਵਾ ਬਲ ਪਿਆ ਹਨੇਰਾ ਚਲਾ ਗਿਆ ਜੇ ਦੀਵਾ ਬੁਝਿਆ ਹੋਇਆ ਤਾਂ ਹਨੇਰਾ ਹੈਗਾ ਦੋ ਹੀ ਚੀਜ਼ਾਂ ਪੱਲੇ ਨੇ ਹੋਰ ਕੁਝ ਵੀ ਪੱਲੇ ਨਹੀਂ ਇਹਦੇ ਉੱਤੇ ਕਦੇ ਵੀ ਨਹੀਂ ਹੁੰਦਾ ਇਹਦੇ ਪੱਲੇ ਕੁਝ ਵੀ ਬਾਕੀ ਇਹਦੇ ਪੱਲੇ ਜੋ ਹੈ ਮੇਰਾ ਮੇਰਾ ਉਹ ਭਰਮ ਜਦ ਮੇਰੀ ਮੇਰੀ ਛੁੱਟ ਜਾਏ ਤਬ ਪ੍ਰਭ ਕਾਜ ਸਵਾਰਿਆ ਜਦੋਂ ਮੇਰੀ ਮੇਰੀ ਛੱਡ ਦਿੰਦਾ ਇਹਦਾ ਮਤਲਬ ਇਹਨੂੰ ਸਮਝ ਆ ਗਈ ਇਹਨੂੰ ਅਕਲ ਆ ਗਈ ਗਿਆਨ ਹੋ ਗਿਆ ਫਿਰ ਗਾਹਾਂ ਗਿਆਨ ਵਧਣ ਲੱਗ ਜਾਂਦਾ ਪ੍ਰਭ ਕਾਜ ਸਵਾਰਿਆ ਫਿਰ ਅੱਗੇ ਗਿਆਨ ਲੈਣ ਲੱਗਦਾ ਫਿਰ ਕਾਲ ਸਿਫਰਤਾ ਚਲੇ ਜਾਂਦਾ ਸਤਜੁਗ ਦੇ ਵਿੱਚ ਮਨ ਜਿਹੜਾ ਸੰਤੋਖੀ ਹੁੰਦਾ ਜੇ ਮਨ ਸੰਤੋਖੀ ਹੁੰਦਾ ਤਾਂ ਸੱਚ ਕਹਿਣ ਦੀ ਸਮਰੱਥਾ ਵੀ ਸੱਚ ਨੂੰ ਪਛਾਣਨ ਦੀ ਸੱਚ ਨੂੰ ਜਾਣਨ ਦੀ ਸਮਰੱਥਾ ਹੁੰਦੀ ਝੂਠ ਛੱਡਦਾ ਹੀ ਜਾਂਦਾ ਹੈ ਜਾਂ ਸੱਚ ਨੂੰ ਜਾਣ ਲੈਂਦਾ ਹੈ ਸੱਚ ਨੂੰ ਜਾਂ ਪਛਾਣ ਆ ਜਾਂਦੀ ਹੈ ਨਾ ਫਿਰ ਝੂਠ ਛੱਡ ਦਿੰਦਾ ਹੀਰਾ ਹੱਥ ਚੜਿਓ ਨਿਰਮੋਲਕ ਛੂਟ ਗਈ ਹੀਰਾ ਕੀ ਸੀ ਹੀਰਾ ਸੱਚ ਹੀਰਾ ਸੱਚ ਸੀ ਨਾ ਕਹਿੰਦਾ ਹੀਰਾ ਹੱਥ ਚੜਿਓ ਨਿਰਮੋਲਕ ਜਦੋਂ ਮੇਰੇ ਅਮੋਲਕ ਅਮੋਲਕ ਹੀਰਾ ਸੱਚ ਹੱਥ ਲੱਗ ਗਿਆ ਉੱਥੇ ਤੱਕ ਮੇਰਾ ਹੱਥ ਪਹੁੰਚ ਗਿਆ ਮੇਰੀ ਸੁਰਤ ਪਹੁੰਚ ਗਈ ਸ਼ਬਦ ਨਾਲ ਸੁਰਤ ਜਦ ਮਿਲ ਗਈ ਸੰਸਾਰ ਛੁੱਟ ਗਿਆ ਸੰਸਾਰ ਸੰਸਾਰੀ ਤਾਂ ਛੁੱਟਦੀ ਹੈ ਜੇ ਸੰਸਾਰ ਤੋਂ ਜ਼ਿਆਦਾ ਕੀਮਤੀ ਕੋਈ ਚੀਜ਼ ਪ੍ਰਾਪਤ ਹੋ ਜਾਵੇ ਜ਼ਿਆਦਾ ਕੋਈ ਹੁਣ ਕੋਈ ਆਦਮੀ ਜਾਂਦਾ ਖਜ਼ਾਨੇ ਕਿਸੇ ਦੇ ਘਰ ਕਿਸੇ ਰਾਜੇ ਦੇ ਮਹਿਲਾਂ 'ਚ ਵੜ ਜਾਂਦਾ ਜਾ ਕੇ ਉਹ ਇੱਕ ਤੋੜਦਾ ਉਹਦੇ 'ਚ ਮੋਹਰਾਂ ਨੇ ਚਾਂਦੀ ਦੇ ਰੁਪਈਏ ਆ ਕਮਰਾ ਖੋਲਦਾ ਚਾਂਦੀ ਦੇ ਰੁਪਏ ਥੈਲੀਆਂ ਭਰੀਆਂ ਹੋਈਆਂ ਉਹ ਉਹਦੇ ਨਾਲ ਆਪਣਾ ਬੋਝ ਜਿੰਨਾ ਹੈਗਾ ਬੰਨ ਹੁੰਦਾ ਤੇ ਬੰਨ ਲੈਂਦਾ ਮੈਂ ਇੰਨਾ ਚੱਕ ਲੂਗਾ ਦੋ ਆਦਮੀ ਨੇ ਆਪਣੇ ਜੋਗਾ ਬੰਨ ਲੈਂਦੇ ਪਰ ਇੱਕ ਹੋਰ ਖੋਲਦੇ ਨੇ ਕੁਝ ਜਮੋਰਾ ਨੇ ਫਿਰ ਉਹ ਡੋਲ ਕੇ ਉਹ ਮੋਰਾ ਚੱਕ ਲੈਂਦੇ ਨੇ ਕਿਉਂਕਿ ਬਿਲ ਜ਼ਿਆਦਾ ਵੱਡ ਗਈ ਕਹਿੰਦਾ ਛੱਡੋ ਇਹਨੂੰ ਰੁਪਈਆ ਨੂੰ ਚਾਂਦੀ ਦਾ ਕੀ ਕਰਨਾ ਆਪਾਂ ਨੇ ਸੋਨੇ ਦੀਆਂ ਮੋਹਰਾਂ ਚੱਕਦੇ ਆ ਫਿਰ ਉਹ ਤੀਆ ਕਮਰਾ ਖੋਲ ਲੈਂਦੇ ਨੇ ਉਹ ਜਿਹੇ ਹੀਰੇ ਪਏ ਨੇ ਫਿਰ ਮੋਰਾ ਵੀ ਡੋਲ ਦਿੰਦੇ ਰਹੋ ਵੀ ਨਾ ਕੀ ਕਰਾਂਗੇ ਆ ਹੀਰੇ ਚੱਕੋ ਇਹ ਜੋ ਗੱਲ ਹੈ ਜਦੋਂ ਕੋਈ ਕੀਮਤੀ ਚੀਜ਼ ਮਿਲਦੀ ਹੈ ਫਿਰ ਘੱਟ ਕੀਮਤੀ ਆਪੇ ਹੀ ਛੱਡ ਦਿੰਦਾ ਸਾਈਕਲ ਕਾਹਦੇ ਛੱਡ ਗਿਆ ਸਕੂਟਰ ਮਿਲ ਗਿਆ ਸਾਈਕਲ ਆਪੇ ਛੁੱਟ ਗਏ ਨਵਾਂ ਸਾਈਕਲ ਮਿਲ ਗਿਆ ਪੁਰਾਣੇ ਨੂੰ ਆਪੇ ਨਹੀਂ ਕਰਦਾ ਚਲਾਉਣ ਨੂੰ ਕਹਿੰਦਾ ਹੁਣ ਪੁਰਾਣਾ ਹੱਥ ਨਹੀਂ ਲੱਗਦਾ ਹੱਥ ਨਹੀਂ ਲੱਗਦਾ ਹੀ ਕਹਿੰਦਾ ਐਂ ਨਹੀਂ ਕਹਿੰਦਾ ਜੇ ਨਵਾਂ ਵੀ ਸਾਈਕਲ ਹੋਵੇ ਸਕੂਟਰ ਚੱਲਣ ਲੱਗੇ ਕਹਿੰਦਾ ਮੋਟਰਸਾਈਕਲ ਤਾਂ ਚੱਲਦਾ ਹੀ ਨਹੀਂ ਇਹ ਨਹੀਂ ਕਹਿੰਦਾ ਵੀ ਵੇਚਦੀ ਹੈ ਸਾਈਕਲ ਤੇ ਬੈਠਣ ਬੇਇੱਜ਼ਤੀ ਮਹਿਸੂਸ ਕਰਦਾ ਦੀ ਕਹਿੰਦਾ ਐ ਕਹਿੰਦਾ ਹੁਣ ਤਾਂ ਚੱਲਦਾ ਹੀ ਨਹੀਂ ਸਾਈਕਲ ਹੈਂਡਲ ਨਹੀਂ ਸਾਹ ਹੁੰਦਾ ਜਿਉਂ-ਜਿਉਂ ਆਦਮੀ ਨੂੰ ਚੰਗਾ ਕੁਝ ਮਿਲਦਾ ਜਾਂਦਾ ਹੈ ਤੇ ਉਹ ਮਾੜਾ ਜਿਹੜਾ ਉਹ ਸਮਝਦਾ ਜਿਹਨੂੰ ਮਾੜਾ ਛੱਡਦਾ ਚਲਾ ਜਾਂਦਾ ਇਹ ਮੈਂ ਨਾਮ ਦੀ ਗੱਲ ਹੈ ਜਿਹੜਾ ਸੰਸਾਰ ਦਾ ਗਿਆਨ ਹੈ ਪੜਨ ਵਾਲਾ ਵੀ ਗਿਆਨ ਹੈ ਸਿਮਰਨ ਸ਼ਾਸਤਰਾਂ ਵਾਲਾ ਵੀ ਗਿਆਨ ਹੈ ਲੋਕ ਕਥਾਵਾਂ ਕਰਦੇ ਨੇ ਪਰ ਜਦੋਂ ਇਹ ਗਿਆਨ ਮਿਲ ਜਾਂਦਾ ਨਾ ਦੇਖੋ ਕਬੀਰ ਕੋਲ ਗਿਆਨ ਹੈ ਕਿੱਡਾ ਬੜਾ ਵਿੱਚ ਲਿਖਿਆ ਹੋਇਆ ਉਹਨੇ ਗ੍ਰੰਥ ਹੁਣ ਵੀ ਲੋਕ ਪੜ੍ਹਦੇ ਨੇ ਉਹਨੂੰ ਬਹੁਤ ਬੜਾ ਕਵੀ ਸੀ ਕਬੀਰ ਪਰ ਜਦੋਂ ਉਹਨੂੰ ਇਹ ਗਿਆਨ ਮਿਲਿਆ ਦੂਜਾ ਜਿਹੜਾ ਗੁਰੂ ਗ੍ਰੰਥ ਸਾਹਿਬ ਦਰਜਾ ਹੈ ਆਪਣੇ ਦਰਜਾ ਹੈ ਬਾਣੀ ਉਹ ਛੱਡ ਦਿੱਤਾ ਉਹ ਛੱਡੇ ਨਹੀਂ ਦਿੱਤਾ ਪਛਤਾਵਾ ਵੀ ਕੀਤਾ ਕਹਿੰਦਾ ਸਗਲ ਜਨਮ ਸ਼ਿਵਪੁਰੀ ਗਵਾਇਆ ਜਿਹੜਾ ਸ਼ਿਵਪੁਰੀ 'ਚ ਬੈਠ ਕੇ ਸ਼ਿਵਪੁਰੀ ਦੇ ਗਿਆਨ ਦੇ ਅਨੁਸਾਰ ਜਿਹੜੀ ਕਵਿਤਾ ਲਿਖੀ ਉਹਦੇ ਉਹ ਕਹਿੰਦਾ ਮੈਂ ਤਾਂ ਜਨਮ ਹੀ ਖਰਾਬ ਕੀਤਾ ਉਹਨਾਂ ਚਿਰ ਘਟਿਆ ਸੀ ਗਿਆਨ ਤਾਂ ਉਹ ਕਹਿੰਦਾ ਹੀਰਾ ਹੱਥ ਦੇਖੋ ਹੱਡ ਵੀ ਧੀਆ ਹੋ ਜਾਂਦੀ ਇਹ ਗਿਆਨ ਸੀ ਉਹਦੇ ਕੋਲ ਪਹਿਲਾਂ ਵੀ ਜਿਹੜੀ ਮਾਲਾ ਫਿਰਦਾ ਸੀ ਹੀਰਾ ਹੱਥ ਚੜਿਓ ਨਿਰਮੋਲ ਘਾਟ ਤੀ ਸੁਣਾ ਰਿਹਾ ਜਦੋਂ ਮੇਰੇ ਆ ਹੀਰਾ ਨਿਰਮੋਲ ਘਾਟ ਚੜ ਗਿਆ ਉਹ ਸੰਸਾਰੀ ਘਾਟ ਛੱਡ ਦਿੱਤਾ ਮੈਂ ਛੁੱਟ ਗਈ ਸੰਸਾਰੀ ਘਾਟ ਛੱਡ ਸੱਚ ਬੋਲਣ ਦੀ ਸਮਰੱਥਾ ਸੰਸਾਰੀ ਆਦਮੀ ਵਿੱਚ ਨਹੀਂ ਅਸੀਂ ਕਹਿੰਦੇ ਆ ਜਿਹਨੂੰ ਮਾਪੇ ਮਾਪੇ ਨਹੀਂ ਹੈਗੇ ਗੁਰਬਾਣੀ ਤਾਂ ਹੀ ਰੱਦ ਕਰਦੀ ਹੈ ਸਾਡੀ ਭਾਸ਼ਾ ਹੀ ਝੂਠੀ ਹੈ ਕਿਉਂਕਿ ਜੋ ਕੁਝ ਦੀਦਾ ਸਭ ਝੂਠ ਹੈ ਪਿੱਛੇ ਅਸੀਂ ਪੜਿਆ ਹੈ ਕੂੜ ਰਾਜਾ ਕੂੜ ਪਰਜਾ ਕੂੜ ਸਭ ਸੱਤਾ ਜੋ ਅੱਖ ਨੂੰ ਦੀਦਾ ਸਭ ਝੂਠ ਹੈ ਜੋ ਅੱਖ ਨੂੰ ਦੀਦਾ ਉਹਦੇ ਆਧਾਰ ਤੇ ਸਾਡੀ ਬੋਲੀ ਹੈ ਬੋਲੀ ਵੀ ਸਾਡੀ ਕੀ ਹੈ ਜਿਹੜਾ ਸਾਨੂੰ ਦੀਦਾ ਹੈ ਉਹ ਸਾਡਾ ਬਾਪ ਹੈ ਹੁਣ ਨਾ ਤਾਂ ਆਤਮਾ ਕਰਕੇ ਉਹ ਬਾਪ ਹੈ ਨਾ ਸਰੀਰ ਕਰਕੇ ਬਾਪ ਕੀ ਕਿਹਦਾ ਜਿਹੜਾ ਬੋਲਦਾ ਉਹਦਾ ਬੋਲਦਾ ਕੁਝ ਹੋਰ ਹੈ ਜਿਹੜਾ ਸਰੀਰ 'ਚ ਬੋਲਦਾ ਕੌਣ ਹੈ ਉਹ ਆਤਮਾ ਹੈ ਆਤਮਾ ਤੋਂ ਆਤਮਾ ਪੈਦਾ ਨਹੀਂ ਹੋ ਸਕਦੀ ਇੱਕ ਆਤਮਾ ਤੋਂ ਦੋ ਆਤਮਾ ਨਹੀਂ ਪੈਦਾ ਹੋ ਸਕਦੀ ਪ੍ਰਾਤਮਾ ਜੋ ਆਤਮਾ ਪੈਦਾ ਹੋ ਸਕਦੀ ਹੈ ਪ੍ਰਾਤਮਾ ਸਭ ਦੀ ਅੰਦਰ ਆਪਣੀ ਆਪਣੀ ਵੱਖਰੀ ਹੈ ਜਿਹਨੂੰ ਗੁਰ ਕਿਹਾ ਹੋਇਆ ਮੈਂ ਆਪਣਾ ਗੁਰ ਪੂਛ ਦੇਖਿਆ ਆਪਣਾ ਗੁਰ ਸਾਬਕਾ ਬਾਪ ਸਾਬਕਾ ਬਾਪ ਆਪਣਾ ਵੱਖਰਾ ਵੱਖਰਾ ਬਾਪ ਹੈ ਸਭ ਦਾ ਜਿੱਥੋਂ ਮੰਨਦਾ ਜਨਮ ਹੁੰਦਾ ਹੈ ਜਿਹੜਾ ਸਾਡਾ ਮੂਲ ਹੈ ਮੂਲ ਆਪਣਾ ਮੂਲ ਪਛਾਣ ਆਪਣਾ ਮੂਲ ਕਹਤੇ ਕਿ ਮਨ ਤੂੰ ਜੋਤ ਸਰੂਪ ਹੈ ਆਪਣਾ ਕਿਉਂਕਿ ਤੇਰਾ ਆਪਣਾ ਵੱਖਰਾ ਹੈ ਸਾਰਿਆਂ ਦਾ ਆਪਣਾ ਆਪਣਾ ਵੱਖਰਾ ਮੂਲ ਜਿਹੜਾ ਮੂਲ ਹੁੰਦਾ ਕਿਸੇ ਦਰਖਤ ਦਾ ਉਸ ਤੋਂ ਬਾਅਦ ਇਹ ਦਰਖਤ ਉੱਤੇ ਫੁੱਟਦਾ ਨਾ ਤੇ ਦਰਖਤ ਦਾ ਹਰੇਕ ਦਾ ਆਪਣਾ ਆਪਣਾ ਮੂਲ ਵੱਖਰਾ ਹੁੰਦਾ ਆਪਣਾ ਮੂਲ ਪਛਾਣ ਉਹ ਮੈਂ ਆਪਣਾ ਗੁਰ ਪੁੱਛ ਦੇਖਿਆ ਗੁਰਬਾਣੀ ਦਾ ਜਿਹੜਾ ਹੈ ਨਾ ਨਿਸ਼ਾਨਾ ਟਾਰਗੇਟ ਉਹ ਸਿਰਫ ਜੋਤ ਤੇ ਟਿਕਿਆ ਹੋਇਆ ਜਾਣੋ ਜੋਤ ਨਾ ਪੁੱਛੋ ਜਾਂਦੀ ਗੁਰਬਾਣੀ ਨੇ ਜੋਤ ਕੀ ਹੈ ਇਹ ਪੜਾ ਰਹੀ ਹੈ ਗੁਰਬਾਣੀ ਸਮਝਾ ਰਹੀ ਹੈ ਕਹਿ ਲੋ ਪੜਾਉਣਾ ਸਮਝਾਉਣਾ ਕੋਈ ਗੱਲ ਹੁੰਦੀ ਹੈ ਗੁਰਬਾਣੀ ਦਾ ਵਿਸ਼ਾ ਜੋਤ ਕੀ ਹੈ ਸੰਸਾਰ ਦਾ ਵਿਸ਼ਾ ਜੋਤ ਕੀ ਹੈ ਸੰਸਾਰ ਦਾ ਵਿਸ਼ਾ ਜੋਤ ਕੀ ਹੈ ਕਿਸੇ ਯੂਨੀਵਰਸਿਟੀ ਦਾ ਵਿਸ਼ਾ ਹੀ ਨਹੀਂ ਹੈ ਜੋਤ ਕੀ ਹੈ ਸੰਸਾਰ ਸੰਸਾਰੀ ਭਾਸ਼ਾ ਨੇ ਨਹੀਂ ਸੰਸਾਰ ਨੂੰ ਲੋੜ ਹੈ ਜੋਤ ਕੀ ਹੈ ਸੰਸਾਰ ਨੂੰ ਲੋੜ ਨਹੀਂ ਇਸ ਗੱਲ ਦੀ ਰਾਜੇ ਨੂੰ ਲੋੜ ਨਹੀਂ ਹੈ ਇਸ ਗੱਲ ਦੀ ਜੇ ਰਾਜੇ ਨੇ ਜੋਤ ਬਾਰੇ ਪੜ੍ਹਾਈ ਪੜਾਤੀ ਫਿਰ ਤਾਂ ਰਾਜੇ ਦੀ ਜੋਤ ਅਰ ਪੜਾਤੀ ਦੀ ਜੋਤ ਇੱਕੋ ਹੀ ਹੈ ਫਿਰ ਤਾਂ ਰਾਜੇ ਦਾ ਧਾਦ ਕਿਉਂ ਦੇਤਾ ਉਹਦਾ ਰਾਜੇ ਦਾ ਰਾਜ ਗਿਆ ਉਹਦਾ ਸੁਪੀਰੀਅਰ ਬਣਿਆ ਬੈਠਾ ਉਹਦਾ ਸਾਰਿਆਂ ਦਾ ਸੁਪੀਰੀਅਰ ਬਣਿਆ ਬੈਠਾ ਤੇ ਇਹਨਾਂ ਸੁਪੀਰੀਅਰ ਰਹਿਣ ਦੇਣਾ ਇਹਨੇ ਬਰਾਬਰ ਕਰ ਦੇਣਾ ਬਲਕਿ ਜੇ ਕੋਈ ਸਚਿਆਰਾ ਹੈਗਾ ਭਗਤ ਜਿਹਨੂੰ ਆਪਾਂ ਕਹਿੰਦੇ ਆ ਜਿਹਨੂੰ ਕੋਈ ਨਹੀਂ ਪੁੱਛਦਾ ਸਾਰੇ ਰਾਜ 'ਚ ਉਹਨੂੰ ਇਹਨੇ ਰਾਜ ਨੂੰ ਵੱਡਾ ਨੂੰ ਬਰਦਾਸ਼ਤ ਕਰਨ ਦੀ ਜੂ ਇਹ ਗੱਲ ਵਿੱਚੋਂ ਕੋਈ ਵੱਡਾ ਰਾਜਾ ਬਰਦਾਸ਼ਤ ਕਰੂਗਾ ਆਪਣੇ ਬਾਪ ਤੋਂ ਸਵਾਲ ਨਹੀਂ ਕਿਸੇ ਨੂੰ ਕਰਦਾ ਆਪਣੇ ਬਾਪ ਨੂੰ ਤਾਂ ਭਾਵੇਂ ਵੱਡਾ ਮੰਨ ਲਵੇ ਰਾਜਾ ਆਪਣੀ ਮਾਂ ਨੂੰ ਵੱਡਾ ਮੰਨ ਲਵੇ ਦਾਦੇ ਬਾਬੇ ਨੂੰ ਵੱਡਾ ਮੰਨ ਲਵੇ ਉਦਾਂ ਨਹੀਂ ਮੰਨਦਾ ਕਿਸੇ ਨੂੰ ਵੱਡਾ ਇਹ ਕਹਿੰਦੇ ਗੁਰਬਾਣੀ ਕਹਿੰਦੀ ਹੈ ਕਿ ਆਪਣੇ ਗੁਰੂ ਨੂੰ ਵੱਡਾ ਮੰਨ ਲਵੇ ਉਹ ਵੀ ਬਾਪ ਦੇ ਸਮਝ ਹੁੰਦਾ ਕਿ ਭਗਤ ਬਰਾਬਰ ਔਰ ਨਾ ਹੋਏ ਪੰਡਤ ਸੂਰ ਛਤਰਪਤੀ ਰਾਜਾ ਪੰਡਤ ਤਾਂ ਹੈ ਪੰਡਤ ਰਾਜ ਦਾ ਗੁਰੂ ਬਣੇ ਹੋਇਆ ਪੰਡਤ ਤਾਂ ਆ ਗਿਆ ਪੰਡਤ ਨੂੰ ਰਾਜੇ ਨੇ ਗੁਰੂ ਮੰਨਿਆ ਹੋਇਆ ਸੂਰਮੇ ਜਿਹੜੇ ਹੁੰਦੇ ਨੇ ਰਾਜੇ ਆਪ ਵੀ ਹੁੰਦੇ ਨੇ ਸੂਰਮੇ ਨੂੰ ਰਾਜੇ ਸੈਨਾਪਤੀ ਵੀ ਬਣਾਉਂਦੇ ਨੇ ਤਿੰਨੇ ਗਣਸ ਪੰਡਤ ਸੂਰ ਛਤਰਪਤੀ ਰਾਜਾ ਇਹੀ ਕਚਹਿਰੀ ਤੇ ਹੁੰਦੇ ਨੇ ਮਾਲਕ ਇਹਨਾਂ ਦੇ ਸੱਤੇ ਹੀ ਰਾਜ ਗਿਆ ਹੋਇਆ ਰਾਜੇ ਇਹਨਾਂ ਦੇ ਸੱਤੇ ਗਿਆ ਹੋਇਆ ਪੰਡਤ ਕੌਣ ਹੈ ਵਜ਼ੀਰ ਹੈ ਉਹਦਾ ਸੂਰਮਾ ਦਾ ਸੈਨਾਪਤੀ ਹੈ ਛਤਰਪਤੀ ਰਾਜਾ ਆਪੇ ਤਿੰਨਾਂ ਦੇ ਸਿਰ ਤੇ ਰਾਜ ਟਿਕਿਆ ਹੈ ਪਾਗਲ ਦੇ ਬਰਾਬਰ ਤਨੇ ਨਹੀਂ ਹਨ ਰਾਜੇ ਨੂੰ ਕਿਥੋਂ ਬਰਦਾਸ਼ਤ ਹਜਮ ਕਰ ਲੂ ਰਾਜਾ ਇਹ ਗੱਲ ਨਾ ਪੜਦਾ ਹਜਮ ਕਰੇ ਗੱਲ ਨੂੰ ਨਾ ਉਹਦਾ ਸੈਨਾਪਤੀ ਹਜਮ ਕਰੇ ਗੱਲ ਨੂੰ ਨਾ ਰਾਜਾ ਹਜਮ ਕਰੇ ਗੱਲ ਉਹਨੇ ਬੜਾਈ ਬੜਾ ਕੇ ਪੱਟੀ ਮੇਸ ਕਰਾਉਣੀ ਆਪਣੀ ਉਹ ਕਦੇ ਬੜਾਊਗਾ ਇਸ ਕਰਕੇ ਜਿੰਨੀਆਂ ਸਰਕਾਰਾਂ ਨੇ ਅੱਜ ਤੱਕ ਦੀਆਂ ਇਸ ਪੜ੍ਹਾਈ ਤੋਂ ਖਿਲਾਫ ਰਹੀਆਂ ਨੇ ਰਹਿਣਗੀਆਂ ਵੀ ਰਹਿਣਗੀਆਂ ਔਰ ਜਿਹੜਾ ਰਾਜ ਕਰੇਗਾ ਖਾਲਸਾ ਵਾਲੇ ਤੇ ਕਿਵੇਂ ਮੇਲ ਖਾਂਦੇ ਨੇ ਜਾ ਕੇ ਤਾਂ ਹੀ ਛੱਡ ਕੇ ਗੁਰਮਤ ਇਹ ਗੁਰਮਤ ਛਡਾ ਦਿੰਦੀ ਹੁੰਦੀ ਹੈ ਆਪੇ ਛਡਾ ਦੇਣੀ ਹੈ ਤਾਂ ਰਾਜਾ ਤਾਂ ਨੂੰ ਬਰਦਾਸ਼ਤ ਨਹੀਂ ਕਰ ਸਕਦਾ ਰਾਜੇ ਤਾਂ ਖਿਲਾਫ ਹੈ ਸਾਰੀ ਗੱਲੇ ਖਿਲਾਫ ਹੈ ਰਾਜੇ ਨਾਲ ਹੀ ਮੇਲ ਖਾਂਦੀ ਹੈ ਗੱਲ ਇਹ ਪਰਮੇਸ਼ਰ ਨੂੰ ਕੋਈ ਹਰ ਸਮਾਨ ਨਹੀਂ ਰਾਜਾ ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਵਾਜਾ ਹੁਣ ਆ ਕਹਿ ਕੇ ਕਚਹਿਰੀ ਦੇ ਵਿੱਚ ਜੇ ਕੋਈ ਪੜੇ ਤਾਂ ਰਾਜੇ ਦੀ ਤਾਂ ਹੋ ਗਈ ਸਵਾ ਉਹ ਤਾਂ ਉਹਦਾ ਤਾਂ ਹੋ ਗਏ ਸਾਰੇ ਬਾਕੀ ਰਾਜਾ ਨਹੀਂ ਇਹਨੂੰ ਪੜਨ ਦਿੰਦੇ ਹੁੰਦੇ ਇਸ ਕਰਕੇ ਰਾਜ ਭਾਸ਼ਾ ਤਾਂ ਨਹੀਂ ਬਣ ਸਕਦੀ ਇਹ ਸੱਚੀ ਭਾਸ਼ਾ ਜਿਹੜੀ ਹੈ ਸੰਸਾਰ ਦੇ ਮਤਲਬ ਦੀ ਨਹੀਂ ਹੈ ਇੱਥੇ ਦੀ ਭਾਸ਼ਾ ਹੀ ਨਹੀਂ ਹੈ ਇਹ ਸੱਚੀ ਬਾਣੀ ਤਾਂ ਸੱਚਖੰਡ ਦੀ ਬਾਣੀ ਹੈ ਇਹ ਉੱਥੇ ਦੀ ਬੋਲੀ ਹੈ ਜਿਹਨੇ ਜਾਣਾ ਸੱਚਖੰਡ ਉਹਨੂੰ ਇਹ ਬੋਲੀ ਸਿੱਖਣੀ ਪੈਣੀ ਜਿਹਨੇ ਇੱਥੇ ਰਹਿਣਾ ਉਹਨੂੰ ਕੋਈ ਲੋੜ ਨਹੀਂ ਵਿਦਵਾਨਾਂ ਨੂੰ ਕੋਈ ਲੋੜ ਨਹੀਂ ਇਹਦੀ ਕੋਈ ਕਿਸੇ ਨੇ ਜਿਹੜੇ ਦੇਸ਼ 'ਚ ਜਾ ਕੇ ਬਸਣ ਪਹਿਲਾਂ ਉੱਥੇ ਦੀ ਬੋਲੀ ਸਿੱਖੂ ਤਾਂ ਹੀ ਜਾ ਕੇ ਬਸੂਣਾ ਉੱਥੇ ਬੋਲਣਾ ਕੀ ਹੈ ਜਾ ਕੇ ਕਿਵੇਂ ਬੋਲਣਾ ਉੱਥੇ ਦੀ ਬੋਲੀ ਉਹ ਨਹੀਂ ਜਾਣਦਾ ਜਾਊਗਾ ਸੱਚ ਨੂੰ ਜਾਣਨਾ ਸੱਚ ਨੂੰ ਪਛਾਣਨਾ ਇਹ ਤੋਂ ਪਹਿਲਾਂ ਸੱਚ ਨਹੀਂ ਬੋਲਿਆ ਜਾ ਸਕਦਾ ਇਹ ਸੱਚੀ ਬਾਣੀ ਹੈ ਸੱਚੀ ਬਾਣੀ ਸਾਡੀ ਬੋਲੀ ਝੂਠੀ ਬੋਲੀ ਹੈ ਸਾਡੀ ਬੋਲੀ ਤਾਂ ਹੀ ਬਹੁਤ ਸਭ ਕੁਝ ਰੱਦ ਕਰਤਾ ਸਾਡਾ ਜੰਮਣ ਮਰਨਾ ਵੀ ਰੱਦ ਕਰਤਾ ਨਾ ਕਿਛ ਜਨਮਾ ਨਾ ਕਿਛ ਮਰਾ ਲੈ ਲੋ ਕੌਣ ਮੰਨੂ ਇਹਨੂੰ ਵਿਦਵਾਨ ਮੰਨ ਲੈਣ ਛੱਡਿਆ ਹੀ ਕੱਖ ਨਹੀਂ ਸੰਸਾਰੀ ਬੋਲੀ ਦਾ ਇਹਨੇ ਤੇ ਯੂਨੀਵਰਸਿਟੀ ਵਾਲੇ ਗੁਰਬਾਣੀ ਦੀ ਸਟੱਡੀ ਕਰਦੇ ਨੇ ਤੁਸੀਂ ਕਿਵੇਂ ਕਰ ਲਓਗੇ ਸਟੱਡੀ ਪਹਿਲਾਂ ਪਹਿਲਾਂ ਜਿਹੜਾ ਪਹਿਲਾਂ ਪੜਿਆ ਹੋਇਆ ਨਾ ਇਹਨੂੰ ਅਨਪੜਿਆ ਕਰ ਲੋ ਜਿਹੜੀ ਉਹ ਪੰਕਤੀ ਹੈ ਨਾ ਪੜਿਆ ਅਨਪੜਿਆ ਪਰਮਗਤ ਪਾਵੇ ਇੱਥੇ ਆਪ ਸਮਝ ਆ ਸਕਦੀ ਹੈ ਕੀ ਗੱਲ ਹੈ ਜੋ ਪੜਿਆ ਸੰਸਾਰ ਦਾ ਰਾਜੇ ਦਾ ਜੋ ਸੰਸਾਰੀ ਪੜ੍ਹਾਈ ਪੜੀ ਹੈ ਜਿੰਨਾ ਜਿਹਨੇ ਨੂੰ ਅਨਪੜਿਆ ਨਹੀਂ ਨਾ ਕਰਦੇ ਗੁਰਬਾਣੀ ਨਹੀਂ ਆ ਸਕਦੀ ਇਹ ਪਰਮਗਤੀ ਹੈ ਪਰਮਗਤੀ ਕਿਹਨੂੰ ਕਹਿੰਦੇ ਨੇ ਸਵਾਲ ਉਠਿਆ ਪਰਮਗਤੀ ਕੀ ਹੁੰਦੀ ਇੱਕ ਹੁੰਦੀ ਹੈ ਗਤੀ ਗਤੀ ਹੁੰਦੀ ਹੈ ਉਹਦੇ ਬੁੱਧੀ ਦਾ ਵਿਕਾਸ ਹੁੰਦਾ ਕਿਸੇ ਹੱਦ ਤੱਕ ਬੁੱਧੀ ਵਧਦੀ ਹੈ ਬੁੱਧੀ ਦੇ ਵਿੱਚ ਗਿਆਨ ਵਧੀ ਜਾਂਦਾ ਵਧੀ ਜਾਂਦਾ ਪਰ ਮਾਇਆ ਦੇ ਅੰਦਰ ਹੀ ਰਹਿੰਦਾ ਗਿਆਨ ਬਾਹਰ ਨਹੀਂ ਜਾ ਸਕਦਾ ਪਰਮ ਗਤੀ ਉਹ ਗਿਆਨ ਹੈ ਜਿਹੜਾ ਮਾਇਆ ਟਪਾ ਦਿੰਦਾ ਹੱਦਾਂ ਮਾਇਆ ਦੇ ਪਾਲ ਲੈ ਜਾਂਦਾ ਪਰਮ ਗਤੀ ਰੁਕਦਾ ਹੀ ਨਹੀਂ ਮਾਇਆ ਇਹਨੂੰ ਰੋਕੇ ਨਹੀਂ ਸਕਦੀ ਤਿੰਨਾਂ ਹੀ ਲੋਕਾਂ ਤੋਂ ਬਾਹਰ ਚਲਾ ਜਾਂਦਾ ਹੈ ਗਿਆਨ ਕਿਵੇਂ ਚਲਾ ਜਾਂਦਾ ਜਬ ਤਾਨ ਤੇਰੇ ਪਾ ਕਬੀਰ ਕੀ ਕਹਿੰਦੇ ਤਾਨ ਤੇਰੇ ਪਾ ਬਣ ਮੈਂ ਰਹਾ ਸਮਾਏ ਪਹਿਲਾ ਮੇਰਾ ਜਿਹੜਾ ਮਨ ਅੰਦਰਲਾ ਸਰੀਰ ਹੈ ਤਿੰਨਾ ਬਣਾ ਦੇ ਵਿੱਚ ਰਹਿੰਦਾ ਸੀ ਮਰ ਜਾਂਦਾ ਸੀ ਤੇਰੇ ਤੇ ਚਲੇ ਜਾਂਦਾ ਸੀ ਉਤਰੇ ਤਾ ਉਹ ਦੁਤੇੜਾ ਹੈ ਉਥੇ ਤੇ ਉਹਦੇ ਬਾਅਦ ਗਰਭ ਚ ਆ ਗਿਆ ਦੁਆਪਰ ਜਾ ਜਾਂਦਾ ਸੀ ਹੁਣ ਕਲਯੁਗ ਹੈਗਾ ਹੀ ਹੈਗਾ ਚੌਥੇ ਯੁੱਗ ਤਾਂ ਜਾਂਦਾ ਹੀ ਨਹੀਂ ਸੱਚ ਸਤਜੁਗ ਤਾਂ ਜਾ ਹੀ ਨਹੀਂ ਸਕਦਾ ਸਤਜੁਗ ਦਾ ਜਾ ਜਾਊਗਾ ਜਾਂ ਸੱਚੀ ਬਾਣੀ ਨੂੰ ਸਮਝ ਆ ਜੂਗੀ ਸੱਚ ਦੀ ਸਮਝ ਆ ਜੂਗੀ ਤਨ ਤ੍ਰੇ ਭਵਨ ਮੇ ਰਹਾ ਸਮਾਏ ਪਸੋ ਹੀ ਚਲੀ ਜਾਂਦਾ ਸੀ ਤਿੰਨਾਂ ਗੁਣਾ ਦੇ ਵਿੱਚ ਤਿੰਨਾਂ ਭਵਨਾ ਦੇ ਵਿੱਚ ਜਬ ਤ੍ਰੇ ਤਨ ਮਾਹੇ ਸਮਾਵਾ ਜਦ ਤਿੰਨਾਂ ਲੋਕਾਂ ਦਾ ਗਿਆਨ ਮੇਰੇ ਅੰਦਰ ਹੀ ਹੋ ਗਿਆ ਤਿੰਨੇ ਲੋਕ ਮੈਂ ਸਮਝ ਲਏ ਕਿ ਇਹ ਤਾਂ ਝੂਠ ਹੈ ਸਾਰਾ ਜਿਹੜੀ ਝੂਠ ਸਾਰਾ ਹੀ ਸਮਝ ਲਿਆ ਕਹਿਣ ਦਾ ਮਤਲਬ ਹੈ ਜਿੱਦਣ ਸਾਰਾ ਹੀ ਝੂਠ ਸਮਝ ਲਿਆ ਉਦੋਂ ਸੱਚ ਦਾ ਵੀ ਪਤਾ ਲੱਗ ਜਾਂਦਾ ਬਾਕੀ ਜੋ ਬਚ ਗਿਆ ਉਹ ਸੱਚ ਹੈ ਚੌਲਾਂ ਦੇ ਵਿੱਚ ਬਰੀਕ ਉਹ ਪੱਥਰ ਮਿਲਿਆ ਹੋਇਆ ਚਿੱਟਾ ਚਿੱਟਾ ਪੱਥਰ ਬਣਾ ਨੇ ਚੌਲਾਂ 'ਚ ਵੀ ਦਿਖੇ ਨਾ ਜਦ ਸਾਰਾ ਹੀ ਪੱਥਰ ਇੱਕ ਪਾਸੇ ਕੱਢਦਾ ਆ ਚੌਲ ਚੁੱਕ ਕੇ ਇੱਕ ਪਾਸੇ ਕੱਢ ਲੈ ਇੱਕ ਚੀਜ਼ ਚੁਗ ਲਈ ਪਰ ਸਾਰੀ ਉਹ ਬਾਕੀ ਜੋ ਬਚਿਆ ਜਦੋਂ ਚੌਲ ਪਾਸੇ ਕੱਢ ਲੈ ਤਾਂ ਬਾਕੀ ਪੱਥਰ ਬਚ ਗਿਆ ਜੇ ਪੱਥਰ ਪਾਸੇ ਕੱਢਦੇ ਤਾਂ ਬਾਕੀ ਚੌਲ ਬਚ ਗਏ ਤਾਂ ਚੋੜ ਚੁੱਕ ਕੇ ਇੱਕ ਪਾਸੇ ਕੱਢ ਦਿੱਤਾ ਤਾਂ ਬਾਕੀ ਜੋ ਬਚਿਆ ਉਹ ਸੱਚ ਬਚ ਜਦ ਤ੍ਰਿਪਵਣ ਤਨ ਮਾਹੇ ਸਮਾਵਾ ਤਬ ਪਉ ਭਾਨ ਭਰੋਸੋ ਆਵਾ ਫਿਰ ਪਤਾ ਲੱਗਿਆ ਵੀ ਸੂਰਜ ਜਿਹੜਾ ਹੈ ਨਾ ਗਿਆਨ ਹੈ ਜਿਹੜਾ ਆਤਮ ਗਿਆਨ ਹੈ ਬ੍ਰਹਮ ਗਿਆਨ ਹੈ ਉਹ ਕੀ ਚੀਜ਼ ਹੈ ਭਉ ਭਾਨ ਭਾਨ ਸੂਰਜ ਨੂੰ ਕਹਿੰਦੇ ਨੇ ਉਸ ਭਾਨ ਸੂਰਜ ਵਰਗੇ ਚਾਨਣ ਦਾ ਫੇਰ ਪਤਾ ਲੱਗਿਆ ਵੀ ਹਾਂ ਹੁੰਦਾ ਹੈ ਸੂਰਜ ਵੀ ਪਹਿਲਾਂ ਤਾਂ ਐਸੇ ਸੂਰਜ ਦੀ ਪੂਜਾ ਕਰੀ ਜਾਂਦੇ ਨੇ ਐਸੇ ਸੂਰਜ ਦੀ ਪੂਜਾ ਕਰੀ ਜਾਂਦੇ ਨੇ ਫੇਰ ਪਤਾ ਲੱਗਿਆ ਅਸਲੀ ਸੂਰਜ ਕੌਣ ਹੈ ਉਸ ਸੂਰਜ ਦੇ ਤਾਂ ਚਰਨਾ ਚ ਨਿਵਾਸ ਕਰਨਾ ਇਹਦੇ ਨਾਲ ਨੂੰ ਤਾਂ ਜਾ ਕੇ ਦੇਖੋ ਚਰਨਾ ਚ ਇਹ ਤਾਂ ਦੂਰੋਂ ਹੀ ਔਖਾ ਕਰ ਦਿੰਦਾ ਹੁਣ ਕਹਿੰਦੇ ਜੇ ਥੋੜੀ ਜੀ ਟੈਂਪਰੇਚਰ ਵੱਧ ਗਈ ਗਏ ਉਹਦੇ ਨੇੜੇ ਨੂੰ ਤਾਂ ਹੋ ਕੇ ਦੇਖੋ ਉਹ ਤਾਂ ਸੂਰਜ ਠੰਡਾ ਹੈ ਜਿੱਦੀ ਇਹ ਗੱਲ ਕਰ ਸਕਦੇ ਜਿਹਦੀ ਗੱਲ ਗੁਰਬਾਣੀ ਕਰਦੀ ਹੈ ਉਹ ਤਾਂ ਹੈ ਉਹ ਤਾਂ ਸ਼ੀਤਲ ਹੈ ਸੂਰਜ ਲਾਈਟ ਜ਼ਰੂਰ ਹੈ ਸੂਰਜ ਵਰਗੀ ਪਰ ਕਰੋੜਾਂ ਸੂਰਜਾਂ ਨਾਲੋਂ ਵੀ ਜ਼ਿਆਦਾ ਲਾਈਟ ਹੁੰਦਾ ਜੇ 100 ਚੰਦਾ ਉਗਵੇ ਸੂਰਜ ਚੜੇ ਹਜ਼ਾਰ ਤੇ ਇੱਕ ਸੂਰਜ ਇੱਥੇ ਚਾਨਣ ਹੁੰਦੇ ਆ ਗੁਰਬਨ ਘੋਰ ਅਧਾਰ ਪਰ ਐਸੇ ਜੇ ਦੋ ਸੂਰਜ ਚੜਨ ਰਹਿਣਾ ਕੁਝ ਵੀ ਨਹੀਂ ਇੱਕ ਹੀ ਤੋਬਾ ਤੋਬਾ ਕਹਾ ਦਿੰਦਾ ਅਜੇ 10 ਦਿਨ ਹੋਰ ਨਾ ਮਾਰੀ ਪੈਂਦੀ ਕਿ ਕੁਝ ਹਾਲ ਸੀ ਜੇ ਬਿਜਲੀ ਨਾ ਹੁੰਦੀ ਬਿਜਲੀ ਸੁਣਤਾ ਹੈਗੀ ਹੈ ਚਲੋ ਉਹ ਹਾਲ ਇਸ ਕਰਕੇ ਜਿਹੜਾ ਹੈ ਨਾ ਸੰਸਾਰ ਇਹ ਝੂਠ ਹੈ ਜਿਹਨੇ ਝੂਠ ਚੋਂ ਬਾਹਰ ਨਿਕਲਣਾ ਸੰਸਾਰ ਦੀ ਬੋਲੀ ਵੀ ਝੂਠੀ ਹੈ ਭਾਸ਼ਾ ਇਹ ਜਿਹੜੀ ਬੋਲੀ ਹੈ ਇਹ ਵਿਦਿਆ ਹੀ ਹੋ ਰਹੀ ਹੈ ਇਹਦਾ ਨਾਮ ਬ੍ਰਹਮ ਵਿਦਿਆ ਬ੍ਰਹਮ ਵਿਦਿਆ ਬ੍ਰਹਮ ਵਿਦਿਆ ਉਸ ਵਿਦਿਆ ਦਾ ਨਾਮ ਹੈ ਜਿਹਦੇ ਨਾਲ ਬ੍ਰਹਮ ਜਿਹੜਾ ਨਿਰਾਕਾਰ ਹੈ ਉਹਨੂੰ ਜਾਣਿਆ ਜਾਂਦਾ ਹੈ ਜਿਹੜੀ ਵਿਦਿਆ 'ਚ ਬ੍ਰਹਮ ਪੜਾਇਆ ਜਾਂਦਾ ਹੈ ਬ੍ਰਹਮ ਦੀ ਤਾਲੀਮ ਦਿੱਤੀ ਜਾਂਦੀ ਹੈ ਬ੍ਰਹਮ ਦਾ ਗਿਆਨ ਕਰਾਇਆ ਜਾਂਦਾ ਉਹਨੂੰ ਬ੍ਰਹਮ ਵਿਦਿਆ ਕਹਿੰਦੇ ਬ੍ਰਹਮ ਵਿਦਿਆ ਦੇ ਬਿਨਾਂ ਇਹ ਗਿਆਨ ਹੋ ਹੀ ਨਹੀਂ ਸਕਦਾ ਜਿਹੜੀ ਬ੍ਰਹਮ ਵਿਦਿਆ ਤੋਂ ਦੂਜੀ ਸੰਸਾਰੀ ਵਿਦਿਆ ਉਹਨੂੰ ਵਿਦਿਆ ਕਹਿੰਦੀ ਹੈ ਬਸ ਅਸੀਂ ਉਹਨੂੰ ਵਿਦਿਆ ਕਹਿੰਦੇ ਆ ਇਹ ਬ੍ਰਹਮ ਵਿਦਿਆ ਨੂੰ ਤਾਂ ਵਿਦਿਆ ਮੰਨਦੀ ਹੈ ਬਾਣੀ ਬ੍ਰਹਮ ਵਿਦਿਆ ਤੋਂ ਜਿਹੜੀ ਦੂਸਰੀ ਵਿਦਿਆ ਉਹਨੂੰ ਅਵਿਦਿਆ ਮੰਨਦੀ ਗੁਰਬਾਣੀ ਅਸੀਂ ਉਹਨੂੰ ਵਿਦਿਆ ਮੰਨਦੇ ਹਾਂ ਆਪਣੇ ਔਰ ਇੱਕ ਹੋਰ ਗਲਤੀ ਅਸੀਂ ਕੀਤੀ ਹੈ ਵਿਦਵਾਨਾਂ ਨੇ ਸੰਸਾਰੀ ਲੋਕਾਂ ਨੇ ਕਿ ਅਸੀਂ ਵਿਦਿਆ ਨੂੰ ਤੀਸਰਾ ਨੇਤਰ ਮੰਨਦੇ ਵਿਦਿਆ ਦਾ ਕਾਗਜ਼ਾਂ 'ਚ ਲਿਖੀ ਹੁੰਦੀ ਹੈ ਅੱਖਾਂ 'ਚ ਲਿਖੀ ਹੋਈ ਵਿਦਿਆ ਹੁੰਦੀ ਹੈ ਨਾ ਉੱਥੇ ਨੇਤਰ ਕਿੱਥੇ ਹੁੰਦਾ ਅੱਖਾਂ ਆ ਤੀਸਰਾ ਨੇਤਰ ਦਾ ਬੁੱਧੀ ਆ ਅਕਲ ਹੈ ਪਰ ਬੇਅਕਲਾਂ ਦੀ ਤੀਸਰਾ ਨੇਤਰ ਵਿਦਿਆ ਵਿਦਿਆ ਸੁਰਮਾ ਹੈ ਅੰਜਨ ਹੈ ਸੁਰਮਾ ਪਾਈ ਨਾ ਅੱਖਾਂ 'ਚ ਦਵਾਈ ਹੈ ਅੱਖ ਦੇ ਵਿੱਚ ਰੋਸ਼ਨੀ ਵਧਾਉਣ ਦੀ ਇਹ ਤਾਂ ਗੱਲ ਠੀਕ ਹੈ ਵਿਦਿਆ ਦੇ ਵਿੱਚ ਗਿਆਨ ਹੁੰਦਾ ਨਾ ਗਿਆਨ ਨੂੰ ਗੁਰਬਾਣੀ ਅੰਜਨ ਮਿਲਦੀ ਹੈ ਗਿਆਨ ਅੰਜਨ ਗੁਰ ਦੀਆ ਅਗਿਆਨ ਅਧੇਰ ਵਿਰਾਸ ਉਹ ਵਿਦਵਾਨਾਂ ਨੂੰ ਤਾਂ ਇਹ ਵੀ ਨਹੀਂ ਪਤਾ ਵੀ ਤੀਜੀ ਆ ਖੁੱਦੀ ਕੀ ਹੈ ਵਿਦਿਆ ਨੂੰ ਕਹੀ ਜਾਂਦੇ ਵਿਦਿਆ ਦਾ ਅੱਖ ਦੇ ਬਿਨਾ ਪੜੇ ਨਹੀਂ ਹੁੰਦੀ ਆ ਨਕਲੀ ਅੱਖ ਦੇ ਬਿਨਾ ਵਿਦਿਆ ਦਾ ਪੜ ਨਹੀਂ ਹੁੰਦੀ ਜੇ ਉਹ ਅਸਲੀ ਅੱਖ ਹੀ ਹੋਵੇ ਤਾਂ ਅੱਖ ਦੀ ਲੋੜ ਹੀ ਨਹੀਂ ਪੜਨ ਵਾਸਤੇ ਇਤੋਂ ਪਤਾ ਲੱਗਦਾ ਕਿੰਨੀ ਮੋਟੀ ਬੁੱਧੀ ਹੈ ਵਿਦਵਾਨਾਂ ਦੀ ਜਿਹੜੇ ਸੰਤ ਨੇ ਨਾ ਤੀਜੀ ਅੱਖ ਵਿਦਿਆ ਨੂੰ ਮੰਨਦੇ ਨੇ ਬਹੁਤ ਮੋਟੀ ਬੁੱਧੀ ਵਾਲੇ ਨੇ ਬੁੱਧੀ ਹੈ ਤੀਸਰੀ ਅੱਖ ਜੇ ਲੰਬੀ ਨਜ਼ਰ ਨੇ ਹਾਲੀ ਅਗਲਾ ਕਰਾਂ ਵੀ ਬੜਾ ਦੂਰ ਦਰਸ਼ੀ ਹੈ ਬੜਾ ਦੂਰਦਰਸ਼ੀ ਹੈ ਦੂਰਦ੍ਰਿਸ਼ਟੀ ਵਾਲਾ ਬੁੱਧੀਮਾਨ ਆਦਮੀ ਹੈ ਦੂਰ ਦੀ ਸੋਚਦਾ ਜਿਹੜਾ ਦੂਰ ਦੀ ਸੋਚਣਾ ਬੁੱਧੀ ਦਾ ਵਿਸ਼ਾ ਹੈ ਅਕਲ ਦਾ ਵਿਸ਼ਾ ਹੈ ਅਕਲੀ ਸਾਹਿਬ ਸੇ ਵੀ ਅਕਲੀ ਪੜ ਕੇ ਬੁਝੀਏ ਆਪਾਂ ਪੜੀ ਰਹੀ ਹੈ ਪੜੀ ਦੀ ਵਿਦਿਆ ਪੜੀ ਦੀ ਕਾਦਨ ਨਾਲ ਅਕਲ ਨਾਲ ਪੜਿਆ ਹੈ ਵਿੱਚ ਕੀ ਹੈ ਬੁੱਝਣਾ ਵੀ ਹੈ ਤੇ ਫਿਰ ਵਿਦਿਆ ਰਹਿ ਗਈ ਤੀਜੀ ਅੱਖ ਕਬੁੱਧੀ ਹੋ ਗਈ ਤੀਜੀ ਅੱਖ ਅਕਲੀ ਪੜ ਕੇ ਬੁੱਝੀ ਹੈ ਅਕਲੀ ਕੀਜੈ ਦਾਨ ਅਕਲੀ ਐ ਮਾਣ ਸਾਰੀ ਨਾਨਕ ਆਖੇ ਰਾਹ ਹੋ ਹੋਰ ਗੱਲਾਂ ਸ਼ੈਤਾਨ ਇੱਥੇ ਵੀ ਫਰਕ ਪੈ ਗਿਆ ਉਹ ਵਿਦਿਆ ਨੂੰ ਕਹਿੰਦੇ ਨੇ ਤੀਜੀ ਅੱਖ ਗੁਰਬਾਣੀ ਬੁੱਧੀ ਨੂੰ ਕਹਿੰਦੇ ਫਰਕ ਪੈ ਰਿਹਾ ਵਿਦਵਾਨਾਂ ਦਾ ਗੁਰਮੁਖਾਂ ਦਾ ਕਿੱਥੇ ਕਿੱਥੇ ਫਰਕ ਹੈ ਹੁਣ ਇਹਨੂੰ ਅਵਿਦਿਆ ਕਹਿੰਦੇ ਨੇ ਮਾਦੋ ਅਵਿਦਿਆ ਹੈ ਕਹਿੰਦਾ ਕੌਣ ਹੈ ਬਹੁਤ ਇਹਨਾਂ ਦੇ ਹਿਸਾਬ ਨਾਲ ਬਹੁਤ ਫੋਰਥ ਕਲਾਸ ਆਦਮੀ ਹੈ ਜਿਹੜਾ ਭਗਤ ਰਵਿਦਾਸ ਫੋਰਥ ਕਲਾਸ ਬਿਲਕੁਲ ਹੈ ਜਿਹਨੂੰ ਗਿਆਨ ਹੈ ਇਹਨਾਂ ਦੇ ਹਿਸਾਬ ਨਾਲ ਗਿਆਨ ਹੋ ਹੀ ਨਹੀਂ ਸਕਦਾ ਉਹ ਕੀ ਕਹਿੰਦਾ ਨੇ ਉਹ ਕਹਿੰਦਾ ਮਾਦੋ ਅਵਿਦਿਆ ਹੈ ਤਕੀਨ ਵਿਵੇਕ ਦੀ ਬਬਲੀ ਇਹਨਾਂ ਦੀ ਜਿਹੜੀ ਵਿਵੇਕ ਬੁੱਧੀ ਆ ਨਾ ਅੱਖ ਉਹਨੂੰ ਸੂਤਕ ਕਿਉਂ ਲੱਗ ਗਿਆ ਸੂਤਕ ਬਲੀਨ ਕਿਉਂ ਹੋ ਗਈ ਜਿਵੇਂ ਅੱਖਾਂ ਦੁਖਦੀਆਂ ਨੇ ਨਾ ਅੱਖਾਂ ਬੰਦ ਹੋ ਜਾਂਦੀਆਂ ਨੇ ਗੱਡਾ ਜਾਂਦੀ ਆ ਦੀਨਾਰੀ ਇਹਨਾਂ ਦੀ ਅੱਖ ਦੁਖਣੀ ਕਿਉਂ ਆ ਗਈ ਖਰਾਬ ਕਿਉਂ ਹੋ ਗਈ ਇਹ ਅਵਿਦਿਆ ਨਾਲ ਇਹਨਾਂ ਨੇ ਹਿਤ ਕਰ ਅਵਿਦਿਆ ਨੂੰ ਹਿਤਕਾਰੀ ਮੰਨ ਲਿਆ ਮਤਲਬ ਜਿਹੜੀ ਵਿਦਿਆ ਨਾ ਸੰਸਾਰੀ ਵਿਦਿਆ ਅਵਿਦਿਆ ਇਹਨੂੰ ਮੰਨ ਲਿਆ ਵੀ ਇਹਦੇ ਨਾਲ ਸਾਡਾ ਹਿੱਤ ਹੋ ਜਾਊਗਾ ਭਲਾ ਹੋ ਜਾਊਗਾ ਕਬੀਰ ਨੇ ਇਹ ਗੱਲ ਮੰਨ ਲਈ ਸੀ ਇਸ ਗੱਲ ਦਾ ਪ੍ਰਚਾਰ ਸੀ ਕਬੀਰ ਨੇ ਇਹ ਗੱਲ ਮੰਨ ਲਈ ਸੀ ਕਾਸ਼ੀ ਵਿੱਚ ਇਸ ਗੱਲ ਦਾ ਪ੍ਰਚਾਰ ਸੀ ਕਬੀਰ ਨੇ ਇਸ ਗੱਲ ਤੇ ਵਿਸ਼ਵਾਸ ਕਰ ਲਿਆ ਇਸ ਗੱਲ ਦੇ ਵਿਸ਼ਵਾਸ ਦਾ ਖਮਿਆਜ਼ਾ ਜਦ ਭੁਗਤਿਆ ਜਦ ਬਾਅਦ ਪਤਾ ਲੱਗਿਆ ਤਾਂ ਕਬੀਰ ਨੇ ਸ਼ਲੋਕਾਂ 'ਚ ਫਿਰ ਇਹ ਗੱਲ ਲਿਖੀ ਵੀ ਮੈਂ ਵੀ ਠੱਗੀ ਜਾ ਗਿਆ ਸੀ ਭਾਈ ਮੈਂ ਜਾਣਿਓ ਪੜਵੋ ਭਲਾ ਮੈਂ ਜਾਣਿਓ ਪੜਵੋ ਭਲੋ ਮੈਂ ਤਾਂ ਜਾਣਿਆ ਸੀ ਵੀ ਵਿਦਿਆ ਪੜਨ ਨਾਲ ਭਲਾ ਹੋ ਜੂ ਗੱਲ ਬਣ ਜੂਗੀ ਇਹੀ ਪ੍ਰਚਾਰ ਸੀਗਾ ਇਹੀ ਮੈਂ ਮੰਨ ਲਿਆ ਵਿਦਿਆ ਤੀਸਰੀ ਅੱਖ ਹੈ ਵਿਦਿਆ ਪੜੀ ਤੀਸਰੀ ਆ ਖੁੱਲੀ ਗੱਲ ਵੜ ਗਈ ਪਰ ਕਹਿੰਦੇ ਪੜਬੋ ਸੇ ਭਲੋ ਜੋਗ ਫਿਰ ਜਦ ਗਾਹਾਂ ਗਿਆ ਪਤਾ ਇਹ ਲੱਗਿਆ ਵਿਦਿਆ ਦੇ ਤਾਂ ਇਹ ਦੱਸਿਆ ਵੀ ਤੇਰਾ ਜੋਗ ਹੋਣਾ ਜਿੰਨਾ ਤੇ ਤੂੰ ਆਪਣੇ ਮੂਲ ਨਾਲ ਨਹੀਂ ਜੁੜਦਾ ਉਹ ਮੂਲ ਦੀ ਗੱਲ ਹੀ ਪਹਿਲਾਂ ਕਰਦੇ ਜੋਗ ਇਹ ਕਹਿੰਦਾ ਜੋਗ ਕਿਹਦੇ ਨਾਲ ਕਰਨਾ ਉਦੋਂ ਜੋ ਗਲਤ ਦੱਸਿਆ ਹੈ ਆਤਮਾ ਦਾ ਪਰਮਾਤਮਾ ਨਾਲ ਜੋਗ ਕਹਿੰਦੇ ਸਿੱਧਾ ਪਰਮੇਸ਼ਰ ਨਾਲ ਜਿਹੜਾ ਕਿ ਪੋਸੀਬਲ ਹੀ ਨਹੀਂ ਹੈ ਉਹ ਜਾ ਕੇ ਨੂੰ ਫਿਰ ਗਾਂ ਪਤਾ ਲੱਗੇ ਕਿ ਬਗਰ ਜਾ ਕੇ ਪਤਾ ਲੱਗੇ ਉਦੋਂ ਉਸ ਸਟੇਜ ਦੇ ਵਿੱਚ ਨਹੀਂ ਪਤਾ ਲੱਗਿਆ ਪਰ ਪੜਵੋ ਸੇ ਭਲੋ ਜੋਗ ਪੜ ਕੇ ਦਾ ਜੋਗ ਹੁਣ ਪੜ ਕੇ ਕੋ ਸਿੱਖਣਾ ਨਾ ਪੜਵੋ ਸੇ ਭਲੋ ਜੋਗ ਹੁਣ ਉਦੋਂ ਜੋਗ ਦਾ ਪਤਾ ਲੱਗ ਗਿਆ ਫਿਰ ਕਹਿੰਦਾ ਭਗਤ ਨਾ ਛੋਡੂ ਰਾਮ ਕੀ ਭਾਵੇਂ ਦੋ ਲੋਗ ਹੁਣ ਜਿਹੜੀ ਮੈਂ ਜੋਗ ਹੋ ਗਿਆ ਨਾ ਮੈਂ ਆਪਣੇ ਅੰਦਰ ਜੁੜ ਗਿਆ ਆਪਣੀ ਆਤਮਾ ਨਾਲ ਆਪਣੇ ਮੂਲ ਨਾਲ ਇੱਕ ਹੋ ਗਿਆ ਹੁਣ ਇਹ ਮੈਂ ਨਹੀਂ ਭਗਤੀ ਛੱਡੀ RAM ਕੀ ਭਗਤ ਹੈ ਭਗਤਨ ਛੱਡੂ RAM ਕੀ RAM RAM ਕੌਣ ਹੈ ਆਪਣਾ ਜਿਹੜਾ ਮੂਲ ਹੈ ਸਭਾ ਕੱਟ RAM ਬੋਲੇ ਇਹਨਾਂ ਦਾ RAM ਕੋਈ ਹੋਰ ਹੋਊਗਾ ਸਾਡਾ ਰਾਮ ਆਪਣਾ ਵੱਖਰਾ ਵੱਖਰਾ ਮਾਨ ਕ੍ਰਿਸ਼ਨ ਹੈ ਕੱਲ ਗੱਲ ਸ਼ਾਇਦ ਕੱਲੇ ਆ ਪਰਸੋਂ ਸੀ ਇਹ ਕ੍ਰਿਸ਼ਨ ਸਰਬਦੇਵਾ ਦੇਵ ਦੇਵਤ ਆਤਮਾ ਮਾਨ ਕ੍ਰਿਸ਼ਨ ਹੈ ਚਿਤ ਰਾਮ ਹੈ ਦੋਹਾਂ ਨੇ ਕੋਣ ਇਹ ਦੋਹਾਂ ਦੀ ਇੱਕੋ ਜਗ੍ਹਾ ਇਕੱਠੀ ਭਗਤੀ ਹੈ ਮਨ ਖੇਲਦਾ ਹੈ ਜਮਨਾ ਦੇ ਕਰਾਰੇ ਤੇ ਜਮ ਕੇ ਮਾਰਗ ਮਨਮਰਜੀ ਚਮਕਾ ਵਾਰ ਕੀ ਹੈ ਆਪਣਾ ਪਾਣਾ ਆਪਣੇ ਪਾੜੇ ਜੇ ਚੱਲੇ ਪਾਈ ਵਿਛੜ ਚੋਟਾ ਖਾਏ ਗੁਰ ਕਾ ਪਾਣਾ ਕੀ ਹੈ ਉਹ ਗੰਗਾ ਗਿਆਨ ਦੀ ਤੇ ਮਨ ਦੀ ਜਿਹੜੀ ਹੈ ਵਿਚਾਰਧਾਰਾ ਨੂੰ ਤਿਆਗ ਕੇ ਗੁਰੂ ਦੀ ਵਿਚਾਰਧਾਰਾ ਅਪਣਾਉਣੀ ਹੈ ਗੰਗਾ ਨੂੰ ਗੰਗਾ ਵਿੱਚ ਜਮਨਾ ਨੂੰ ਮਿਲਾ ਦੇਣਾ ਅਗਾਹ ਗੰਗਾ ਹੀ ਰਹਿ ਜਾਣੀ ਗੁਰਮਤ ਧਾਰ ਮੰਨ ਲੈਣੀ ਹੈ ਮਨਮਤ ਛੱਡ ਦੇਣੀ ਹੈ ਬਸ ਦੂਸਰੇ ਲਫ਼ਜ਼ਾਂ 'ਚ ਗੁਰਮਤ ਅਪਣਾ ਲੈਣੀ ਹੈ ਮਨਮਤ ਤਿਆਗ ਦੇਣੀ ਹੈ ਜੇ ਤਾਂ ਇਹ ਕਰ ਲਿਆ ਫਿਰ ਤਾਂ ਸਿੱਖ ਹੈ ਜੇ ਇਹ ਨਾ ਕੀਤਾ ਮੱਥਾ ਟੇਕ ਕੇ ਅੱਗੇ ਗੁਰਬਾਣੀ ਨੂੰ ਵੀ ਕਰਾਂਗੇ ਤਾਂ ਅਸੀਂ ਅਸੀਂ ਆਪਣੀ ਮਰਜ਼ੀ ਨੂੰ ਮੱਥਾ ਤੈਨੂੰ ਟੇਕ ਦਿੰਦੇ ਵੀ ਤੂੰ ਬਹੁਤਾ ਖੜਾ ਨਾ ਕਰੀ ਵੀ ਸਾਨੂੰ ਜ਼ਰੂਰ ਬੋਲੋ ਫਿਰ ਜਿਹੇ ਜੇ ਸਿੱਖ ਹੈਗੇ ਆਸੀਂ ਰਹੇ ਜਾਈ ਰਹਾਂਗੇ ਸਿੱਖ ਤਾਂ ਨਹੀਂ ਹੈਗੇ ਦਰਗਾਹ ਦੇ ਵਿੱਚ ਪ੍ਰਮਾਣ ਤਾਂ ਸਿੱਖ ਹੈ ਨਹੀਂ ਉਹ ਆਪਣੇ ਆਪ ਨੂੰ ਅਸੀਂ ਸਿੱਖ ਬਣੀ ਜਾਈਏ ਉਹ ਲੱਗਦਾ ਮੁਸਲਮਾਨ ਵੀ ਆਪਣੇ ਆਪ ਨੂੰ ਮੁਸਲਮਾਨ ਮੰਨਦੇ ਨੇ ਮੰਨੀ ਜਾਂਦੇ ਸੀ ਮੁਸਲਮਾਨ ਹੈ ਨਹੀਂ ਸੀ ਇਹ ਜਿਹੀ ਗੱਲ ਸਾਰੇ ਹੁੰਦੀ ਹੈ ਸਾਰੇ ਸਿੱਖ ਬਣ ਜਾਣੇ ਪੋਸੀਬਲ ਨਹੀਂ ਹੁੰਦਾ ਹੋ ਹੀ ਨਹੀਂ ਸਕਦਾ ਸਿੱਖੀ ਤਾਂ ਬਹੁਤ ਔਖੀ ਗੱਲ ਹੈ ਤਾਂ ਕੋਈ ਬਿਰਲੇ ਦੀ ਗੱਲ ਵਰਦੀ ਹੈ ਜਿੰਨੀ ਕੁ ਮੰਨ ਹੁੰਦੀ ਹੈ ਉਨੀ ਕੁ ਤਾਂ ਮੰਨੇ ਚਲੋ ਇਹ ਲੈ ਲਓ ਐ ਜਨਮ ਚ ਨਹੀਂ ਅਗਲੇ ਜਨਮ ਚ ਸਹੀ ਜਿਹੜਾ ਤੁਰ ਪਿਆ ਆਦਮੀ ਚਲ ਦੋ ਰਾਤਾਂ ਕੱਟ ਕੇ ਚਲੇ ਜਾਓ ਜੇ ਰਾ ਇੱਕੋ ਵਾਰ ਨਹੀਂ ਪਹੁੰਚਦਾ ਰਾਹ ਦੇ ਜਿੱਕਦਾ ਪੜਾ ਕਰ ਲੂਗਾ ਫਿਰ ਵੀ ਮੰਨਣਾ ਹੀ ਚਾਹੀਦਾ ਮੰਨਣ ਵਾਲੇ ਪਾਸੇ ਤੁਰਨਾ ਚਾਹੀਦਾ ਹਾਂ ਸੁਣ ਕੇ ਜਿਹੜਾ ਉਲਟੇ ਪਾਸੇ ਜਾਂਦਾ ਨਾ ਬਾਣੀ ਨੂੰ ਸੁਣ ਕੇ ਸਮਝ ਕੇ ਫਿਰ ਉਲਟੇ ਪਾਸੇ ਜਾਂਦਾ ਉਹ ਖਤਰੇ 'ਚ ਜ਼ਿਆਦਾ ਹੈ ਉਹ ਫਿਰ ਪੜਿਆ ਹੋਵੇ ਥੋੜਾ ਉਹ ਪਾਸੇ ਚਲੇ ਜਾਂਦਾ ਸਤਿਯੁਗ ਰਤ ਸੰਤੋਖ ਸਤਿਯੁਗ ਰਤ ਸੰਤੋਖ ਸਤਿਯੁਗ ਦੇ ਵਿੱਚ ਜੀਵ ਸਾਡੇ ਸੰਤੋਖੀ ਹੁੰਦੇ ਨੇ ਇਹਦੇ ਵਿੱਚ 12 13 ਸ਼ਬਦ ਨੇ 12 13 ਸ਼ਬਦਾਂ ਦੇ ਵਿੱਚ ਸਿਰਫ ਯੁੱਗ ਸਮਝਾਏ ਹੋਏ ਨੇ ਜਿਹੜੇ ਜੋ ਸਾਨੂੰ ਦੱਸੇ ਨੇ ਪੜਤ ਨੇ ਸਾਰੇ ਜੋ ਗਲਤ ਦੱਸੇ ਨੇ ਉਹ ਹੈ ਹੀ ਨਹੀਂ ਇਸੇ ਕਰਕੇ ਗੁਰਬਾਣੀ ਦੇ ਸਮਰਤ ਸਾਸਤਰ ਸੋਧੇ ਨੇ ਗੁਰਮਖਾਂ ਨੇ ਜੁਗ ਦੱਸੇ ਨੇ ਗੁਰਮੁਖੀ ਬੂਝੇ ਜੁਗ ਚਤੁਆਰੇ ਜੁਗ ਚਾਰ ਜ਼ਰੂਰ ਨੇ ਪਰ ਗੁਰਮਖਾਂ ਨੇ ਬੁੱਝੇ ਨੇ ਕਿਉਂਕਿ ਜੋ ਦੱਸੇ ਗਏ ਨੇ ਉਹ ਗਲਤ ਨੇ ਜਾਂ ਸਾਨੂੰ ਦੱਸੀ ਹੋਈ ਚੀਜ਼ ਗਲਤ ਹੋਵੇ ਤਾਂ ਬੁੱਝਣੀਆਂ ਪਊਗੀ ਹੋਰ ਕੀ ਕਰਨਾ ਪਊਗਾ ਜੋ ਪ੍ਰਚਾਰ ਹੋ ਰਿਹਾ ਉਹਦਾ ਗਲਤ ਹੋ ਗਿਆ ਜਾਣ ਬੁੱਝ ਕੇ ਗਲਤ ਕੀਤਾ ਹੋਇਆ ਪੰਡਤ ਦਾ ਪੰਡਤ ਪਾਣੀ ਬਾਟ ਕੇ ਹੋਇਆ ਕੋਈ ਜਦ ਪਬਲਿਕ ਦੇ ਵਿੱਚ ਕੋਈ ਗੱਲ ਗਲਤ ਫੈਂਕ ਫੈਲਾ ਦਿੱਤੀ ਹੋਵੇ ਗ੍ਰੰਥਾਂ ਜੋ ਕਿਤੋਂ ਹੀ ਨਾ ਤੁਹਾਨੂੰ ਤੇ ਫਿਰ ਤਾਂ ਬੁੱਝਣਾ ਹੀ ਬਹੁਤ ਗੁਰਬਾਣੀ ਦੇ ਵਿੱਚ ਜਿਹੜੀ ਚੀਜ਼ ਹੈ ਨਾ ਜੋ ਵੀ ਗੱਲ ਹੈ ਇਹ ਬੁੱਝਣ ਵਾਲੀ ਹੋਵੇ ਗੁਰੂ ਬੁੱਝੇ ਜੁਗ ਚਤਵਾਰੇ ਕਟ ਕਟ ਵਰਤੇ ਉਧਰ ਬੁਝਾਰੇ ਬਾਹਰ ਨਹੀਂ ਜੁਗ ਹੁੰਦਾ ਕਿਸੇ ਜੁਗ ਦਾ ਪ੍ਰਭਾਵ ਬਾਹਰ ਨਹੀਂ ਹੁੰਦਾ ਬਾਹਰ ਤਾਂ ਉਹੀ ਚੰਦ ਉਹੀ ਤਾਰੇ ਉਹੀ ਸੂਰਜ ਉਹੀ ਹਵਾ ਸਭ ਕੁਝ ਉਹੀ ਰਹਿੰਦਾ ਬਾਹਰ ਨਹੀਂ ਜੁਗ ਬਦਲਦਾ ਜੁਗ ਬਦਲਦਾ ਅੰਦਰ ਆਦਮੀ ਤੇ ਉਹਦਾ ਸੁਭਾਅ ਬਦਲਦਾ ਜੁਗ ਬਦਲਦਾ ਜਾਂ ਆਦਮੀ ਪਾਪੀ ਅਪਰਾਧੀ ਹੋ ਗਿਆ ਕਲਯੁਗੀ ਜੀਵ ਹੈ ਜੋ ਭਗਤ ਹੋ ਗਿਆ ਸਤਜੁਗੀ ਜੀਵ ਹੈ ਉਹਦੇ ਅੰਦਰ ਸਤਜੁਗ ਵਰਤਦਾ ਹੈ ਉਹਦੇ ਅੰਦਰ ਕਲਯੁਗ ਵਰਤਦਾ ਹੈ ਕਿ ਦੋਏ ਜੁਗ ਵਰਤਣਗੇ ਸੰਸਾਰ ਜਿਹੜਾ ਜੀਵਨ ਹੈ ਨਾ ਮਨੁੱਖਾ ਜੀਵਨ ਇਹਦੇ ਵਿੱਚ ਦੋ ਜੁਗ ਵਰਤ ਸਕਦੇ ਨੇ ਸਿਰਫ ਜਿੰਨਾ ਚਿਰ ਸਾਡੇ ਕੋਲ ਸਰੀਰ ਹੈ ਤੀਜਾ ਨਹੀਂ ਵਰਤ ਸਕਦਾ ਇਹ ਸਮਝਣ ਵਾਲੀ ਗੱਲ ਹੈ ਦੋਈ ਜੁਗ ਵਰਤਣਗੇ ਕੀ ਨਹੀਂ ਵਰਤ ਸਕਦਾ ਇੱਕ ਜੋਗ ਗਰਭ ਚ ਹੁੰਦਾ ਉਹ ਅਲੱਗ ਹੈ ਉਹ ਸਮਝ ਅਲੱਗ ਹੈ ਗਰਭ ਦਾ ਪਹਿਲਾਂ ਇੱਥੇ ਵਾਲੇ ਸਮਝ ਲਈਏ ਦੋ ਕਿਹੜੇ ਕਿਹੜੇ ਇੱਥੇ ਕਲਯੁਗ ਤਾਂ ਹੈ ਉਹ ਕਲਯੁਗ ਦਾ ਮਤਲਬ ਅਸੀਂ ਕਲਪਨਾ ਜਿਹੜੀ ਕਰਦੇ ਆ ਨਾ ਹੁਕਮ ਦਾ ਵਿਰੋਧ ਕਰਦੇ ਆ ਇੱਕ ਤਾਂ ਹੁਕਮ ਦਾ ਵਿਰੋਧ ਕਰਨਾ ਇਹ ਹੁਕਮ ਦਾ ਵਿਰੋਧ ਛੱਡ ਕੇ ਪਾਣੀ ਚੱਲਣਾ ਜਿਹੜੇ ਪਾਣੀ ਚੱਲਦੇ ਨੇ ਸੱਜੂਗੀ ਜੀਵ ਨੇ ਜਿਹੜੇ ਪਾਣੇ ਦਾ ਵਿਰੋਧ ਕਰਦੇ ਨੇ ਕਲਯੁਗੀ ਬਸ ਇਹ ਤਾਂ ਦੋ ਹੋ ਗਏ ਕੈਟਾਗਰੀ ਵਿੱਚ ਪਾਣੇ ਦੇ ਚੱਲਣ ਵਾਲੇ ਸੱਚਖੰਡ ਦੇ ਵਾਸੀ ਹੁਣ ਵੀ ਹੁਣ ਵੀ ਸੱਚਖੰਡ ਦੇ ਵਾਸੀ ਉਹਨੇ ਚਾਹੇ ਇੱਥੇ ਰਹਿਣ ਸਰੀਰ ਛੱਡਣ ਤੇ ਬਾਅਦ ਤਾਂ ਪੱਕੇ ਹੀ ਚਲੇ ਜਾਣਗੇ ਹੁਣ ਉਹਨਾਂ ਦਾ ਨਿਸ਼ਾਨ ਹੈਗਾ ਸਰੀਰ ਕਰਕੇ ਸਰੀਰ ਕਰਕੇ ਹੈਗਾ ਉਹਨਾਂ ਦਾ ਹੁਣ ਚਾਹੇ ਅਮਰੀਕਾ 'ਚ ਬੈਠਾ ਸਾਡਾ ਅੰਬੈਸਡਰ ਪਰ ਜਿੰਨਾ ਜਰੋ ਉੱਥੇ ਔਰ ਡਿਊਟੀ ਉਹਨਾਂ ਜਰਾ ਨਹੀਂ ਤਾਂ ਫਿਰ ਹਿੰਦੁਸਤਾਨ ਚ ਆਏ ਜਾਣਾ ਉਥੋਂ ਜਗਲਾ ਨੇ ਹਿੰਦੁਸਤਾਨ ਵਾਲੇ ਨੇ ਕਹਿੰਦਾ ਭਾਈ ਤੇਰਾ ਸਮਾਂ ਖਤਮ ਆਪਣੇ ਵਾਪਸ ਆ ਜੂ ਦੇਚਾ ਜੀ ਬੁਲਾ ਲੈਣਗੇ ਉਹ ਤਾਂ ਇੱਕ ਏਜੰਟ ਹੈ ਇੱਥੇ ਬੈਠਾ ਹੁਕਮੇ ਬੰਦਾ ਤਾਂ ਇੱਥੇ ਇੱਕ ਉਹਨਾਂ ਦਾ ਏਜੰਟ ਵਾਂਗੂ ਦੇ ਬੈਠਾ ਜੋ ਬੁਲਾਉਂਦੇ ਨੇ ਬੋਲ ਦਿੰਦਾ ਜੋ ਕਰਾਉਂਦੇ ਨੇ ਕਰ ਲੈਂਦਾ ਉਹ ਇੱਥੇ ਹੁੰਦਾ ਹੋਇਆ ਵੀ ਇੱਥੇ ਹੈ ਉਹਦੇ ਵਾਸਤੇ ਗੁਰਬਾਣੀ ਇਹ ਕਹਿੰਦੀ ਹੈ ਭੇਦ ਨਾ ਜਾਣੋ ਮਾਨਸ ਦੇਹਾ ਹਰ ਕਾ ਸੇਵਕ ਸੋ ਦੇਖੋ ਹਰ ਕਾ ਸੇਵਕ ਹੈ ਗੁਰੂ ਨਹੀਂ ਹੈ ਕਿਸੇ ਦਾ ਕਿਸੇ ਦਾ ਗੁਰੂ ਨਹੀਂ ਹੈ ਰਾਜਾ ਕੌਣ ਹੈ ਰਾਜਾ ਹਰ ਹੈ ਰਾਜਾ ਦੋਸਤਾਂ ਚਾਹੋ ਉਹ ਜਿਹੜਾ ਉੱਥੇ ਵੈਸਟਰ ਥੋੜੀ ਰਾਜਾ ਉਹਦਾ ਸੇਵਕ ਹੈ ਦੇਸ਼ ਦਾ ਹਰ ਕਾ ਸੇਵਕ ਸੋ ਹਰ ਜਿਹਾ ਭੇਦਣਾ ਜਾਣੋ ਬਰਸ ਦੇ ਜੇ ਗੁਰਬਾਣੀ ਨੂੰ ਠੀਕ ਠੀਕ ਸਮਝੀਏ ਕੋਈ ਭਰਮ ਨਹੀਂ ਰਹਿ ਜਾਂਦਾ ਭਰਮ ਤਾਂ ਮੂਰਖਾਂ ਨੇ ਪਾਏ ਹੋਏ ਨੇ ਉਹਨਾਂ ਲੋਕਾਂ ਨੇ ਭਰਮ ਪਾਏ ਨੇ ਜਿਨ੍ਹਾਂ ਨੇ ਗੁਰੂ ਆ ਬਣਨਾ ਸੀ ਸੰਤ ਆਪ ਬਣਨਾ ਸੀ ਗੱਦੀਆਂ ਆਪ ਲਾਉਣੀਆਂ ਸੀ ਗੱਦੀਆਂ ਗਾਹਾਂ ਗੇੜੀਆਂ ਸੀ ਡੇਰੇ ਬਣਾਉਣੇ ਸੀ ਉਹਨਾਂ ਨੇ ਸਾਰਾ ਕੁਝ ਨਸ਼ਟ ਕਰਨਾ ਸੀ ਨਸ਼ਟ ਜੋ ਥਿਉਰੀ ਜੋ ਪ੍ਰਭਾਵ ਜੋ ਗੁਰਮਤ ਪਰਵਰਤਨ ਕਰਦੀ ਹੈ ਨਾ ਪਰਵਰਤਨ ਲਿਆਉਂਦੀ ਹੈ ਤਬਦੀਲੀ ਲਿਆਉਂਦੀ ਹੈ ਉਹ ਤਬਦੀਲੀ ਨੂੰ ਨਸ਼ਟ ਕਰਨ ਵਾਲੇ ਏਜੰਟ ਹੈ ਸਾਰੇ ਸੰਤ ਨੇ ਸੰਤਾਂ ਦੇ ਖਿਲਾਫ ਹੈ ਨਾ ਬਾਣੀ ਗੁਰਬਾਣੀ ਇਹਨਾਂ ਲੋਕਾਂ ਦੇ ਖਿਲਾਫ ਹੈ ਜਿਹੜੇ ਗੱਦੀਆਂ ਲਾਉਂਦੇ ਨੇ ਸੰਤ ਕਹਾਉਂਦੇ ਨੇ ਸਾਧ ਕਹਾਉਂਦੇ ਨੇ ਆਪ ਉੱਚੇ ਬੜੇ ਬਣਦੇ ਨੇ ਲੋਕਾਂ ਨੂੰ ਦੀਵਾ ਸਮਝਦੇ ਨੇ ਪੈਰੀ ਹੱਥ ਲਾਉਂਦੇ ਨੇ ਸਮਝੇ ਇਹਨਾਂ ਸਾਰਿਆਂ ਦੇ ਖਿਲਾਫ ਗੁਰਬਾਣੀ ਦੀਆਂ ਜਿਵੇਂ ਸੋ ਹੋਏ ਸਾਰਿਆਂ ਨੂੰ ਡੀਵਾ ਹੋਵੇ ਗਰੀਬ ਹੋਵੇ ਗਰੀਬੀ ਗਦਾ ਹਮਾਰੀ ਇਹ ਹੰਕਾਰੀ ਉੱਚੇ ਬਣਨਾ ਚਾਹੁੰਦੇ ਨੇ ਉਹੜੇ ਉੱਚੇ ਬਣਨ ਦੀ ਇੱਛਾ ਰੱਖਦੇ ਨੇ ਉਹਨਾਂ ਦਾ ਗੁਰਬਾਣੀ ਖਰਾਬ ਹੈ ਉਹ ਕਹਿੰਦੇ ਨੇ ਇਹਨੂੰ ਖਰਾਬ ਕਰੀਏ ਫਿਰ ਇਹ ਤਾਂ ਸਾਡਾ ਉਹਦੇ ਖਰਾਬ ਕਰਤਾ ਪਿੱਛੇ ਤਾਂ ਅਸੀਂ ਗੱਡੀਆਂ ਲਾਉਂਦੇ ਆਏ ਆ ਕਿਉਂਕਿ ਰਾਜਾ ਇਹਦਾ ਸੁਭਾਅ ਕੋਈ ਜਿਹਾ ਹੁੰਦਾ ਸੰਤਾਂ ਦੇ ਨਾਲ ਜਿਹੜੇ ਰਾਜੇ ਨੇ ਨਾ ਉਹਨਾਂ ਨਾਲ ਬੜੀ ਦਾਲ ਗਲਦੀ ਹੈ ਨਾ ਦਾਲ ਗਲਦੀ ਹੈ ਗੁਰਮੁਖਾਂ ਨੇ ਦਾਲ ਗਲਦੀ ਰਾਜੇ ਨਾਲ ਉਹ ਇਹਨਾਂ ਦਾ ਫੜ ਮਾਰਦੀ ਸੱਚ ਮੂੰਹ ਤੇ ਕੱਢ ਕੇ ਹੁਣ ਇਹਨਾਂ ਨੂੰ ਕੌਣ ਨਾ ਇਹਨਾਂ ਨੇ ਕਿਸੇ ਦੇ ਬਣਾਏ ਬੰਨਣਾ ਨਾ ਰਿਸ਼ਵਤ ਨਾ ਮੰਨਣਾ ਨਾ ਲਿਹਾਜ਼ ਕਰਦੀਆਂ ਨਾ ਕਿਸੇ ਰਿਸ਼ਤੇਦਾਰ ਦੇ ਕਹਿਣ ਤੇ ਬੰਨਣਾ ਰਿਸ਼ਤੇਦਾਰ ਵੀ ਸਾਥ ਛੱਡ ਦਿੰਦੇ ਨੇ ਨਾਨਕ ਨੂੰ ਬਧੇਰਾ ਸਮਝਾਇਆ ਉਹ ਕਰਦਿਆਂ ਨੇ ਵੀ ਤੂੰ ਨਾ ਬੋਲੇ ਤਾਂ ਨਹੀਂ ਜਦ ਹਟਿਆ ਉਹ ਸਾਥ ਛੱਡ ਕੇ ਉਸ ਨੂੰ ਮੁੰਡੇ ਨੂੰ ਸਿੱਧ ਬਣਾ ਜੋਗੀ ਉਹਦਾ ਚੇਲਾ ਬਣਾਤਾ ਕੰਨ ਪੜਵਾਤੇ ਵਿਰੋਧ ਕਰਕੇ ਹੀ ਵੀ ਸਾਡੀ ਇਹ ਨਹੀਂ ਮੰਨਦਾ ਅਸੀਂ ਇਹ ਨਹੀਂ ਮੰਨਦੇ ਨਾ ਮੰਨੋ ਇਹ ਕਿਸੇ ਦਾ ਨਹੀਂ ਹੁੰਦਾ ਭਗਤ ਪਰਮੇਸ਼ਰ ਦਾ ਹੋਰ ਕਿਸੇ ਦਾ ਨਹੀਂ ਆਪਾਂ ਕਹਿੰਦੇ ਆ ਬੰਦਾ ਕਿਸੇ ਦਾ ਨਹੀਂ ਜਿਹੜਾ ਭਗਤ ਉਹ ਦੁਨੀਆ 'ਚ ਕਿਸੇ ਦਾ ਨਹੀਂ ਉਹ ਨਹੀਂ ਕਿਸੇ ਦਾ ਕਹਿੰਦਾ ਤੁਮ ਸੰਗ ਜੋੜ ਔਰ ਸੰਗ ਤੋੜੀ ਉਹ ਤਾਂ ਆਪੇ ਕਹਿੰਦਾ ਉਹ ਨਹੀਂ ਕਿਸੇ ਦਾ ਹੈਗਾ ਜਿਹੜਾ ਕਿਸੇ ਦਾ ਪਰਮੇਸ਼ਰ ਦਾ ਨਹੀਂ ਹੈ ਜਿਹੜਾ ਹੋਰ ਕਿਸੇ ਦਾ ਪਰਮੇਸ਼ਰ ਦਾ ਨਹੀਂ ਹੈ ਜਿਹੜਾ ਪਰਮੇਸ਼ਰ ਦਾ ਕਿਸੇ ਦਾ ਨਹੀਂ ਹੈ ਸੰਸਾਰ 'ਚ ਜੇ ਕਿਸੇ ਦਾ ਬਣ ਗਿਆ ਉਹ ਰਾਹ ਛਡਾ ਦੂ ਤੇ ਉਹ ਰਾਹ ਛਡਾ ਦੂਗਾ ਤੇ ਉਹਦਾ ਤੇ ਪ੍ਰੈਸ਼ਰ ਪਾ ਦੂਗਾ ਕੱਲ ਨੂੰ ਤਾਂ ਇਹ ਕਹਿੰਦਾ ਸਾਧੂ ਕੋ ਮਿਲਣੇ ਜਾਈਏ ਸੰਗ ਨਾਲ ਲੀਜੇ ਕੋਈ ਨਾਲੇ ਨਾਲ ਲੈ ਕੇ ਜਾਓ ਕਿਸੇ ਨੂੰ ਮੈਂ ਕਹਾ ਮੈਂ ਸੰਤ ਦੀ ਗੱਲ ਮੰਨਣੀ ਆ ਨਾਲ ਦਾ ਨਾ ਲਵੇ ਮੈਂ ਖਾਮ ਕਾ ਕਰੇ ਖੜਾ ਕਰ ਲਾ ਨਾਲ ਜਾ ਕੇ ਦੂਏ ਆਦਮੀ ਨੂੰ ਦੀ ਲੈਣੀ ਪਵੇ ਲੈ ਕੇ ਨਾ ਜਾਓ ਕਿਸੇ ਨੂੰ ਨਾਲ ਕਿਸੇ ਤਰ੍ਹਾਂ ਬਣ ਕੇ ਜਾਓ ਨਾ ਕਿਸੇ ਨੂੰ ਬਣਾਇਓ ਆਪਣਾ ਪਰਮੇਸ਼ਰ ਦੇ ਬਿਨਾ ਨਾ ਕਿਸੇ ਦੇ ਬਣੇ ਜੇ ਸੁਖੀ ਰਹਿਣ ਜੇ ਸਭ ਦੇ ਬਣਾਓਗੇ ਸਭ ਨੂੰ ਨਾਲ ਲੈ ਕੇ ਚੱਲੋਗੇ ਫਿਰ ਇੱਥੇ ਹੀ ਰਹੋਗੇ ਆਨੰਦ 'ਚ ਇੱਥੇ ਜਾਇ ਜਾ ਆਨੰਦ ਹੈਗਾ ਪਤਾ ਹੀ ਹੈ ਇੱਥੇ ਰਹੋ ਇੱਥੇ ਮੇਲਾ ਬੜਾ ਸਤਜੁਗ ਦੇ ਵਿੱਚ ਸੰਤੋਖੀ ਹੁੰਦੇ ਨੇ ਸਾਰੇ ਸਤਜੁਗ ਸਤ ਕਹੇ ਸਭ ਕੋਈ ਘਰ ਘਰ ਗੁਰਮੁਖੀ ਭਗਤੀ ਹੋਈ ਹਰ ਹਿਰਦੇ ਵਿੱਚ ਗੁਰਮੁਖੀ ਭਗਤੀ ਪ੍ਰਗਟ ਹੁੰਦੀ ਹੈ ਸ਼ਬਦ ਗੁਰੂ ਪ੍ਰਗਟ ਹੁੰਦਾ ਜੇ ਸਾਰਿਆਂ ਦੇ ਹਿਰਦੇ 'ਚ ਸ਼ਬਦ ਗੁਰੂ ਪ੍ਰਗਟ ਹੁੰਦਾ ਹੈ ਗੁਰਮੁਖੀ ਭਗਤੀ ਹੁੰਦੀ ਹੈ ਫਿਰ ਰਚਨਾ ਕਿੱਥੇ ਹੁੰਦੀ ਹੈ ਸਾਰੇ ਮੁਕਤ ਨੇ ਇਹ ਇੱਕ ਸ਼ਬਦ ਇਹ ਹੋ ਗਿਆ ਦੂਜਾ ਆਪਾਂ ਹੋਰ ਕਰ ਲੈਂਦੇ ਪ੍ਰਥਮੇ ਵਸਿਆ ਸਤ ਕਾ ਖੇੜਾ ਸਭ ਤੋਂ ਪਹਿਲਾਂ ਕੀ ਹੈ ਸਾਰੇ ਲੋਕ ਵਸੇ ਨੇ ਸਾਰਿਆਂ ਦੇ ਅੰਦਰ ਸੱਚਾ ਸਾਰਿਆਂ ਦੇ ਜਿਹੜੇ ਖੜੇ ਹੋਏ ਨੇ ਸੱਚ ਦਾ ਕਿਹੜਾ ਇਤਮਾ ਰਚਨਾ ਹੈ ਨਹੀਂ ਫੇਰ ਆ ਗਿਆ ਤ੍ਰਿਤੀਆ ਤ੍ਰੇਤਾ ਤ੍ਰਿਤੀਏ ਮੈਂ ਕੁਛ ਪਿਆ ਦੁਤੇੜਾ ਮਾਨਾ ਚਿੱਤ ਚ ਤੇੜ ਪੈ ਗਈ ਰਚਨਾ ਆਜੋ ਵੀ ਨਹੀਂ ਹੈ ਮਾਇਆ ਆਜੋ ਵੀ ਨਹੀਂ ਹੈ ਇਹ ਅਬਲ ਲੋ ਦੂਰੋਂ ਪਾਇਆ ਤ੍ਰਿਤੀਏ ਮੈਂ ਕੁਛ ਪਿਆ ਦੁਤੇੜਾ ਬੁੱਝੇ ਹੋਏ ਨੇ ਜਿਹੜੇ ਦੱਸੇ ਨੇ ਦੁਤੀਆ ਅਰਧੋ ਅਰਧ ਸਮਾਨ ਦੁਆਪਰ ਚ ਕੀ ਹੋਇਆ ਅੱਧਾ ਹੈ ਜੋ ਜਿਹੜੇ ਤੇੜ ਪੈਂਦੀ ਹੈ ਤਾਂ ਮਨ ਉਧਰੋਂ ਮਾਇਆ ਅੱਧੀ ਦੋਏ ਇੱਕ ਹੋ ਗਏ ਹੁਣ ਅੱਧੀ ਦਾ ਮਾਇਆ ਸਰੀਰ ਦਾ ਮਾਇਆ ਦਾ ਚੇਤਨਾ ਚੇਤਨਾ ਸੱਚਾ ਹੈ ਸਰੀਰ ਝੂਠ ਹੈ ਸੱਚਾ ਝੂਠ ਦਾ ਬੇਲ ਕਰਕੇ ਮੂਰਤੀ ਖੜੀ ਕਰਤੀ ਮਾਟੀ ਦਾ ਪੁੱਤਰਾ कैसे नचता नचन लग गया माया और चेतन और जड़ दो इकट्ठे करके ऐसा जोड़ लाया है पैदा करता ਇਹਦਾ ਮਤਲਬ ਮਾਇਆ ਦੁਆਪਰ ਜਾ ਕੇ ਪੈਦਾ ਹੋਈ ਹੈ ਦੁਤੀਆ ਦੁਆਪਰ ਅਰਧ ਵਰਦ ਸਮਾਨ ਅੱਧਾ ਹਿੱਸਾ ਸੀ ਜਿਹੜਾ ਮਨ ਮਾਇਆ ਚ ਸਮਾ ਗਿਆ ਸਰੀਰ ਚ ਜਿਹੜਾ ਅੱਧਾ ਦੂਆ ਸਾਰਾ ਇਹ ਉਹ ਨਹੀਂ ਸਮਾਇਆ ਉਹ ਸਾਹ ਲੈਂਦਾ ਮੂਲ ਜੋਤ ਸਮਾਈ ਹੈ ਜਾਪ ਨਹੀਂ ਸਮਾਇਆ ਤਤ ਨਹੀਂ ਸਮਾਇਆ ਜੋਤ ਸਮਾਈ ਹੈ ਉਹ ਤਤ ਇਹ ਜੋਤ ਹੈ ਜੋਤ ਸਮਾਈ ਹੈ ਜਿਬਲ ਉਹ ਬਿਜਲੀ ਦਾ ਚਾਨਣ ਜਿਹੜਾ ਆਪਣੇ ਕੋਲ ਆ ਰਿਹਾ ਹੋਰ ਚੀਜ਼ ਹੈ ਤੇ ਬਿਜਲੀ ਨੂੰ ਗੱਲਾਂ ਬਗੇ ਹੋਰ ਚੀਜ਼ ਹੈ ਜਿਵੇਂ ਕੋਈ ਬਿਜਲੀ ਨੂੰ ਲਾ ਦੋਗੇ ਨਾ ਤਾਰ 'ਚ ਫਿਰ ਗੱਲ ਹੋਰ ਹੈ ਇਹ ਕਰੰਟ ਨਹੀਂ ਮਾਰ ਦੋ ਕਰੰਟ ਮਾਰੂਗੀ ਹੈ ਉਹਦਾ ਹੀ ਰੂਪ ਆ ਜੋ ਆ ਰਿਹਾ ਆਪਣਾ ਚੰਨ ਪਾਸੇ ਉਹਦਾ ਰੂਪ ਹੈ ਪਰ ਤੂੰ ਜੋਤ ਸਰੂਪ ਹੈ ਸਰੂਪ ਤਾਂ ਹੈ ਵਖਰਾ ਜੀ ਸਵੈਮ ਦਾ ਰੂਪ ਹੈ ਉਹਦਾ ਸਵੈਮ ਦਾ ਰੂਪ ਜਿਵੇਂ ਕਿਸੇ ਚੀਜ਼ ਦੇ ਵਿੱਚ ਲਾਲ ਇੱਥੇ ਰੱਖਿਆ ਹੈ ਲਾਲ ਜੋ ਜਿਹੜੀ ਬਾਹਰ ਲਾਈਟ ਗਈ ਹੈ ਉਹ ਉਹ ਲਾਲ ਦਾ ਹੀ ਰੂਪ ਹੈ ਸੋਇਮ ਲਾਲ ਦਾ ਰੂਪ ਹੈ ਲਾਲ ਨਹੀਂ ਹੈ ਉਹਦਾ ਰੂਪ ਹੈ ਲਾਲ ਨਹੀਂ ਹੈ ਆ ਚਾਨਣ ਉਹਦਾ ਰੂਪ ਹੈ ਬਿਜਲੀ ਦਾ ਬਿਜਲੀ ਦੀ ਆਪਾਂ ਮਿਸਾਲੇ ਦੇ ਸਕਦੇ ਹੋਰ ਕੀ ਕਰ ਸਕਦੇ ਮਿਸਾਲ 100% ਦੀ ਤਾਂ ਠੀਕ ਹੁੰਦੀ ਨਹੀਂ 100% ਦੀ ਠੀਕ ਨਹੀਂ ਹੁੰਦੀ ਮਿਸਾਲ ਕੋਈ ਵੀ ਚ ਇਸ ਕਰਕੇ ਗੱਲ ਪੁੱਛਣ ਵਾਲੀ ਫੇਰ ਰਹਿ ਜਾਂਦੀ ਹੈ ਉੱਥੇ ਸਾਡੇ ਕੋਲ ਵੀ ਪ੍ਰਮਾਣ ਨੇ ਉਹਨਾਂ ਨੇ ਜਿਹੜੀ ਜ਼ਿਆਦਾ ਸਾਡੇ ਨੂੰ ਸਟੀਕ ਪ੍ਰਮਾਣ ਦਿੱਤੇ ਗੁਰੂ ਸਾਡੀ ਬੁੱਧੀ ਜਿਹੜਾ ਘੱਟ ਆਇਆ ਸੀ ਘੱਟ ਦੇ ਦਿੰਦੇ ਜਿੱਦੀ ਕਿਸੇ ਦੀ ਬੁੱਧੀ ਹੁੰਦੀ ਉਹ ਜਿਹੇ ਪ੍ਰਮਾਣ ਦੇ ਸਕਦਾ ਹਾਂਜੀ ਸਤਿਗੁਰੂ ਅਤ ਸੰਤੋਖ ਕਾ ਧਰਮ ਅੱਗੇ ਰਤਵਾ ਧਰਮ ਅੱਗੇ ਰਤਵਾ ਅੱਗੇ ਕੀ ਹੈ ਧਰਮ ਧਰਮ ਸੱਚ ਇਹਦਾ ਉਹਦਾ ਸੱਚਖੰਡ ਵੱਲ ਜਾ ਰਿਹਾ ਜੇ ਧਰਮ ਰਸਵਾ ਹੈ ਤਾਂ ਸਫਰ ਕਿੱਧਰ ਨੂੰ ਹੋ ਰਿਹਾ ਸੱਚਖੰਡ ਵੱਲ ਨੂੰ ਜੇ ਅਧਰਮ ਰਸਵਾ ਹੈ ਫਿਰ ਕਿਤੇ ਨੂੰ ਫਿਰ ਨਰਕ ਵੱਲ ਨੂੰ ਝੂਠ ਖੰਡ ਵੱਲ ਨੂੰ ਪੰਜਵੇਂ ਪਾਸ਼ਾ ਵੀ ਕਹਿੰਦੇ ਕਹਿੰਦੇ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੁੰਦਾ ਜੇ ਕਲਯੁਗ ਨਹੀਂ ਸੀ ਫਿਰ ਕੀ ਸੀ ਫਿਰ ਸਤਜੁਗ ਸੀ ਕਿਹਦੇ ਨਾਲ ਨਹੀਂ ਮਿਲਤੇ ਘੜੀ ਨਾਲ ਮਿਲਤੇ ਆਪਣੇ ਮੂਲ ਨਾਲ ਜੇ ਆਪਣੇ ਮੂਲ ਨਾਲ ਸਤ ਸਰੂਪ ਨਾਲ ਨਹੀਂ ਜੁੜੇ ਹੋਏ ਸੱਚ ਨਾਲ ਨਹੀਂ ਜੁੜੇ ਹੋਏ ਤਾਂ ਕਲਪਨਾ ਸ਼ੁਰੂ ਹੋ ਜਾਂਦੀ ਹੈ ਕਲਯੁਗ ਹੋ ਜਾਂਦਾ ਹੈ ਯਾਨੀ ਜਦੋਂ ਆਦਮੀ ਕਲਪਨਾ ਕਰਦਾ ਮਹਾਰਾਜ ਜੀ ਕਲਯੁਗ ਹੁੰਦਾ ਉਹ ਹੋਰ ਕਲਯੁਗ ਕੁਝ ਨਹੀਂ ਹੈਗਾ ਕਲਯੁਗ ਕੁਝ ਨਹੀਂ ਹੈ ਕਲਯੁਗ ਚਾਹੇ ਇਹਨਾਂ ਦਾ ਕੁਝ ਵੀ ਬਣਾਇਆ ਹੋਵੇ ਗੁਰਬਾਣੀ ਦਾ ਕਲਯੁਗ ਕੀ ਹੈ ਹੁਕਮ ਦਾ ਵਿਰੋਧ ਕਰਨਾ ਸਾਡੇ ਅੰਦਰ ਜਿਹੜੀ ਸਾਡੀ ਆਪਣੀ ਸੋਚ ਪੈਦਾ ਹੁੰਦੀ ਹੈ ਮਨ ਦੀਆਂ ਭੁੱਖਾਂ ਨੇ ਕਲਪਨਾ ਪੈਦਾ ਹੁੰਦੀ ਹੈ ਇੱਛਾਵਾਂ ਪੈਦਾ ਹੁੰਦੀਆਂ ਨੇ ਇਹਨੂੰ ਕਲਯੁਗ ਕਹਿੰਦੇ ਜੇ ਕੋਈ ਇੱਛਾ ਸਾਡੀ ਹੈ ਹੀ ਨਹੀਂ ਜੋ ਪਰਮੇਸ਼ਰ ਨੂੰ ਚਾਹੂਗਾ ਉਹ ਦੇਊਗਾ ਅਸੀਂ ਸੰਤੋਖ ਹੋ ਕੇ ਬਹਿ ਗਏ ਫਿਰ ਸੱਚ ਹੋ ਇਹ ਤਾਂ ਸੰਤੋਖੀ ਹੈ ਫਿਰ ਸੱਚ ਹੋ ਗਿਆ ਸੱਚ ਹੋ ਰਥ ਸੰਤੋਖ ਜੇ ਤਾਂ ਸੰਤੋਖੀ ਹੈ ਫਿਰ ਤਾਂ ਅੰਦਰ ਸੱਚ ਜੇ ਸੰਤੋਖੀ ਨਹੀਂ ਹੈਗਾ ਇੱਛਾਵਾਂ ਪੈਦਾ ਮਾਇਆ ਦੀਆਂ ਉਹ ਵਿਗੜਨਾ ਜਾਵੇ ਉਹ ਨਾ ਵਿਗੜ ਜਾਵੇ ਆ ਮਿਲਣਾ ਚਾਹੀਦਾ ਉਹ ਮਿਲਣਾ ਫਿਰ ਉਹ ਕਰ ਜੂਗਾ ਦੋ ਹੀ ਅਵਸਥਾ ਹੁੰਦੀਆਂ ਨੇ ਤੀਜੀ ਅਵਸਥਾ ਇਹ ਜੀਵਨ ਚ ਨਹੀਂ ਹੁੰਦੀ ਬਾਕੀ ਦੀਆਂ ਦੋ ਅਵਸਥਾ ਉਹ ਕਿਹੜੀਆਂ ਇੱਕ ਗਰਭ ਦੀ ਅਵਸਥਾ ਦੁਆਪਰ ਹੈ ਜਰੂਰ ਦੂਤੀਆ ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਰਤਾਰਥ ਕਿਉ ਦੁਆਪਰ ਇੱਥੇ ਹੋ ਉੱਤੇ ਕ੍ਰਿਸ਼ਨ ਮੁਰਾਰ ਹੈ ਜਿਹੜਾ ਕ੍ਰਿਸ਼ਨ ਕਾਲਾ ਹੈ ਨਾ ਮਨ ਇਹ ਜੋੜਤਾ ਮਾਇਆ 'ਚ ਇਹ ਮਾਇਆ 'ਚ ਜੋੜਿਆ ਕਰਤਾਰ ਵਾਸਤੇ ਜੋੜਿਆ ਉਹ ਭਲਾ ਕਰਨ ਵਾਸਤੇ ਜੋੜਿਆ ਮਾਇਆ ਤਾਂ ਜੋੜਿਆ ਇਹਦੇ ਭਲੇ ਵਾਸਤੇ ਜੋੜਿਆ ਤਾਂ ਬੁਰਾ ਕਰਨ ਵਾਸਤੇ ਨਹੀਂ ਜੋੜਿਆ ਹੈ ਇਹਨੂੰ ਇਹ ਤਪ ਕਰਕੇ ਸਰੀਰ ਲਿਆ ਹੈ ਆਪਣੇ ਭਲੇ ਵਾਸਤੇ ਹੀ ਲਿਆ ਇਹ ਤੋਂ ਉੱਪਰ ਹੈ ਸਮਝਿਆ ਜੀ ਉਤਰੇਤਾ ਉਦੋਂ ਹੈ ਜਦੋਂ ਇਹ ਸਰੀਰ ਛੱਡੂਗਾ ਤ੍ਰੇਤੇ ਵਿੱਚ ਇਹਦਾ ਕੋਈ ਕਸੂਖਮ ਸਰੀਰ ਹੁੰਦਾ ਸਿਰਫ ਸੂਖਮ ਦੇ ਹੁੰਦੀ ਹੈ ਦੂਜਾ ਨਹੀਂ ਹੁੰਦਾ ਦੁਆਪਰ ਜੇ ਦੋ ਹੋ ਜਾਂਦੇ ਨੇ ਦੋ ਦੀ ਬਜਾਏ ਤਿੰਨ ਹੋ ਜਾਂਦੇ ਨੇ ਇੱਕ ਤਾਂ ਮਾਇਆ ਦਾ ਮਾਤਾ ਦਾ ਗਰਭ ਪਹਿਲੀ ਤਾਂ ਗੱਲ ਫਿਰ ਦੂਆ ਇੱਕ ਮਾਇਆ ਰੇ ਮਰ ਜਿਹੜਾ ਦੂਆ ਮਾਇਆ ਦਾ ਸੀ ਇਹ ਦੋ ਇਕੱਠੇ ਹੋ ਰਹੇ ਨੇ ਇਕੱਠਾ ਵੀ ਹੋ ਗਿਆ ਇੱਕੇ ਦਾ ਆਪਣਾ ਸਰੀਰ ਆ ਮਾਇਆ ਵਾਲਾ ਇੱਕ ਇਹਦਾ ਵੀ ਸਰੀਰ ਨੇ ਕਮਾਇਆ ਦਾ ਮਾਤਾ ਦਾ ਗਰਭ ਉੱਥੇ ਤਿੰਨ ਨੇ ਇਕੱਠੇ ਉਹ ਦੁਨੀਆ ਅੱਡ ਹੋ ਗਈ ਫਿਰ ਇੱਕ ਹੋਰ ਹੈ ਉੱਥੇ ਤੇ ਕੋਈ ਸਰੀਰ ਹੈਗਾ ਸਾਹ ਨਹੀਂ ਹੁੰਦਾ ਸਾਹ ਨਹੀਂ ਆਉਂਦਾ ਉੱਥੇ ਭਰਾ ਭਾਵੈ ਬਿਨ ਸਾਸਤਰ ਰੱਖਿਆ ਤੇ ਬਿਨ ਸਾਸਤਰ ਰੱਖਿਆ ਦੁਆਪਰ ਹੈ ਦੁਆਪਰ ਸਾਸ ਨਹੀਂ ਆਉਂਦਾ ਹੁੰਦਾ ਕਦੇ ਵੀ ਉੱਥੇ ਸਾਸ ਨਹੀਂ ਹੁੰਦਾ ਹੈ ਤਾਂ ਇਹ ਉਹ ਕਹਿੰਦੇ ਨੇ ਟੱਪ ਲਾ ਕੇ ਬਹਿ ਜਾਂਦੇ ਨੇ ਉੱਥੇ ਕਰਦੇ ਨੇ ਉੱਥੇ ਨਹੀਂ ਸਾਹ ਹੁੰਦਾ ਕਾਲਜੋ ਵੀ ਸਾਹ ਹੁੰਦਾ ਤੇਰੇ ਤੇ ਸਾਹ ਨਹੀਂ ਆਉਂਦਾ ਦੇਖੋ ਸਾਹ ਸਿਰਫ ਕਾਲਜੋ ਵਿੱਚ ਆਉਂਦਾ ਹੈ ਨਾ ਤ੍ਰੇਤੇ ਜਾਉਂਦਾ ਨਾ ਦੁਆਪਰ ਜਾਉਂਦਾ ਦੁਆਪਰ ਜਮਾਇਆ ਦਾ ਸਰੀਰ ਹੁੰਦੇ ਹੋਏ ਵੀ ਸਾਹ ਨਹੀਂ ਆਉਂਦਾ ਤ੍ਰੇਤੇ ਜਮਾਇਆ ਵਾਲਾ ਸਰੀਰ ਹੁੰਦਾ ਹੀ ਨਹੀਂ ਸਾਹ ਦੀ ਲੋੜ ਹੈ ਨਹੀਂ ਕਲਯੁਗ ਦੇ ਵਿੱਚ ਸਰੀਰ ਹੈਗਾ ਸਾਹ ਆਉਂਦਾ ਜਿਉਂਦਾ ਹੀ ਸਾਹ ਦੇ ਆਸਰੇ ਪ੍ਰਾਣ ਵਾਯੂ ਦੇ ਆਸਰੇ ਇਹ ਅੱਡ-ਅੱਡ ਤਿੰਨ ਸਟੇਜਾਂ ਨੇ ਤਿੰਨ ਸਮੇਂ ਅੱਡ ਅੱਡ ਨੇ ਤਿੰਨ ਸਮੇਂ ਅੱਡੇ ਅੱਡ ਨੇ ਇਹ ਤਿੰਨ ਸਮਿਆਂ ਦੇ ਵਿੱਚ ਜੋਤ ਉਹੀ ਹੈ ਤੀਨ ਭਵਨ ਇੱਕ ਜੋਤੀ ਜੋਤੀ ਗੁਰਮੁਖੀ ਵਸਤ ਪ੍ਰਾਪਤ ਹੋਵੇ ਚੁਣ ਲੈ ਮਾਨਕ ਮੋਤੀ ਸਮਝੇ ਬੂਝੇ ਸਮਝੇ ਸੂਝੇ ਪੜਪੜ ਬੂਝੈ ਬੂਝੇ ਅੰਤ ਨਿਰੰਤਰ ਸਾਚਾ ਬਿਨ ਸੱਚੇ ਜਗ ਕਾਚਾ ਸੱਚੇ ਦੇ ਬਿਨਾ ਸਾਰਾ ਜਗ ਕੀ ਹੈ ਝੂਠਾ ਕੱਚਾ ਇਹ ਨੇ ਜੁਗਾਂ ਦਾ ਵਿਸ਼ਲੇਸ਼ਣ ਤਿੰਨ ਜੁਗ ਕਿੰਨੇ ਜੁਗ ਨੇ ਮਾਇਆ ਦੇ ਵਿੱਚ ਚੌਥਾ ਨਹੀਂ ਹੈ ਚੌਥਾ ਤਾਂ ਮਾਇਆ ਤੋਂ ਪਰੇ ਜੇ ਮਾਇਆ ਤੋਂ ਪਰੇ ਚੌਥਾ ਜਿਵੇਂ ਇਹਨਾਂ ਨੇ ਮੰਨੇ ਨੇ ਸਤਜੁਗ ਮਾਇਆ ਦੇ ਵਿੱਚ ਹੈ ਫਿਰ ਜੁਗ ਚਾਰ ਨਹੀਂ ਰਹਿਣੇ ਪੰਜ ਹੋ ਜਾਣਗੇ ਇਹ ਕੈਸਾ ਵੀ ਸਬਰ ਜਿਹਨੂੰ ਹਿੰਦੂ ਵੀ ਮੰਨਦੇ ਨੇ ਸ਼ਾਸਤਰ ਵੀ ਮੰਨਦੇ ਨੇ ਉਦੋਂ ਰਚਨਾ ਨਹੀਂ ਹੁੰਦੀ ਆ ਬਿਲਕੁਲ ਨਹੀਂ ਹੁੰਦੀ ਮਹਾਪਰਲੇ ਦਾ ਸਮਾਂ ਹੁੰਦਾ ਕਈ ਵਾਰ ਪਸਰਿਓ ਪਾਸਾਰਾ ਸਦਾ ਸਦਾ ਇੱਕ ਏਕੰਕਾਰ ਉਹ ਤਾਂ ਰਹਿੰਦਾ ਹਮੇਸ਼ਾ ਪਸਾਰਾ ਕਈ ਵਾਰ ਪਸਰਿਆ ਮਾਇਆ ਦਾ ਕਈ ਵਾਰ ਮਾਇਆ ਨਹੀਂ ਹੁੰਦੀ ਕਈ ਵਾਰ ਹੁੰਦੀ ਹੈ ਇਹ ਹਿੰਦੂ ਮਾਦੇ ਗ੍ਰੰਥ ਵੀ ਬੰਦੇ ਨੇ ਇਸ ਗੱਲ ਨੂੰ ਫਿਰ ਜਦੋਂ ਪਸਾਰਾ ਨਹੀਂ ਹੁੰਦਾ ਉਦੋਂ ਕਿਹੜਾ ਯੁਗ ਹੁੰਦਾ ਜਿਹੜਾ ਸਤਿਯੁਗਾ ਹਮੇਸ਼ਾ ਰਹਿੰਦਾ ਹੁਣ ਵੀ ਹੈਗਾ ਹੁਣ ਵੀ ਹੈ ਸੱਚਖੰਡ 'ਚ ਸਾਜੂਗੇ ਰਹਿੰਦਾ ਹੈ ਹਰ ਵਕਤ ਆ ਜਿਹੜਾ ਝੂਠਖੰਡ ਹੈ ਇੱਥੇ ਤਿੰਨ ਯੁੱਗ ਹੁੰਦੇ ਨੇ ਚੌਥਾ ਨਹੀਂ ਹੁੰਦਾ ਇੱਥੇ ਜਿਹੜਾ ਜਦੋਂ ਬਾਹਰ ਜਾਂਦਾ ਉਹ ਸਾਜੂਗੇ ਚਲਾ ਜਾਂਦਾ ਸਾਜੂਗਾ ਹਮੇਸ਼ਾ ਰਹਿੰਦਾ ਇਹ ਸਾਜੂਗ ਦੇ ਵਿੱਚੋਂ ਹੀ ਤਿੰਨ ਪੈਦਾ ਹੋਏ ਨੇ ਸਾਜੋਗ ਕੀ ਹੈ ਜਿਹਨੂੰ ਸੁਖ ਸਾਗਰ ਕਹਿੰਦੇ ਨੇ ਉਹ ਸਾਜੋਗ ਹੈ ਸੁਖ ਸਾਗਰ ਹੈ ਉਹ ਸਤਜੁਗ ਸਤਜੁਗ ਦੇ ਵਿੱਚ ਜਿਹੜਾ ਜੀਵ ਰਹਿੰਦਾ ਉਹ ਸੁਖ 'ਚ ਰਹਿੰਦਾ ਪਰਮ ਆਨੰਦ 'ਚ ਰਹਿੰਦਾ ਸੁਖ ਸਾਗਰ ਉਹਦਾ ਨਾਮ ਤਾਂ ਕਰਕੇ ਆ ਜਿਹੜਾ ਦੁੱਖ ਸਾਗਰ ਹੈ ਸੰਸਾਰ ਇਹ ਉਹਦੇ ਵਿੱਚ ਹੀ ਹੈ ਇਹਦਾ ਮਤਲਬ ਹੈ ਸੁਖ ਸਾਗਰ ਹੁਣ ਵੀ ਹੈਗਾ ਸਾਜੂ ਹੁਣ ਵੀ ਹੈਗਾ ਆ ਤਾਂ ਉਹਦੇ ਵਿੱਚੇ ਹੁੰਦਾ ਹੈ ਜਿਵੇਂ ਇੱਕ ਬਹੁਤ بڑا ਖੇਤ ਹੈ ਉਹਦੇ ਵਿੱਚ ਇੱਕ ਖੂਹ ਹੈ ਖੂਹ ਦੇ ਵਿੱਚ ਬਾਲ ਘੁੱਬਦੀ ਹੈ ਘੁੱਬੀ ਜਾਂਦੀ ਹੈ ਬਸ ਇਹਦਾ ਇੱਕ ਖੂਹ ਹੈ ਸਿਰਫ ਆ ਸਾਰਾ ਨਾ ਸੰਸਾਰ ਇਹਨੂੰ ਝੇਰਾ ਕਹਿੰਦਾ ਨਾ ਕਬੀਰ ਚਿੱਤਰ ਵਿਚਿੱਤਰ ਇਹਾ ਵਿਚੇਰਾ ਜਿਹੜਾ ਕੱਚਾ ਖੂਹ ਹੁੰਦਾ ਉਹਨੂੰ ਝੇਰਾ ਕਹਿੰਦੇ ਨੇ ਉਧਰ ਯੂਪੀ ਚ ਕੱਚਾ ਆਪਾਂ ਪਾੜ ਪਟਣਾ ਕਹਿੰਦੇ ਨਾ ਪਾੜ ਉਹ ਚਿਹਰਾ ਕਹਿੰਦੇ ਚਿਹਰਾ ਖੋਦ ਲਿਆ ਕੱਚਾ ਪੱਕਾ ਜਿਹੜਾ ਹੁੰਦਾ ਹੋਰ ਖੂਬ ਖੋ ਜਾਂਦਾ ਫਿਰ ਚਿੱਤਰ ਵਿਚਿੱਤਰ ਇਹ ਹੈ ਆ ਚਿਹਰਾ ਬੜਾ ਕਹਿੰਦਾ ਕਸੂਤਾ ਜਿਹਾ ਚਿਹਰਾ ਹੈ ਤੇ ਆ ਪਤਾ ਨਹੀਂ ਕਦੋਂ ਉੱਤੇ ਛਾਪੜੇ ਪੈਂਦੀ ਹੈ ਕੱਚੇ ਦੀਆਂ ਡੇਗੇ ਪੈਂਦੀ ਹੈ ਛੱਪੜ ਕੱਚੇ ਨੂੰ ਫੜ ਕੇ ਵੀ ਚੜ ਸਕਦੇ ਤੁਸੀਂ ਤਜ ਚਿੱਤਰ ਹੈ ਚਿਤਰਾਖ ਚ ਤੇਰਾ ਚਿੱਤਰ ਵਿਚਿੱਤਰ ਜਿਹੜਾ ਸੰਸਾਰ ਦੀ ਰਚਨਾ ਇੱਕ ਚਿੱਤਰ ਹੈ ਵਿਚਿੱਤਰ ਹੈ ਚਿੱਤਰ ਅਜੀਬ ਕਿਸਮ ਦਾ ਚਿੱਤਰ ਤਾਂ ਜਾਇਦਾ ਤੁਸੀਂ ਬਣਾਤਾ ਹੋਇਆ ਜਾਂਦਾ ਤਾਂ ਰੋਜ਼ ਬਦਲੀ ਜਾਂਦਾ ਛੋੜਾ ਜਿਹਾ ਪੌਦਾ ਬੜਾ ਹੋ ਜਾਂਦਾ ਛੋੜਾ ਜਿਹਾ ਜਵਾਕ ਵੱਡਾ ਹੋ ਜਾਂਦਾ ਕੋਈ ਜੰਮਦਾ ਕੋਈ ਮਰਦਾ ਪੱਤੇ ਹਿਲਦੇ ਨੇ ਨਵੇਂ ਪੱਤੇ ਫੁੱਟਦੇ ਨੇ ਉਹ ਹੁਣ ਜੇ ਆਪਾਂ ਫੋਟੋ ਬਣਾ ਦਈਏ ਜਾਇਦਾ ਪੱਤਾ ਬਣਾਤਾ ਉਦੋਂ ਹੋ ਜੇ ਉਹ ਤਾਂ ਹਿਲਦਾ ਵੀ ਨਹੀਂ ਪੱਤੇ ਹਿਲਦੇ ਨੇ ਨਾ ਮੈਂ ਫੁੱਟਦੇ ਨੇ ਵਿਚਿੱਤਰ ਚਿੱਤਰ ਹੈ ਇਹ ਜਿਉਂਦਾ ਜਾਗਦਾ ਚਿੱਤਰ ਹੈ ਇਹਦੇ ਵਿੱਚ ਚਿੱਤਰ ਜੀਵਨ ਹੈ ਚਿੱਤਰ ਵਿਚਿੱਤਰ ਹੈ ਅਵਚੇਰਾ ਤਾਂ ਜੇ ਚਿੱਤਰ ਹੈ ਇਹ ਚਿੱਤਰ ਨੂੰ ਨਾ ਦੇਖ ਇਹ ਚਿੱਤਰ ਨੂੰ ਦੇਖ ਮੈਂ ਫਸ ਜਾਏਗਾ ਨਹੀਂ ਮੁਕਣਾ ਦੇਖਦਾ ਦੇਖਦਾ ਅੱਖੀ ਵੇਖਣਾ ਜੀ ਹਾਂ ਬਹੁਤ ਰੰਗ ਤੁਮਾਰੇ ਇਹਦੀ ਰਾਜਾ ਜੇ ਦੇਖਣ ਲੱਗ ਗਿਆ ਫਿਰ ਰਚਣਾ ਨਹੀਂ ਰਾਤ ਪੈ ਜਾਣੀ ਆ ਦੂਆ ਫਿਰ ਫੇਰ ਜੋ ਵਿਚਾਲੇ ਰਹਿ ਜਾਣਾ ਤਜ ਚਿਤਰੇ ਚਿਤਰਾਖ ਚਿਤੇਰਾ ਜਿਹਨੇ ਪੜਾਇਆ ਨਾ ਚਿਤਰੇ ਉਹਦੇ ਧਿਆਨ ਰੱਖ ਉਹਨੂੰ ਖੋਜੇ ਜੋ ਜੇ ਖੋਜਣਾ ਹੈ ਚਿੱਤਰ ਵਿੱਚੋਂ ਕੁਦਰਤ ਤੋਂ ਕਾਦਰ ਨੂੰ ਖੋਜੋ ਕਹਿਣ ਦਾ ਮਤਲਬ ਇਹ ਹੈ ਵਿੱਚ ਕੁਦਰਤ ਹਰ ਪ੍ਰਭ ਦੱਸਦਾ ਜੀ ਜੇ ਕੁਦਰਤ ਵਿੱਚੋਂ ਖੋਜਣਾ ਤਾਂ ਕਾਦਰ ਨੂੰ ਖੋਜੋ ਹੁਕਮ ਨੂੰ ਜੋ ਕਾਦਰ ਕੌਣ ਹੈ ਕਾਦਰ ਹੁਕਮ ਜੋ ਵਰਤੇ ਸੋ ਤੇਰਾ ਕੌਣ ਜੋ ਦੀਸੇ ਸੋ ਤੇਰਾ ਰੂਪ ਕਿਹਦਾ ਰੂਪ ਹੈ ਤੇਰਾ ਕੌਣ ਤੇਰਾ ਹੁਕਮ ਨੂੰ ਸੰਬੋਧਨ ਕੀਤਾ ਆ ਕਹਿੰਦੇ ਜੋ ਵਰਤ ਗਿਆ ਸੋਕਾ ਪੈ ਗਿਆ ਵੀ ਤੇਰਾ ਰੂਪ ਹੈ ਜੇ ਕਦੇ ਬਾੜ ਆ ਗਈ ਵੀ ਤੇਰਾ ਰੂਪ ਹੈ ਇਹ ਤੇਰਾ ਹੀ ਰੂਪ ਹੈ ਤੂੰ ਚਾਹੁੰਦਾ ਸੀ ਬਾੜ ਆ ਗਈ ਤੂੰ ਚਾਹੁੰਦਾ ਸੀ ਸੁੱਕਾ ਪੈ ਗਿਆ ਇਹੀ ਤਾਂ ਤੇਰੀ ਇੱਛਾ ਦੋਹਾਂ 'ਚ ਤੇਰੀ ਇੱਛਾ ਦੇਖ ਰਹੇ ਹੋ ਦੋਹਾਂ 'ਚ ਮੈਨੂੰ ਤੇਰਾ ਭਾਣਾ ਦਿਸ ਰਿਹਾ ਸਾਫ਼ ਜੋ ਵਰਤੇ ਸੋ ਤੇਰਾ ਜੇ ਦੇਖ ਰਿਹਾ ਰੂਪ ਹੈ ਉਹਦਾ ਦੇਖਦਾ ਰੂਪ ਰਿਹਾ ਨਾ ਭਾਣੇ ਦਾ ਸੋਕਾ ਤੇਰੀ ਇੱਛਾ ਸੀ ਸੋਕਾ ਪੈ ਗਿਆ ਸੋਕਾ ਪਿਆ ਹੋਇਆ ਦੀਦਾ ਭਾਣਾ ਨਹੀਂ ਦੀਦਾ ਪਾਣਾ ਪਿੱਛੇ ਆ ਨਾ ਪਾਣਾ ਸਮਝਣ ਵਾਲੀ ਗੱਲ ਹੈ ਜੋ ਵਰਤਿਆ ਹੋਇਆ ਉਹ ਦੇਖਣ ਵਾਲੀ ਚੀਜ਼ ਹੈ ਜੋ ਦੀਦਾ ਹੈ ਉਹ ਚਿੱਤਰ ਹੈ ਚਤੇਰਾ ਵਿੱਚ ਉਹਦੇ ਹੁਕਮ ਦਾ ਜੋ ਵਰਤੇ ਸੋ ਤੇਰਾ ਪਾਣਾ ਸਰੋਂ ਵੀ ਆ ਗਈ ਉਹ ਵੀ ਤੇਰਾ ਪਾਣਾ ਹੈ ਅੰਦਾਜ਼ਾ ਸੀਗਾ ਦੱਸ ਕੁਇੰਟਲ ਦੀ ਕਣਕ ਉਹ ਹੋ ਗਈ 20 ਕੁਇੰਟਲ ਦੀ ਝਾੜ ਆ ਗਿਆ ਕਦੇ ਵੀ ਪਤਾ ਨਹੀਂ ਕਿ ਕਿੱਥੋਂ ਝਾੜ ਜ਼ਿਆਦਾ ਆ ਗਿਆ ਕਿਉਂ ਜ਼ਿਆਦਾ ਹੋ ਗਿਆ ਉਹ ਵੀ ਤੇਰਾ ਪੜ ਕਦੇ ਵੱਧ ਤੇ ਘੱਟ ਕਰ ਦਿੰਦਾ ਕਦੇ ਘੱਟ ਤੇ ਵੱਧ ਕਰ ਦਿੰਦਾ ਕਦੇ ਸਾਰਾ ਵੀਰ ਵਾਲੇ ਪਕਾ ਦਿੰਦਾ ਲੋੜ ਨਹੀਂ ਪੈਂਦੀ ਇਹ ਸਭ ਉਹਦਾ ਹੈ ਬਸ ਉਹਦਾ ਪਾਣ ਤਾਂ ਦੀਦਾ ਤਾਂ ਹੈ ਜੀ ਸਮਝਣ ਵਾਲੀ ਗੱਲ ਹੈ ਪਾਣਾ ਹੀ ਤੀਸਰੀ ਅੱਖ ਨਾਲ ਦੇਖਣ ਵਾਲੀ ਗੱਲ ਹੈ ਸਮਝਣਾ ਕੰਮ ਕਿਹਦਾ ਅਕਲ ਦਾ ਬੁੱਧੀ ਦਾ ਪਾਉ ਬੁੱਧੀ ਤੀਸਰੀ ਅੱਖ ਉਹ ਤੀਸਰੀ ਅੱਖ ਨਾਲ ਦੀਦਾ ਹੈ ਉਹ ਤੀਸਰੀ ਅੱਖ ਅਕਲ ਹੈ ਅਕਲ ਨਾਲ ਸਮਝਣ ਵਾਲਾ ਵਿਸ਼ਾ ਪਾਣਾ ਦੇਖਣ ਵਾਲਾ ਵਿਸ਼ਾ ਜੋ ਸਾਹਮਣੇ ਵਰਤ ਰਿਹਾ ਹੈ ਵਰਤਾਰਾ ਜੋ ਹੈ ਉਹ ਸਾਨੂੰ ਦੀਦਾ ਜੋ ਵਰਤਾਰੇ ਦੇ ਪਿੱਛੇ ਸ਼ਕਤੀ ਕੰਮ ਕਰਦੀ ਹੈ ਉਹ ਸਮਝਣ ਵਾਲਾ ਵਿਸ਼ਾ ਇਹ ਚਾਰ ਯੁੱਗ ਨੇ ਇਹ ਗੁਰਮਖਾਂ ਨੇ ਬੁੱਝੇ ਨੇ ਇਹ ਜਿਹੜੇ ਦੱਸੇ ਨੇ ਗੁਰਮੁਖ ਦੇ ਦੱਸੇ ਹੋਏ ਨੇ ਗੁਰਮੁਖ ਬੁੱਝੇ ਜੁਗ ਚਤੁਆਰੇ ਘਟ ਘਟ ਵਰਤੇ ਉਧਰ ਬੁਝਾਰੇ ਇਹ ਤਾਂ ਅੰਦਰ ਵਰਤਦੇ ਨੇ ਕੋਈ ਸਜੁਗੀ ਜੀਵ ਹੈ ਭਾਣੇ ਚੱਲਦਾ ਸੰਤੋਖੀ ਹੈ ਕੋਈ ਨਹੀਂ ਸੰਤੋਖੀ ਜਿਹੜਾ ਨਹੀਂ ਸੰਤੋਖੀ ਉਹ ਕਲਜੁਗੀ ਹੈ ਜਿਹੜਾ ਸੰਤੋਖੀ ਹੈ ਸਜੁਗੀ ਹੈ ਬਾਕੀ ਦੁਆਪਰ ਤਾਂ ਦੋ ਹੈਗੇ ਹੀ ਨੇ ਬਾਹਰ ਨੇ ਜਿਹੜੇ ਗਰਭ ਦੇ ਵਿੱਚ ਨੇ ਜਿੰਨਾ ਜਰ ਬੀਜ ਵਿੱਚ ਦਾਣੇ ਦੇ ਵਿੱਚ ਜੀਵ ਪਿਆ ਹੈ ਜਿੱਤੇ ਦਾਣੇ ਅੰਨ ਕੇ ਜੀਵਾ ਜਰੂ ਉਹ ਗਰਭ ਵਿੱਚ ਉਹ ਜਿਹੜੀ ਇਹਨਾਂ ਨੇ ਉਮਰ ਗਿਣੀ ਹੈ ਜਿਹੜੀ ਹੈ ਨਾ ਦੁਆਪਰ ਦੀ ਉਮਰ ਇੰਨੀ ਉਹ ਇਹ ਤੋਂ ਅੰਦਾਜ਼ੇ ਲਾਏ ਨੇ ਦਾਣੇ ਦੇ ਵਿੱਚ ਜੀਵ ਹੈ ਉਹ ਆਹੀ ਦਾ ਲਿਖਦੇ ਨੇ ਬੈਠੇ ਬੈਲੇ ਰਿਸ਼ੀ ਪੂਰੀ ਇੱਧਰ ਉਹਨਾਂ ਨੇ ਆ ਖੋਜ ਤਾਂ ਮਿਲੀ ਗਏ ਨਹੀਂ ਵਿਹਲੇ ਸੀਗੇ ਇਹ ਆ ਕੁਝ ਕਰੀ ਗਏ ਨੇ ਊਟ ਪਟਾਲ ਇਹ ਤਾਂ ਪੱਤੇ ਤੋੜ ਲੈ ਬਨਸਪਤੀ 18 ਭਾਰ ਉਹ ਕਰ ਲੈ ਕਿਸੇ ਨੇ ਕੁਝ ਕਰ ਲਿਆ ਕਿ ਮੈਂ ਹੁਣ ਲੱਗੇ ਹੋਏ ਨੇ ਵਿਦਵਾਨ ਇਹ ਆ ਕੁਝ ਕਰਦੇ ਰਹੇ ਨੇ ਵਿਹਲੇ ਗੁਰਬਾਣੀ ਇਹਨਾਂ ਗੱਲਾਂ ਬਲ ਨੂੰ ਜਾਂਦੀ ਹੋਈ ਨਹੀਂ ਗੁਰਬਾਣੀ ਸਿੱਧੀ ਸੱਚ ਦੀ ਖੋਜ ਕਰਦੀ ਇਹਨਾਂ ਟਾਈਮ ਨਹੀਂ ਸਾਡੇ ਕੋਲ ਹੈ ਅਸੀਂ ਵਿਹਲੇ ਨਹੀਂ ਰਹਾਂਗੇ ਸਾਡੇ ਕੋਲ ਤਾਂ ਡਿਸਕਟ ਦਾ ਵੇਲ ਨਹੀਂ ਸਾਥ ਸਾਥ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੇ ਇੱਕ ਸਾਡਾ ਸਾਡੇ ਕੋਲ ਵਿਹਲਾ ਨਹੀਂ ਹੈ ਉਹਦਾ ਵਿਹਲਿਆਂ ਦਾ ਕੰਮ ਨੇ ਉਹਦੇ ਚ ਉਹ ਹੈ ਪਾਣੀ ਰੜਕਿਆ ਹੋਇਆ ਛੱਪੜ ਦਾ ਕੱਢਿਆ ਗਿਆ ਉਹਨਾਂ ਨੇ ਕੁਝ ਨਿਕਲਿਆ ਵੀ ਕੁਝ ਦੱਜ ਕੇ ਭੋਲੇ ਬੁਲੋਵੇ ਨੀਰ ਕਹਿੰਦਾ ਦੁੱਧ ਦੇ ਭਲੇ ਦਹੀਂ ਦੇ ਕੇ ਪਾਣੀ ਰੜਕੀ ਗਏ ਪਾਣੀ ਅਮਾਲ ਵਾਲੇ ਕੀ ਕਰਦੇ ਨੇ ਪਾਣੀ ਰੜਕਦੇ ਨੇ ਕੱਢ ਕੇ ਧਾਉਣ ਕੋ ਕੀ ਨਿਕਲੇ ਕਬੀਰ ਦੇ ਵਿਚਾਰ ਦਾ 80 ਸਾਲ ਤੱਕ ਨਹੀਂ ਕੋਈ ਨਿਕਲਿਆ ਉਹਦਾ ਸੱਚਾ ਆਦਮੀ ਦੀ ਸੱਚ ਬੋਲਦਾ ਉਹਨੇ ਕੋਈ ਨਹੀਂ ਨਿਕਲਿਆ ਸਰਲ ਜਨ ਨੂੰ ਸ਼ਿਵਪੁਰੀ ਕਬਾਇਆ ਕਹਿ ਕੇ ਉਹ ਜਿਹੜਾ ਨੇ ਸੱਚ ਨਹੀਂ ਬੋਲਣਾ ਉਹਨਾਂ ਨੂੰ ਮਿਲਣਾ ਵੀ ਕੁਝ ਹਾਂਜੀ ਤ੍ਰਿਤੇ ਰਤ ਜਥਾ ਕਾ ਜੋਰ ਅਗੇ ਰਥਵਾ ਤ੍ਰੇਤੇ ਰਥ ਸਤਜੁਗ ਰਥ ਸੰਤੋਖ ਸਤਜੁਗ ਦੇ ਵਿੱਚ ਸਾਰੇ ਸੱਚਖੰਡ ਦੇ ਵਾਸੀ ਦੇ ਕੋਈ ਰਚਨਾ ਨਹੀਂ ਹੁਣ ਰਚਨਾ ਸ਼ੁਰੂ ਹੋਣ ਲੱਗੀ ਹੈ ਤ੍ਰੇਤਾ ਆ ਗਿਆ ਤ੍ਰੇਤਾ ਆਇਆ ਕਿਵੇਂ ਸੀ ਕੁਛ ਮਨ ਭੰਗ ਹੋ ਗਏ ਕੁਛ ਨਾਨਕ ਜਨ ਮਨ ਭੰਗ ਭੰਗ ਜਿਨ੍ਹਾਂ ਦੇ ਮਨ ਭੰਗ ਹੋ ਗਏ ਉਹ ਟੜ ਗਏ ਲਾਲ ਟੜ ਗਏ ਟੜ ਗਏ ਨਾ ਟੇੜਾ ਕੀ ਵਿੱਚ ਆਪਸ ਵਿੱਚ ਅੰਦਰ ਤੇੜ ਆ ਗਈ ਤ੍ਰਿਤੀਏ ਮੈਂ ਕੁਛ ਪ੍ਰਥਮੇ ਬਸਿਆ ਸਤ ਕਾ ਖੇੜਾ ਤ੍ਰਿਤੀਏ ਮੈਂ ਕੁਛ ਭਿਆ ਜਿਹੜਾ ਦੋਹਾਂ ਦੇ ਵਿੱਚ ਤੇੜ ਆ ਗਈ ਜੇ ਤਰਮਨ ਚ ਤੇੜ ਕਿਵੇਂ ਆ ਗਈ ਭਾਈ ਬਹੁਤ ਵੱਡਾ ਸਵਾਲ ਹੈ ਤੇੜ ਕਾਦੋਂ ਦੀ ਹੈ ਅਸਲ 'ਚ ਹੁਕਮ ਆਪਾਰਾ ਹੈ ਨਹੀਂ ਸੀ ਉਦੋਂ ਜਿੰਨਾ ਜਰ ਹੁਕਮ ਆਵਾਰਾ ਹੁੰਦਾ ਉਹਨਾਂ ਜਰ ਬਿਰਛ ਦੇ ਸਾਰੇ ਫੇਰ ਬੀਜ ਬਣ ਜਾਂਦੇ ਨੇ ਸਾਰੇ ਜਿੰਨਾ ਜਰ ਰਚਨਾ ਉਹਨਾਂ ਜਰ ਹੁਕਮ ਚੱਲਦਾ ਸ਼ਬਦ ਹੈਗਾ ਪ੍ਰਗਟ ਜਾਂ ਸ਼ਬਦ ਬੰਦ ਹੋ ਗਿਆ ਨਾ ਸਾਰੇ ਬੀਜ ਰੂਪੇ ਰਹਿ ਗਏ ਫਿਰ ਪਰ ਬੀਜ ਤੇੜ ਪੈ ਸਕਦੀ ਹੈ ਇਹ ਬਹੁਤ ਬੜਾ ਨੁਕਤਾ ਹੈ ਦੇ ਵਿੱਚ ਜਿੰਨਾ ਜਰ ਰਚਨਾ ਹੈ ਤੇੜ ਨਹੀਂ ਪਊਗੀ ਸੱਚਖੰਡ ਕਿਸੇ ਤੇੜ ਨਹੀਂ ਪਊਗੀ ਜਿਹੜਾ ਇੱਥੋਂ ਵੀ ਚਲਿਆ ਗਿਆ ਨਾ ਮੁਕਤ ਹੋ ਕੇ ਉਹ ਵੀ ਨਹੀਂ ਤੇੜ ਪਊਗੀ ਜਿੰਨਾ ਚਿਰ ਰਚਨਾ ਨਹੀਂ ਤੇੜ ਪਊਗੀ ਕਾ ਤੇੜ ਵਾਲੇ ਦੀਦੇ ਨਹੀਂ ਜਲਦੇ ਕੜਾਹੇ 'ਚ ਭੁੱਜਦੇ ਦੀਦੇ ਨੇ ਨਾ ਇਹ ਤਲ ਹੁੰਦੇ ਨੇ ਜਿਹੜੇ ਜਿਹੜੇ ਪਕੌੜੇ ਤਲ ਹੁੰਦੇ ਨੇ ਦੂਏ ਦੇਖਦੇ ਨੇ ਨਾ ਤਾਂ ਨਹੀਂ ਤੇੜ ਪੈਂਦੀ ਸੱਚਖੰਡ ਵਾਲੇ ਦੇਖਦੇ ਸੱਚਖੰਡ ਵਾਲੇ ਦੇਖ ਰਹੇ ਨੇ ਉਹ ਵੇਖਿਆ ਨਾ ਨਜ਼ਰ ਆਵੇ ਸਾਨੂੰ ਨਹੀਂ ਦੀਦੇ ਲੱਗਦਾ ਲੈ ਜਿਹੜੇ ਤਲ ਹੁੰਦੇ ਨੇ ਉਹ ਦੂਏ ਦੇਖਦੇ ਹੀ ਡਰਦੇ ਨੇ ਅਜਿਹੇ ਤੋਂ ਇਥੋਂ ਗਏ ਨੇ ਨਿਕਲ ਕੇ ਤਾਂ ਤੋਬਾ ਤੋਬਾ ਕਰਕੇ ਗਏ ਨੇ ਪਹਿਲਾਂ ਹੀ ਉਹ ਨਾ ਜਲਦੀ ਦੇਰ ਪੈਂਦੀ ਜਦ ਅਰਬਾ ਖਰਬਾ ਸਾਲ ਤੱਕ ਸੱਚਖੰਡ ਦੇ ਵਿੱਚ ਸ਼ਬਦ ਗੁਪਤ ਹੋ ਜਾਂਦਾ ਲੁਪਤ ਹੋ ਜਾਂਦਾ ਕਿ ਸ਼ਬਦ ਦੀ ਫਿਰ ਕੀ ਲੋੜ ਹੈ ਜਾਂ ਰਚਨਾ ਹੈਗੀ ਨਹੀਂ ਰਚਨਾ ਨਹੀਂ ਹੈ ਤਾਂ ਧਰਮ ਨਾ ਗਗਨਾ ਹੁਕਮ ਅਪਾਰਾ ਹੁਕਮ ਅਪਾਰਾ ਵੀ ਨਹੀਂ ਹੈ ਉਹਨੂੰ ਹੁਕਮ ਵੀ ਜਦੇ ਹੁੰਦਾ ਜਾਂ ਰਚਨਾ ਹੁੰਦੀ ਹੁਕਮ ਉਹ ਲੋੜ ਕੀ ਹੁਕਮ ਦੀ ਚਲਾਉਣਾ ਕੀ ਤੇ ਹੁਕਮ ਚੰਦ ਸੂਰਜ ਦੀ ਹੈ ਧਰਤੀ ਖਾਕ ਦੀ ਹੈ ਪੌਣ ਪਾਣੀ ਦੀ ਹੈ ਕੋਈ ਜੀਵ ਅਲੱਗ ਨਹੀਂ ਹੈ ਹੁਕਮ ਤੇ ਕਰਾਉਣਾ ਕੀ ਦੋ ਸਾਰੇ ਹਾਕਮ ਨੇ ਸਾਰੇ ਜ਼ਿੰਮੇਵਾਰ ਨੇ ਉਦੋਂ ਫੇਰ ਤੇੜ ਪੈਦਾ ਹੋ ਜਾਂਦੀ ਹੈ ਮਤਭੇਦ ਅੰਦਰ ਪੈਦਾ ਹੋ ਜਾਂਦਾ ਨੇ ਬਸ ਜਿਹੜੇ ਮਨ ਉਦੋਂ ਵਾਗੀ ਹੋ ਜਾਂਦੇ ਨੇ ਉਹਨਾਂ ਹੀ ਤੇੜ ਪੈਦਾ ਹੋ ਜਾਂਦੀ ਅੱਕ ਜਾਂਦੇ ਨੇ ਬੈਠੇ ਬੈਠੇ ਜਿਵੇਂ ਆਦਮੀ ਬੈਠਾ ਬੈਠਾ ਅੱਕ ਜਾਂਦਾ ਨਾ ਕਈ ਵਾਰ ਮਨ ਵੀ ਅੱਕ ਜਾਂਦਾ ਤ੍ਰਿਤੀਏ ਮੈਂ ਕੁਝ ਪਿਆ ਤੇੜਾ ਉਹਨਾਂ ਵਾਸਤੇ ਤ੍ਰਿਤੀ ਹੈ ਜਿਨ੍ਹਾਂ ਦੇ ਤੇੜ ਪੈ ਗਈ ਦੂਜਾ ਵਾਸਤੇ ਤ੍ਰਿਤੀ ਨਹੀਂ ਹੈ ਜਿਨ੍ਹਾਂ ਦੋਹਾਂ ਦੇ ਵਿੱਚ ਦੋ ਤੇੜਾ ਦਾ ਦੋਹਾਂ 'ਚ ਤੇੜ ਪਈ ਹੈ ਦੋਹਾਂ ਦੇ ਵਿੱਚ ਚਿੱਤਰ ਬੁੱਧ ਤੇੜ ਪਈ ਹੈ ਕਿਉਂਕਿ ਸਵੈ ਭੰਗ ਵਾਲੀ ਸ਼ਕਤੀ ਹੈ ਜਿਹੜੀ ਉਹ ਮਨ ਨੇ ਇਸਤੇਮਾਲ ਕਰ ਲਈ ਸਵੈ ਭੰਗ ਸਵੈਮ ਨੂੰ ਭੰਗ ਕਰਨ ਦੀ ਪਾਵਰ ਹੈ ਜਿਹੜੀ ਉਹ ਇਸਤੇਮਾਲ ਕਰ ਲਈ ਪਾਵਰ ਇਸਤੇਮਾਲ ਕਰ ਲਈ ਆਪਣੀ ਕਦੇ ਕਰ ਸਕਦੇ ਕੋਈ ਸਵੈ ਭੰਗ ਦੀ ਸ਼ਕਤੀ ਮਨ ਕੋਲ ਹੈ ਜਿੰਨਾ ਚਿਰ ਮਰਜ਼ੀ ਉਹ ਆਪਣੇ ਹੁਕਮ 'ਚ ਰਹੇ ਜਿੰਨਾ ਚਿਰ ਮਰਜ਼ੀ ਜਦ ਮਰਜ਼ੀ ਬਾਗੀ ਹੋ ਜੇ ਉਹਦੀ ਹੋਗੀ ਮਰਜ਼ੀ ਬਾਗੀ ਹੋਣ ਦੀ ਬੰਦੀ ਮਰਜ਼ੀ ਬਾਗੀ ਹੋਣ ਦੀ ਹੋਗੀ ਮਰ ਬਾਗੀ ਹੋ ਗਿਆ ਤੇੜ ਪੈ ਗਈ ਜੋ ਤੇੜ ਵਾਲਿਆਂ ਦਾ ਇਲਾਜ ਹੋ ਰਿਹਾ ਇੱਥੇ ਜਿਹੜਾ ਤੇੜ ਪਈ ਨਾ ਉਹਨਾਂ ਦਾ ਇਲਾਜ ਆ ਸ੍ਰਿਸ਼ਟੀ ਉਹਨਾਂ ਵਾਸਤੇ ਤ੍ਰਿਤੀਏ ਮੈਂ ਕੁਝ ਪਿਆ ਦੋ ਤੇਰਾ ਫਿਰ ਗੱਲ ਹੋ ਗਈ ਇਲਾਜ ਦੀ ਇਹਨਾਂ ਦਾ ਹੁਣ ਵੀ ਇਲਾਜ ਕਰੀਏ ਆ ਰਚਨਾ ਰਚੀ ਫਿਰ ਸੱਚੇ ਤੇ ਪਵਨਾ ਪਿਆ ਪਵਨਾ ਤੇ ਜਲ ਹੋਏ ਜਲ ਤੇ ਤ੍ਰਿਪਵਨ ਸਾਜਿਆ ਘਟ ਘਟ ਜੋਤ ਸਮੋਈ ਹੁਣ ਜੋਤ ਫਿਰ ਸਮੋਈ ਗਈ ਅੱਧੀ ਉਹ ਤ੍ਰਿਤੇ ਦੇ ਵਿੱਚ ਜਿਹੜੇ ਤੇੜ ਪਈ ਸੀ ਤੇੜ ਦਾ ਇਲਾਜ ਹੋ ਰਿਹਾ ਜਿਹੜੀ ਭਰਮ ਦੀ ਲਕੀਰ ਹੈ ਨਾ ਵਿੱਚ ਉਹੀ ਮਟਾਉਣ ਦਾ ਇਲਾਜ ਹੈ ਸਾਰਾ ਸੰਸਾਰ ਇਹ ਦੁਆਪਰ ਦੇ ਵਿੱਚ ਤਾਂ ਸਿਰਫ ਇਹਨੂੰ ਸਰੀਰ ਮਿਲਿਆ ਦੁਆਪਰ ਤਾਂ ਸਰੀਰੇ ਮਿਲਿਆ ਇਹਨੂੰ ਤੇੜ ਮਟਾਉਣ ਵਾਸਤੇ ਗਿਆਨ ਸੁਣਨ ਵਾਸਤੇ ਸਮਝਾਉਣ ਵਾਸਤੇ ਮਨ ਨੂੰ ਮਨ ਨੂੰ ਸਮਝਾਉਣ ਵਾਸਤੇ ਸਰੀਰ ਮਿਲਿਆ ਕੰਨ ਇਹਨੂੰ ਸਮਝਾਈਏ ਵੀ ਨਾ ਪਾਈਏ ਛੱਡ ਦੇ ਤੂੰ ਮਨ ਸਮਝਾਉਣ ਕਾਰਨ ਹੈ ਕਛੂਕ ਪੜੀ ਹੈ ਪਾਣੀ ਮਨ ਨੂੰ ਸਮਝਾ ਰਹੀ ਹੈ ਹੋਰ ਕੀ ਕਰ ਰਹੀ ਹੈ ਕਾਦੇ ਵਾਸਤੇ ਤੇੜ ਵਟਾਉਣ ਵਾਸਤੇ ਜੇ ਤੇੜ ਮਿਟ ਗਈ ਫਿਰ ਸਾ ਛੱਡ ਚਲਾ ਜਾਉ ਤ੍ਰੇਤੇ ਰਥ ਜਤੇਗਾ ਜੋਰ ਅਗੇ ਰਥਵਾ ਤ੍ਰੇਤੇ ਦੇ ਵਿੱਚ ਰਥ ਜਤੇ ਦਾ ਹੁੰਦਾ ਤ੍ਰੇਤੇ ਦਾ ਜਤਨ ਹੁੰਦਾ ਸੋਚਿਆ ਜਾਂਦਾ ਵੀ ਕੀ ਕਰੀਏ ਹੁਣ ਜਤਨ ਕੀ ਕਰੀਏ ਤੇੜ ਕਿਵੇਂ ਮਿਟੇ ਇਹਨਾਂ ਦੀ ਉਹ ਤਾਂ ਸੋਚਿਆ ਹੀ ਹੈ ਜਤਨ ਪਲੈਨਿੰਗ ਹੈ ਪਲੈਨਿੰਗ ਦੇ ਤਹਿਤ ਆ ਦੁਆਪਰ ਮਾਇਆ ਰਚੀ ਪਲਾਨ ਦੀ ਐਪਲੀਕੇਸ਼ਨ ਹੁਣ ਹੋ ਰਹੀ ਹੈ ਤੇ ਇੱਥੇ ਵਿੱਚ ਜਤਨ ਦੇ ਬਾਰੇ ਸੋਚਿਆ ਜਾਂਦਾ ਹੈ ਜਦ ਇਹ ਛੱਡ ਕੇ ਜਾਂਦਾ ਹੈ ਗਲਤ ਖੇਲ ਖੇਲ ਕੇ ਆ ਗਿਆ ਜਨਮ ਲੈ ਲਿਆ ਆਦਮੀ ਦਾ ਕੰਮ ਜਿਹੜਾ ਕਰਨਾ ਸੀ ਉਹ ਕੀਤਾ ਨਹੀਂ ਫਿਰ ਪਛਤਾਉਂਦਾ ਜਾ ਕੇ ਫਿਰ ਦੁਬਾਰਾ ਯਤਨ ਕਰਦਾ ਦੁਬਾਰਾ ਯਤਨ ਕਰਦਾ ਦੁਬਾਰਾ ਫਿਰ ਤਪ ਗੁਰਸੇਵਾ ਤੇ ਭਗਤ ਕਮਾਈ ਤਾਵੇ ਮਾਨਸ ਦੇਹੀ ਫਿਰ ਮਾਨਸ ਦੇਹੀ ਵਾਸਤੇ ਯਤਨ ਕਰਨਾ ਪੈਂਦਾ ਇਹਨੂੰ ਤ੍ਰਿਤੇ ਚ ਜਤੇ ਦਾ ਮਤਲਬ ਯਤਨ ਹੁੰਦਾ ਹੈ ਯਤਾ ਲਫ਼ਜ਼ ਹੈ ਯਤਾ ਇਹ ਇਹ ਨਾਲ ਇਹ ਇਹ ਤਾਂ ਜੱਜਾ ਬਣਿਆ ਹੋਇਆ ਜਤਾ ਜਤੇ ਨਾਲ ਯਤਨ ਹੁੰਦਾ ਯਤੇ ਨਾਲ ਯਤਨ ਹੁੰਦਾ ਪਹਿਲਾਂ ਯਤਾ ਬੋਲਦੇ ਹੁੰਦੇ ਸੀ ਯਤੀ ਯਤੀ ਲਫ਼ਜ਼ ਹੈ ਯਤੀ ਨੂੰ ਜਤੀ ਕਹਿੰਦੇ ਸੀ ਜਤੀ ਸਦਾਏ ਯੁਕਤ ਨਾ ਜਾਣ ਉਹਨਾਂ ਨੇ ਜਤੀ ਹੋ ਰਹੀ ਬਣਾ ਲਿਆ ਅਰਥੇ ਬਦਲ ਲੈ ਜਤੀ ਦੇ ਅਰਥ ਬਦਲ ਲੈ ਤਾਂ ਹੀ ਤਾਂ ਕਹਿੰਦੇ ਜਤੀ ਸਦਾਏ ਆਪਣੇ ਆਪ ਨੂੰ ਜਤੀ ਕਹਿੰਦੇ ਨੇ ਜਤੀ ਥੋੜੀ ਹੁੰਦੇ ਨੇ ਜੁਗਤ ਨਾ ਜਾਣੇ ਉਹ ਜਤੀ ਦਾ ਵਾੜਾ ਯਤਨ ਕਰੇ ਛੁੱਟਣ ਦਾ ਫਸਿਆ ਹੋਇਆ ਛੁੱਟਣ ਦਾ ਯਤਨ ਕਰੇ ਕੋਈ ਉਹੀ ਜਤੀ ਹੈ ਉਹਨਾਂ ਨੇ ਅਰਥ ਯਤਨ ਦੇ ਬਦਲ ਕੇ ਹੋਰੀ ਸ਼ੁਰੂ ਕਰ ਲਿਆ ਜਤੀ ਸਦਾਏ ਜੁਗਤ ਨਾ ਜਾਣੇ ਛੱਡ ਮੈਂ ਘਰ ਬਾਹਰ ਤੇ ਤੇਰਾ ਜਤੇ ਕਾ ਜੋਰ ਅਗੇ ਰਥਵਾ ਜੋਰ ਅਗੇ ਰਥਵਾ ਅਗੇ ਰਥਵਾ ਕੀ ਹੈ ਬੁੱਧ ਬਲ ਬੁੱਧ ਬਲ ਦਾ ਕਬਲ ਜੋਰ ਦਾ ਮਤਲਬ ਉੱਥੇ ਸਰੀਰ ਤਾਂ ਹੈ ਜੀ ਸਰੀਰ ਤਾਂ ਤੇ ਹੈ ਜੀ ਉੱਥੇ ਬੁੱਧ ਬਲ ਦੀ ਰਸਵਾਈ ਹੈ ਬੁੱਧ ਕੀ ਜਤਨ ਕਰੀਏ ਜਦੋਂ ਅਸੀਂ ਕੀ ਯਤਨ ਕਹਿੰਦੇ ਕਰੀਏ ਉੱਥੇ ਬੁੱਧੀ ਦਾ ਕੰਮ ਬੁੱਧੀ ਦੀ ਸੋਚ ਹੈ ਨਾ ਯਤਨ ਕਰਨੀ ਬੁੱਧੀ ਦਾ ਯਤਨ ਸੋਚ ਰਹੀ ਹੈ ਉੱਥੇ ਗਿਆਨ ਹੀ ਅੱਗੇ ਰਸਵਾ ਹੈ ਉੱਥੇ ਸਰੀਰ ਬਾਹਲਾ ਤਾਂ ਹੈ ਨਹੀਂ ਬਾਹਲੇ ਸਰੀਰ ਦੇ ਜੋਰ ਤਾਂ ਹੈ ਨਹੀਂ ਪਲੈਨਿੰਗ ਹੈ ਉੱਥੇ ਤਾਂ ਬੁੱਧੀ ਦੇ ਜੋਰ ਤੇ ਫਿਰ ਕੀ ਕਰਨਾ ਚਾਹੀਦਾ ਦੁਆਪਰ ਰਥ ਤਪੇਗਾ ਦੁਆਪਰ ਆ ਗਿਆ ਸਤ ਅੱਗੇ ਰਤਵਾ ਅੱਗੇ ਦੁਆਪਰ ਆ ਗਿਆ ਅੰਦਰ ਵਿੱਚ ਆ ਗਿਆ ਉੱਤੇ ਤਪੇ ਦਾ ਤਪੇ ਦਾ ਰਤ ਤਪੇ ਦੇ ਵਿੱਚ ਕੀ ਹੁੰਦਾ ਧਿਆਨ ਜੋੜਨਾ ਤਪ ਦੇ ਵਿੱਚ ਸੁਰ ਧਿਆਨ ਜੋੜਦੇ ਤਪੀਏ ਧਿਆਨ ਜੋੜਦੇ ਧਿਆਨ ਸ਼ਬਦ ਨਾਲ ਕੋਈ ਆਦਮੀ ਇਹ ਤੇ ਕਰਵਾ ਰਿਹਾ ਇਹ ਕਰ ਰਿਹਾ ਐ ਕਰ ਐ ਕਰ ਐ ਕਰ ਇਹ ਸੁਣ ਕੇ ਕਰ ਰਿਹਾ ਕੁਝ ਸੁਣਨ ਚ ਔਰ ਕਰਨ ਚ ਜੁੜਿਆ ਹੋਇਆ ਜੇ ਕਿਤੇ ਸੁਣਨ ਔਰ ਕਰਨ ਚ ਵਿਗੜ ਪੈ ਗਿਆ ਤਾਂ ਸਰੀਰ ਚ ਵਿਗੜ ਪੈ ਜੂਗਾ ਜੋ ਕੰਮ ਕਰ ਰਿਹਾ ਉਹ ਵਿਗੜ ਪੈ ਜੂਗਾ ਜਿੱਥੇ ਵੀ ਸੁਣਨ ਦੇ ਵਿੱਚ ਔਰ ਕਰਨ ਦੇ ਵਿੱਚ ਵਿਗੜ ਪੈ ਗਿਆ ਉੱਥੇ ਸੁਣਿਆ ਕੁਝ ਹੋਰ ਸਮਝਿਆ ਕੁਝ ਹੋਰ ਉੱਥੇ ਜੋ ਕੰਮ ਕਰ ਰਿਹਾ ਉਹ ਵਿਗੜ ਪੈ ਜੂਗਾ ਧਿਆਨ ਉੱਥੇ ਸ਼ਬਦ ਦੇ ਵਿੱਚ ਹੈ ਸ਼ਬਦ ਪਰ ਉੱਥੇ ਮਾਇਆ ਨਾਲ ਜੋੜਨ ਵਾਲਾ ਹੈ ਸ਼ਬਦ ਸੱਚ ਨਾਲ ਜੋੜਨ ਵਾਲਾ ਨਹੀਂ ਹੈ ਸਰੀਰ ਤੇ ਨੂੰ ਸਰੀਰ ਧਾਰ ਸਰੀਰ ਤੇ ਕੰਟਰੋਲ ਕਿਵੇਂ ਕਰਨਾ ਦੰਦਾਂ ਨੇ ਵਿਚਾਲੇ ਜੀਵ ਨੂੰ ਵਰਤਣਾ ਬੋਲਣਾ ਤੇ ਬਚਾਉਣਾ ਕਿਵੇਂ ਬ੍ਰੇਨ ਦੇ ਵਿੱਚ ਐਨੀ ਤੇਜ਼ੀ ਨਾਲ ਸੁਰਤ ਨੇ ਟੱਚ ਕਰਨਾ ਕਿ ਸਾਰੇ ਸਰੀਰ ਨੇ ਫੰਕਸ਼ਨ ਕਰਨਾ ਸਿਰਫ ਬ੍ਰੇਨ ਤੱਕ ਸੀਮਤ ਹੈ ਜੋਤ ਬ੍ਰੇਨ ਤੋਂ ਅੱਗੇ ਜੋਤ ਨਹੀਂ ਹੈ ਬ੍ਰੇਨ ਦੇ ਵਿੱਚੋਂ ਹੀ ਸਾਰੇ ਸਰੀਰ ਦਾ ਫੰਕਸ਼ਨ ਹੋ ਰਿਹਾ ਜਦੋਂ ਬ੍ਰੇਨ ਤੇ ਕੰਟਰੋਲ ਨਹੀਂ ਰਹਿੰਦਾ ਬੇਹੋਸ਼ ਹੁੰਦਾ ਸਰੀਰ ਡੈਡ ਜੋ ਸਾਹ ਨਾ ਹੁੰਦਾ ਸੌ ਜਾਂਦਾ ਹੈ ਸਰੀਰ ਤੇ ਕੰਟਰੋਲ ਖਤਮ ਬੇਹੋਸ਼ ਹੋ ਗਿਆ ਸਰੀਰ ਤੇ ਕੰਟਰੋਲ ਖਤਮ ਜਿੰਨਾ ਜਿਹੜੇ ਬ੍ਰੇਨ ਦੇ ਵਿੱਚ ਹੈ ਸੋਚ ਸਰੀਰ ਦੇ ਕੰਟਰੋਲ ਚ ਹੈ ਬ੍ਰੇਨ ਤੋਂ ਇਹ ਹੋਇਆ ਸਰੀਰ ਤੇ ਕੰਟਰੋਲ ਹਟਿਆ ਗਵਰਨਰ ਜਿਵੇਂ ਹੁੰਦਾ ਨਾ ਕਿਸੇ ਜਣ ਇਹ ਬ੍ਰੇਨ ਗਵਰਨਰ ਗਵਰਨਰ ਬ੍ਰੇਨ ਚੋਂ ਕਰ ਰਿਹਾ ਸਾਰੇ ਸਰੀਰ ਨੂੰ ਸਰੀਰ ਬ੍ਰੇਨ ਦੇ ਵਿੱਚ ਜੇ ਟੱਚ ਕਰਦੀ ਹੈ ਨਾ ਕੋਈ ਬਹੁਤ ਸੂਖਮ ਇੱਕ ਸਾਈਡ ਤੇ ਕਿਤੇ ਟੱਚ ਕਰੀਏ ਲੱਤ ਆਪੇ ਖੜੀ ਹੋ ਜਾਂਦੀ ਹੈ ਫੰਕਸ਼ਨ ਬਾਹਰ ਹਿਲਦੀ ਹੈ ਤੋ ਫਿਰ ਲੱਤ ਹਿਲਦੀ ਹੈ ਕਿ ਇਦਾਂ ਹੁੰਦਾ ਜੇ ਖੋਪੜੀ ਲਾ ਕੇ ਉਹ ਕਰਦੇ ਦੱਸਦੇ ਨੇ ਡਾਕਟਰ ਇਦਾਂ ਇੰਨਾ ਸੂਖ ਹੁੰਦਾ ਜਾਨੀ ਇੰਨਾ ਸੂਖ ਨੂੰ ਟੱਚ ਅਗਰ ਜੋ ਤੇ ਟੱਚ ਕਰਦੇ ਜੋ ਤੇ ਟੱਚ ਨਾਲ ਉੱਥੇ ਚੱਲਦਾ ਸਾਰਾ ਸਰੀਰ ਤਾਂ ਹੀ ਪ੍ਰੇਤ ਨੂੰ ਦਸ ਦਵਾਰ ਕਹਿਣ ਲੱਗੇ ਅਸਲ 'ਚ ਬ੍ਰੇਨ ਤਾਂ ਮਾਇਆ ਨਾਲ ਜੋੜਨ ਵਾਲੀ ਚੀਜ਼ ਹੈ ਸੰਸਾਰ ਨਾਲ ਜੋੜਨ ਵਾਲੀ ਚੀਜ਼ ਹੈ ਸਾਨੂੰ ਤਿਰਕੁਟੀ ਤਾਂ ਸੰਸਾਰ ਨਾਲ ਜੋੜਨ ਵਾਲੀ ਚੀਜ਼ ਹੈ ਸੰਸਾਰ ਨਾਲ ਜਾਂ ਟੁੱਟਣਾ ਹੈ ਤਿਰਕੁਟੀ ਛੱਡਣੀ ਪੈਣੀ ਹੈ ਤਿਰਕੁਟੀ ਛੁੱਟਾ ਦਸਵਾਂ ਦੌਰ ਖੁੱਲਾ ਸੰਸਾਰ ਬ੍ਰੇਨ ਇਹਨੂੰ ਸਰੀਰ ਨਾਲ ਜੋੜਦਾ ਸਰੀਰ ਇਹਨੂੰ ਸੰਸਾਰ ਨਾਲ ਜੋੜਦਾ ਬ੍ਰੇਨ ਦੇ ਥਰੂ ਜੋਤ ਸਰੀਰ ਨਾਲ ਜੁੜਦੀ ਹੈ ਅੱਖਾਂ ਨਾਲ ਜੁੜਦੀ ਹੈ ਦੇਖਦੀ ਹੈ ਕੰਨਾਂ ਨਾਲ ਜੁੜਦੀ ਹੈ ਗਿਆਨ ਇੰਦਰੀਆਂ ਨਾਲ ਜੁੜਦੀ ਹੈ ਸਾਰੇ ਸਰੀਰ ਨਾਲ ਜੁੜਦੀ ਹੈ ਉਹ ਜੁੜ ਕੇ ਬਾਅਦ ਵਿੱਚ ਸਾਰੇ ਸੰਸਾਰ ਨਾਲ ਜੁੜਦੀ ਜੋਗੀ ਕਹਿੰਦਾ ਵੀ ਤਰਕੁੜੀ ਤਾਂ ਆ ਗਈ ਸੁਰਤ ਚਾਹੇ ਹੁਣ ਬਾਹਰ ਨਾ ਜਾ ਸਰੀਰ ਸੰਸਾਰ ਨਾਲ ਨਾ ਜੁੜ ਫੇ ਬ੍ਰੇਨ ਨਾਲ ਕਿਉਂ ਜੁੜੇ ਬ੍ਰੇਨ ਨਾਲ ਜੁੜ ਗਈ ਸਰੀਰ ਨਾਲ ਜੁੜ ਗਈ ਆ ਕੇ ਬ੍ਰੇਨ ਨਾਲ ਜੁੜ ਗਈ ਸਰੀਰ ਨਾਲ ਜੁੜ ਗਈ ਆ ਕੇ ਸੁਰਤ ਫੇਰ ਕਹਿੰਦਾ ਬਾਹਰ ਫੇਰ ਕੇ ਰੁਕ ਜੂ ਬ੍ਰੇਨ ਤੱਕੇ ਕਿਉਂ ਆਵੇ ਕਬੀਰ ਰਹਿ ਕਹਿੰਦਾ ਬ੍ਰੇਤ ਸੁੱਤੇ ਪੈ ਦੀ ਬ੍ਰੇਨ ਨਹੀਂ ਹੁੰਦੀ ਜੁੜਿਆ ਹੈ ਜਿਹਨਾਂ ਸਰੀਰ ਨਾਲ ਜੁੜਿਆ ਹੈ ਲੋ ਜੇ ਸਰੀਰ ਨਾਲ ਜੁੜਿਆ ਹੋਇਆ ਤਾਂ ਮਾਇਆ ਨਾਲ ਜੁੜਿਆ ਹੋਇਆ ਹੈ ਸੰਸਾਰ ਨਾਲ ਜੁੜਿਆ ਹੋਇਆ ਫੇਰ ਨਹੀਂ ਰੁਕ ਸਕਦਾ ਸਰੀਰ ਨਾਲੇ ਨਾਲ ਜੁੜੇ ਜੀਵਨ ਮੁਕਤ ਅਵਸਥਾ ਹੋਵੇ ਤਾਂ ਕਹਿੰਦਾ ਕਬੀਰ ਬੂਲ ਦੁਆਰੇ ਬੰਦਿਆ ਬੰਦ ਉਹ ਜਦ ਇੱਥੋਂ ਸੁਰਤ ਉੱਠੀ ਸੀ ਇੱਥੇ ਹੀ ਪੱਥਰ ਪਛਮ ਦੁਆਰੇ ਕੀ ਸਲੋੜ ਤੂੰ ਬ੍ਰੇਨ ਵੱਲ ਦਾ ਰਸਤੇ ਬੰਦ ਕਰ ਦੇ ਨਾ ਜਾਣ ਦਾ ਵੱਲ ਦਾ ਰਾਹ ਬੰਦ ਕਰ ਜਾਗਦੀ ਤਿਰਕੁਣੀ ਵੱਲ ਚਲੀ ਜਾਂਦੀ ਹੈ ਸੁਰ ਜਾਗਦੀ ਸਾਰ ਤਿਰਕੁਟ ਕੜਕ ਦੇ ਕੇ ਜਾ ਕੇ ਜਾਂਦੀ ਉਹ ਬ੍ਰੇਨ ਸੁਰਤ ਜਾਗਦੀ ਸਾਰੇ ਸੁਤਾ ਪਿਆ ਹੋਵੇ ਆਦਮੀ ਜਾਂਦੀ ਉਹ ਬ੍ਰੇਨ ਇੱਕਦਮ ਉੱਥੇ ਨਾ ਜਾਵੇ ਜਾਵੇ ਨਾ ਫੇਰ ਪੋਸੀਬਲ ਹੈ ਸੰਸਾਰ ਨੂੰ ਛੱਡਣਾ ਵਰਨਾ ਪੋਸੀਬਲ ਨਹੀਂ ਇਸ ਕਰਕੇ ਉਹਨਾਂ ਦੀ ਸਮਾਧ ਨਹੀਂ ਲੱਗੀ ਸਮਾਧੀ ਲੱਗਦੀ ਕਿਵੇਂ ਸਮਾਧੀ ਗਿਆਨ ਨਾਲ ਲੱਗਦੀ ਹੈ ਸਮਾਧੀ ਗਿਆਨ ਦਾ ਵੱਧਾ ਜਾਂ ਮਨ ਨੂੰ ਗਿਆਨ ਨੇ ਰੋਗ ਦਿੱਤਾ ਵੀ ਜਾਣਾ ਨਹੀਂ ਤਰਖੁੜੀ 'ਚ ਬਿਸਮਾਦੀ ਸਹਿਜ ਸਮਾਦ ਸੁਪਨਾ ਕਦ ਦੇਖਦਾ ਜੇ ਸੁੱਤਾ ਹੋਇਆ ਸੁਪਨਾ ਦੇਖੂਗਾ ਸੁੱਤੇ ਨੂੰ ਤੁਸੀਂ ਸੁਪਨਾ ਕਿਵੇਂ ਬੰਦ ਕਰਦਾ ਹੋ ਜਗਾ ਲਓ ਆਪੇ ਸੁਪਨਾ ਬੰਦ ਹੋ ਜੂ ਗੱਲ ਸੁਪਨਾ ਬੰਦ ਕਰਨ ਦੀ ਨਹੀਂ ਕਹਿੰਦੀ ਗੁਰਬਾਣੀ ਜੋਗੀ ਕਹਿੰਦੇ ਨੇ ਸੁਪਨਾ ਬੰਦ ਕਰੋ ਸੁੱਤੇ ਪਏ ਦਾ ਗੁਰਬਾਣੀ ਕਹਿੰਦੀ ਹੈ ਸੁਪਨਾ ਚੱਲਣ ਦੋ ਜਗਾ ਦੋ ਦੋ ਗੱਲਾਂ 'ਚ ਫਰਕ ਹੈ ਸੁਪਨੇ ਦੀ ਪਰਵਾਹ ਨਾ ਕਰੋ ਚੱਲਣ ਦੋ ਇਹਨੂੰ ਉਹਨੂੰ ਜਗਾ ਦਿਓ ਸੁਪਨਾ ਆਪੇ ਬੰਦ ਹੋ ਜੂ ਉਹ ਕਹਿੰਦੇ ਸੁੱਤਾ ਰਹਿਣ ਦਿਓ ਸੁਪਨਾ ਬੰਦ ਕਰੋ ਸੁੱਤੇ ਬੈਠਾ ਥੋੜਾ ਸੰਪਰਕ ਨਹੀਂ ਹੈਗਾ ਸੁਪਨਾ ਕਿਉਂ ਬੰਦ ਕਰੋਗੇ ਸੰਪਰਕ ਜਾ ਹੋਣਾ ਦਾ ਜਾਗ ਪੈਣਾ ਉਹਨੇ ਜਦ ਸੰਪਰਕ ਹੋਊਗਾ ਤਾਂ ਜਾਗ ਪੈਣਾ ਜੋਗੀ ਸਮਾਧੀ ਲਾਉਂਦੇ ਨੇ ਸੁਣ ਸੁਣਨਾ ਨੂੰ ਸੁੱਤੇ ਪਏ ਦੀ ਬਿਨਾਂ ਗਿਆਨ ਤੋਂ ਗੁਰਬਾਣੀ ਸਮਾਧੀ ਲਾਉਂਦੀ ਹੈ ਜਗਾ ਕੇ ਸਹਿਜ ਗਿਆਨ ਨਾਲ ਗਿਆਨ ਹੱਲ ਹੈ ਅਗਿਆਨਤਾ ਹੱਲ ਨਹੀਂ ਹੈ ਜੋਗੀਆਂ ਦੀ ਸਾਰੀ ਵਿਚਾਰਧਾਰਾ ਗਿਆਨਤਾ ਚ ਸੰਸਾਰ ਦੀਆਂ ਸਾਰੀਆਂ ਵਿਚਾਰਧਾਰਾ ਗਿਆਨਤਾ ਫੈਲਾਉਂਦੀਆਂ ਨੇ ਗੁਰਮਤ ਤੋਂ ਬਿਨਾ ਸਾਰੀਆਂ ਵਿਚਾਰਧਾਰਾ ਅਗਿਆਨਤਾ ਫੈਲਾਉਂਦੀਆਂ ਨੇ ਫਰੀਦ ਫਰੀਦ ਦੀ ਵੀ ਅਗਿਆਨਤਾ ਫਰੀਦ ਨਾਲ ਵੀ ਐਵੇਂ ਹੋਈ ਹੈ ਫਰੀਦ ਨਾਲ ਵੀ ਬੁਰੀ ਹੋਈ ਲੱਗਦੀ ਹੈ ਕਹਿੰਦਾ ਨਾ ਫਰੀਦ ਆਪਣੀ ਹੱਡ ਬੀਤੀ ਦੱਸਦਾ ਕਬੀਰ ਨੂੰ ਫਰੀਦਾ ਜੇ ਤੂੰ ਅਕਲ ਲਤੀਫ ਕਹਿੰਦਾ ਕਿਸੇ ਹੋਰ ਨੂੰ ਰਿਹਾ ਆਪਣੇ ਆਪ ਨੂੰ ਕਹਿ ਕੇ ਸੰਸਾਰ ਨੂੰ ਕਹੀਦਾ ਨਾ ਆਪਣੇ ਮਨ ਨੂੰ ਕਹੀਏ ਸਾਰੇ ਸੰਸਾਰ ਨੂੰ ਆ ਗਈ ਗੱਲ ਫਰੀਦਾ ਜੇ ਤੂੰ ਅਕਲ ਲਤੀਫ ਜੇ ਤੂੰ ਕਹਿੰਦਾ ਮੈਂ ਬੜਾ ਅਕਲ ਵਾਲਾ ਸਿਆਣਾ ਕਾਲੇ ਲਿਖਣਾ ਲੇਖ ਲੋਕਾਂ ਦਾ ਅੰਦਰ ਕਾਲਾ ਕਾਦੇ ਕਰ ਰਹੇ ਅਗਿਆਨਤਾ ਕਿਉਂ ਫੈਲਾ ਰਹੇ ਚਾਨਣ ਕਰ ਚਿੱਟੇ ਲੇਖ ਲਿਖ ਜੇ ਲਿਖਦੇ ਕਾਲੇ ਲਿਖੀ ਜਾਂਦੇ ਚੰਗਾ ਭਲਾ ਚਿੱਟਾ ਕਾਗਜ਼ ਕਾਲਾ ਕਰਕੇ ਰੱਖਦਾ ਜਦ ਇਹ ਜੰਮਿਆ ਸੀਗਾ ਬੱਚਾ ਜਦ ਤਾਂ ਦਾ ਚਿੱਟਾ ਸੀ ਕੋਰਾ ਕਾਗਜ਼ ਸੀ ਤੂੰ ਕਾਲਾ ਕਰਤਾ ਇਹਨੂੰ ਨਾ ਲਿਖਦਾ ਚੰਗਾ ਸੀ ਇਹ ਫਿਰ ਕਿਸੇ ਨੂੰ ਚਿੱਟਾ ਕਰਨਾ ਪਊਗਾ ਇਹ ਕਾਲੇ ਲਿਖਣਾ ਲੇਖ ਆਪਣੇ ਦਰਬਾਰ ਵਿੱਚ ਸਿਰ ਕਰਦੇ ਕਹਿੰਦੇ ਦੇਖ ਤਾ ਤੂੰ ਕਿਤੇ ਇਹੀ ਕੰਮ ਤਾਂ ਨਹੀਂ ਕਰ ਰਿਹਾ ਆਪਣੇ ਅੰਦਰ ਝਾਕ ਕੇ ਦੇਖ ਕਿਤੇ ਇਹੀ ਕੰਮ ਤਾਂ ਨਹੀਂ ਕਰ ਰਿਹਾ ਜੇ ਇਹ ਕੰਮ ਕਰ ਰਹੇ ਨਾ ਕਰ ਚੁੱਪ ਰਹਿ ਫਿਰ ਕਾਲੇ ਨਾਲ ਲੇਖ ਲਿਖ ਨਾ ਲਿਖ ਤੂੰ ਨਾ ਇਹ ਜੇ ਧਰਮ ਦਾ ਗਿਆਨ ਕਰਾ ਚੁੱਪ ਹੋ ਜਾ ਕਾਲੇ ਲੇਖ ਲਿਖਣਾ ਨਾ ਲਿਖਣੇ ਚੰਗੇ ਨੇ ਗਲਤ ਪ੍ਰਚਾਰ ਕਰਨਾ ਨਾ ਪ੍ਰਚਾਰ ਕਰਨਾ ਚੰਗਾ ਇਹ ਗੱਲ ਤਾਂ ਸਿੱਖਾਂ ਨੇ ਵੀ ਨਹੀਂ ਸਮਝੀ ਹੈ ਸਾਨੂੰ ਤਾਂ ਹਦਾਇਤ ਸੀ ਨਾ ਪ੍ਰਤਮਾ ਮਨ ਪਰਬੋਧਾ ਆਪਣਾ ਪਾਛੇ ਅਵਰ ਜਾਵੇ ਉਹਨਾਂ ਦਾ ਹਦਾਇਤ ਹੈ ਨਹੀਂ ਇਹ ਸਾਡੇ ਦਾ ਹਦਾਇਤ ਹੈ ਹਦਾਇਤਾਂ ਜਿਹੜੀਆਂ ਸੀਆਂ ਨਹੀਂ ਬੰਦੀਆਂ ਨਹੀਂ ਸਮਝੀਆਂ ਧਿਆਨ ਨਹੀਂ ਦਿੱਤਾ ਹਦਾਇਤਾਂ ਵੱਲ ਸਿਖਣ ਉਸ ਖੱਡੇ ਡਿੱਪੇ ਜਿਹਨੂੰ ਖੱਡਾ ਸਮਝਦਾ ਹੀ ਨਹੀਂ ਜਿਹਨੂੰ ਖੱਡਾ ਨਹੀਂ ਸਮਝਦੇ ਇਹ ਇਹ ਬਚੇਰਾ ਨਹੀਂ ਸਮਝਦੇ ਇਹ ਤਾਂ ਬਾਗ ਸਮਝਦੇ ਨੇ ਉੱਥੇ ਦਾ ਤਾਂ ਰਾਜ ਚਾਹੁੰਦੇ ਨੇ ਉਸ ਖੱਡੇ ਦਾ ਰਾਜ ਚਾਹੁੰਦੇ ਨੇ ਵੀ ਇਹ ਖੱਡੇ 'ਚ ਰਾਜ ਕਰੀਏ ਹੁਣ ਖੱਡੇ 'ਚ ਦੇ ਗਏ ਖੱਡੇ 'ਚ ਰਾਜ ਕਰਨਾ ਚਾਹੁੰਦੇ ਨੇ ਬਾਹਰ ਨਿਕਲਣ ਦਾ ਗੱਲ ਛੱਡੋ ਤੁਸੀਂ ਬਾਹਰ ਤਾਂ ਸਦਾਈਆਂ ਦਾ ਕੰਮ ਨਿਕਲਣਾ ਕੱਲੇ ਰਹਿ ਜਾਂਦੇ ਜਿਹੜੇ ਬਾਹਰ ਨਿਕਲਦੇ ਨੇ ਤਾਂ ਨਹੀਂ ਇਹ ਇਕੱਠੇ ਚੱਲਣਗੇ ਸਭ ਨੂੰ ਨਾਲ ਲੈ ਕੇ ਚੱਲੀਦਾ ਜਾਂਦੇ ਥੋੜਾ ਇਹ ਕਹਿੰਦਾ ਤਾਂ ਤਾਂ ਸਭ ਨੂੰ ਨਾਲ ਲੈ ਕੇ ਚੱਲਣਾ ਉਹ ਤਾਂ ਮੈਂ ਨਰਕ ਜਿਹਾ ਚੱਲ ਸਕਦਾ ਤੁਸੀਂ ਉੱਥੇ ਤਾਂ ਕੱਲਾ ਕੱਲਾ ਹੀ ਜਾਂਦਾ ਦੁਆਪਰ ਰਥ ਤਪੇਗਾ ਸਤ ਅਗੇ ਰਥਵਾ ਦੁਆਪਰ ਰਥ ਤਪੇਗਾ ਦੁਆਪਰ ਦੇ ਰਥ ਦੇ ਪਿੱਛੇ ਦੁਆਪਰ ਕੀ ਹੈ ਤਪ ਧਿਆਨ ਤਪ ਦਾ ਹੁੰਦਾ ਧਿਆਨ ਧਿਆਨ ਜੋੜ ਕੇ ਤਪ ਧਿਆਨ ਮਾਇਆ ਦੇ ਵਿੱਚ ਹੈ ਤਪ ਦਾ ਹਮੇਸ਼ਾ ਜਿਹੜਾ ਤਪ ਹੈ ਨਾ ਉਹ ਧਿਆਨ ਮਾਇਆ ਸਿਆ ਕਿਆ ਜਪ ਕਿਆ ਤਪ ਕਿਆ ਬ੍ਰਤ ਪੂਜਾ ਜਾ ਕੇ ਹਿਰਦੇ ਭਾਉ ਹੈ ਦੂਜਾ ਇਹ ਦੂਜਾ ਭਾਉ ਹੈ ਸ਼ਰੀਰ ਲੈਣਾ ਮਾਇਆ ਲੈਣੀ ਹੈ ਮਾਇਆ ਨਾਲ ਜੁੜ ਗਿਆ ਹੁਣ ਇੱਕ ਸਿਆਪਾ ਵੀ ਖੜਾ ਹੋ ਗਿਆ ਜੇ ਸਰੀਰ ਲੈ ਗਿਆ ਹੁਣ ਇਹਨੂੰ ਮੈਂ ਸਰੀਰ ਆ ਇਹੀ ਪਤਾ ਹੈ ਮੈਂ ਸਰੀਰ ਤੋਂ ਵੱਖਰਾ ਇਹ ਪਤਾ ਹੀ ਨਹੀਂ ਪਹਿਲਾਂ ਤਾਂ ਹੁਣ ਇਹਨੂੰ ਇਹ ਸਮਝਾਉਣਾ ਪੈਣਾ ਆਪਣੇ ਆਪ ਨੂੰ ਸਰੀਰ ਹੀ ਮੰਨਦਾ ਬਦਲਦਾ ਹੁਣ ਦੁਆਪਰ ਤੋਂ ਪਹਿਲਾਂ ਦਾ ਪਤਾ ਸੀ ਤੇਰੇ ਤੇ ਚ ਮੈਂ ਸਰੀਰ ਤੋਂ ਵੱਖਰਾ ਹੁਣ ਇਹਨੂੰ ਪਤਾ ਹੀ ਨਹੀਂ ਹੈ ਵੀ ਸਰੀਰ ਤੋਂ ਵੱਖਰਾ ਹੈ ਕੰਮ ਉਲਟਾ ਹੋ ਗਿਆ ਤਾਂ ਇਹ ਉਲਟਾ ਤਪ ਹੈ ਉਰਦ ਤਪ ਇਹਨੂੰ ਉਰਦ ਤਪ ਤਾਂ ਹੀ ਕਿਹਾ ਇਹ ਉਰਦ ਤਪ ਕਰ ਲਿਆ ਪੁੱਠਾ ਤਪ ਕਰ ਲਿਆ ਇਹਦਾ ਨੁਕਸਾਨ ਇਹ ਹੋਇਆ ਹੁਣ ਇਹ ਮਾਇਆ ਹੀ ਸਮਝਦਾ ਆਪਣੇ ਆਪ ਨੂੰ ਸਰੀਰ ਦੇ ਸਮਝਦਾ ਉਹਨਾਂ ਦਾ ਤਪ ਕਰਤਾ ਸਾਥ ਸਾਥ ਸਿਮਰਤ ਪ੍ਰਭ ਉਹ ਸਿਮਰਤਾ ਪ੍ਰਭ ਨੂੰ ਰਿਹਾ ਸਾਥ ਸਾਥ ਜੁੜਿਆ ਤਾਂ ਉਹਦੇ ਨਾਲ ਹੀ ਰਿਹਾ ਪਰ ਤਪ ਪੁੱਠਾ ਕਰਦਾ ਸੀ ਕਿਉਂ ਕ੍ਰਿਸ਼ਨ ਮੁਰਾਰ ਸੀ ਨਾ ਉੱਥੇ ਦਾ ਅਵਤਾਰ ਕਾਲਾ ਦੁਆਪਰ ਰਤ ਤਪੇ ਦਾ ਸਤ ਅਗੇ ਰਥਵਾ ਹਾਂ ਪਰ ਰਥਵਾ ਜਿਹੜਾ ਹੈਗਾ ਉਹ ਸੱਤੇ ਹੀ ਹੈ ਉੱਥੇ ਜੋੜ ਇਹਨੂੰ ਸੱਤ ਰਿਹਾ ਹੈ ਉਹਦੇ ਵਿੱਚ ਹੁਕਮ ਦੇ ਬਿਨਾਂ ਨਹੀਂ ਜੁੜ ਸਕਦਾ ਮਾਇਆ ਨਾਲ ਹੁਕਮ ਦੇ ਬਿਨਾਂ ਕਿਵੇਂ ਜੁੜ ਜੂਗਾ ਕੋਈ ਜੋੜ ਕੇ ਦਿਖਾਓ ਹੁਕਮ ਦੇ ਬਿਨਾਂ ਨਹੀਂ ਜੁੜ ਸਕਦਾ ਮਾਇਆ ਨਾਲ ਸੱਟ ਐ ਜਾਂ ਸੱਟ ਕੋਈ ਲਾ ਕੇ ਦਿਖਾਓ ਜੇ ਸੱਤ ਰਸਵਾਲ ਆਉਂਦਾ ਹੋਵੇ ਤਾਂ ਡਾਕਟਰ ਬਣਾ ਦੇ ਸਰੀਰ ਫਿਰ ਤਾਂ ਆਤਮਾ ਨੂੰ ਫੜ ਕੇ ਫਿਰ ਜੋੜ ਦਿਆ ਕਰਦੇ ਇਹ ਤਾਂ ਆਪੇ ਜੋੜਿਆ ਸੱਚ ਨਹੀਂ ਇਹ ਕਰਾਮਾਤ ਉਹਦੇ 'ਚ ਹੈ ਜਪਣ ਮਰਨਾ ਹੁਕਮ ਹੈ ਹੁਕਮ ਹੈ ਇਹਦੇ ਪਾਣੇ ਨਾਲ ਜੁੜਿਆ ਪਾਣੇ ਦੇ ਨਾਲ ਨਹੀਂ ਜੁੜ ਸਕਦਾ ਮਾਇਆ ਨਾਲ ਇੱਥੇ ਪਾਣੇ ਨਾਲ ਜੁੜਿਆ ਪਰ ਪਾਣੇ ਨੇ ਇਹਨੂੰ ਮਾਇਆ ਨਾਲ ਜੋੜਿਆ ਮਾਇਆ ਨਾਲ ਜੋੜਿਆ ਅਸਲ ਜੀ ਗਿਆਨ ਪੂਰਾ ਕਰਨ ਵਾਸਤੇ ਇਹ ਸਰੀਰ ਤੱਕ ਸਾਧਨ ਦਿੱਤਾ ਇਹਨੂੰ ਇਹ ਸਾਧਨ ਤੋਂ ਬਿਨਾ ਇਹਦਾ ਘਾਟਾ ਜੋ ਪਿਆ ਪੂਰਾ ਹੋ ਨਹੀਂ ਸਕਦਾ ਮਨ ਸਮਝਾਇਆ ਨਹੀਂ ਜਾ ਸਕਦਾ ਬਸ ਹੋਰ ਕੁਝ ਨਹੀਂ ਹੈ ਸਰੀਰ ਇੱਕ ਸਾਧਨ ਜੇ ਤਾਂ ਇਹਨੂੰ ਸਾਧਨ ਮੰਨਿਆ ਫਿਰ ਤਾਂ ਠੀਕ ਹੈ ਜੇ ਕੁਝ ਹੋਰ ਮੰਨ ਲਿਆ ਸਾਧਨ ਦੀ ਬਜਾਏ ਇਹਨੂੰ ਕੁਝ ਹੋਰ ਮੰਨ ਲਿਆ ਜਿਵੇਂ ਕਿਸ਼ਤੀ ਸਾਡੇ ਕੋਲ ਇੱਕ ਸਾਧਨ ਦਰਿਆ ਪਾਰ ਕਰਨਾ ਸੀ ਜੇ ਦਰਿਆ ਦਾ ਬਾਹਰ ਕਰੀਏ ਨਾ ਕਿਸੇ ਨੂੰ ਤੇ ਲਾਈ ਜਾਈਏ ਪੂਰੇ ਹੀ ਉਹ ਤਾਂ ਕੰਮ ਨਹੀਂ ਅਸੀਂ ਲਿਆ ਕਿਸ਼ਤੀ ਤੇ ਜਿਹੜੇ ਕੰਮ ਵਾਸਤੇ ਕਿਸ਼ਤੀ ਸੀ ਅਸੀਂ ਲਈ ਉਹ ਕੰਮ ਲੈਣਾ ਸਾਧਨ ਹੈ ਸਰੀਰ ਸਰੀਰ ਮੈਂ ਨਹੀਂ ਹੈਗਾ ਹੁਣ ਜੇ ਸਰੀਰ ਹੈ ਮੈਂ ਹੋ ਗਿਆ ਸਾਧਨ ਦਾ ਨਾ ਰਿਹਾ ਨਾ ਸਰੀਰ ਇੱਕ ਸਾਡੇ ਕੋਲ ਸਾਧਨ ਬਸ ਜਿਨ੍ਹਾਂ ਦਾ ਸਾਧਨ ਹੈ ਸਰੀਰ ਉਹ ਇਹ ਤੋਂ ਕੰਮ ਲੈ ਲੈਣਗੇ ਜਿਨ੍ਹਾਂ ਦਾ ਸਾਧਨ ਨਹੀਂ ਹੈ ਉਹਨਾਂ ਨੂੰ ਪਤਾ ਹੀ ਨਹੀਂ ਵੀ ਅਸੀਂ ਕਰਨਾ ਕਾਲਜੁਗ ਰਾਤ ਅਗਨੀ ਉਹ ਵੇ ਸਰੀਰ ਦੀ ਸੇਵਾ ਜੇ ਲੱਗੇ ਰਹਿਣਗੇ ਕਾਲਜੁਗ ਰਾਤ ਅਗਨੀ ਕਾ ਕੂੜ ਅਗੇ ਰਥਵਾ ਹੁਣ ਆ ਗਿਆ ਕਾਲਜੁਗ ਜਨਮ ਲੈ ਕੇ ਬਾਹਰ ਆ ਗਿਆ ਇੱਥੇ ਕੀ ਹੈ ਰਥ ਅਗਰ ਘਰ ਆ ਸਰੀਰ ਦੀ ਵੀ ਭੁੱਖ ਹੈ ਸਾਡੇ ਕੋਲ ਮਨ ਵੀ ਜਿਹੜਾ ਚਿੱਤ ਵਿੱਚ ਵੀ ਭੁੱਖ ਹੈ ਸਾਡੇ ਕੋਲ ਚਿੱਤ ਵੀ ਬੇਚੈਨ ਉਹਨੂੰ ਵੀ ਘਾਟਾ ਪਿਆ ਹੋਇਆ ਮਨ ਵੀ ਬੇਚੈਨ ਮਨ ਵਿੱਚ ਸਰੀਰ ਸਰੀਰ ਬੇਚੈਨ ਮਨ ਕਰਦਾ ਸਰੀਰ ਦੋ ਭੁੱਖਾਂ ਦੇ ਤੇ ਅੱਡ ਦੋਏ ਭੁੱਖਾਂ ਤ੍ਰਿਪਤ ਹੋਣੀਆਂ ਸਰੀਰ ਦੀ ਭੁੱਖ ਤਾਂ ਪਰਮੇਸ਼ਰ ਨੇ ਤ੍ਰਿਪਤ ਕਰਦੀ ਹੈ ਜਿਹਨੇ ਦਿੱਤਾ ਜਿਹਨੇ ਰਾਤ ਦਿੱਤਾ ਹੈ ਸੱਤ ਅੱਗੇ ਰਸਵਾ ਹੈ ਗੁਣ ਵੀ ਸੱਤ ਅੱਗੇ ਰਸਵਾ ਹੈ ਦੇ ਇਹ ਤਾਂ ਸੱਤੇ ਰਸਵਾ ਬੰਦੇ ਹੁਣ ਵੀ ਸੱਤੇ ਰਸਵਾ ਹੈ ਕਾਜੂਗ ਰਥ ਅਗਨਕਾ ਕਾਜੂਗ ਅਗਨਕਾ ਕੂੜ ਅਗੇ ਰਸਵਾ ਪਰ ਇਹਨੇ ਕੂੜ ਰਸਵਾ ਬਣਾ ਲਿਆ ਕਿਉਂ ਆ ਸਰੀਰ ਕੂੜ ਹੈ ਬਣਾ ਲਿਆ ਜਿੱਥੇ ਕਲ ਜੋਗ ਹੈ ਇਹ ਐ ਕਰਨਾ ਹੁਣ ਇੱਥੇ ਦੋ ਯੁੱਗ ਨੇ ਦੋ ਯੁੱਗ ਨੇ ਇੱਥੇ ਇੱਕ ਨਹੀਂ ਹੈ ਯੁੱਗ ਜੇ ਤਾਂ ਕਲ ਜੋਗ ਹੈ ਸਾਡੇ ਅੰਦਰ ਰਥ ਫਿਰ ਤਾਂ ਪੇੜ ਦੀ ਅੱਗ ਦਾ ਹੀ ਰਥ ਹੈ ਫਿਰ ਤਾਂ ਸਰੀਰ ਹੈ ਮਾਇਆ ਜਿਹੜੀ ਹੈ ਸਭ ਅਗਨ ਮਾਇਆ ਅਗਨ ਸਭ ਇੱਕੋ ਜਿਹੀ ਜੇ ਮਾਇਆ ਦੀ ਭੁੱਖ ਹੈ ਫਿਰ ਤਾਂ ਅਗਨ ਨਹੀਂ ਰਹਿ ਮਾਇਆ ਦੀ ਭੁੱਖ ਹੈ ਫਿਰ ਤਾਂ ਸਾਰੇ ਹਥਿਆਰ ਅਗਨ ਨਹੀਂ ਰਹੇ ਜਿਹੜੇ ਹਥਿਆਰ ਬਣਾਉਂਦੇ ਨੇ ਫੌਜਾਂ ਇਕੱਠੀਆਂ ਕਰਦੇ ਨੇ ਕ੍ਰੋਧ ਵੀ ਹੈ ਫਿਰ ਸਭ ਹੀ ਅਗਨ ਬੈਰ ਵਿਰੋਧ ਵੀ ਅਗਨ ਜੇ ਇੱਥੇ ਕਿਤੇ ਦੋ ਨਾ ਇੱਕ ਚਿੱਤ ਹੈ ਇੱਕ ਮਨ ਰਸਵਾ ਦਾ ਬਣਾ ਲਿਆ ਮਨ ਨੂੰ ਕੂੜ ਝੂਠ ਨੂੰ ਝੂਠ ਸੰਸਾਰ ਚ ਜ਼ਿਆਦਾ ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ ਅੰਤਰਾਤਮਾ ਨੂੰ ਵਸਾਰਤਾ ਕੂੜ ਪ੍ਰਧਾਨ ਕੂੜ ਫਿਰੇ ਪ੍ਰਧਾਨ ਸੱਚ ਹੈ ਸੱਚ ਪਿੱਛੇ ਰਹਿ ਗਿਆ ਸੱਚ ਨੂੰ ਪਿੱਛੇ ਛੱਡਦਾ ਸੱਚ ਮਾਇਆ 'ਚ ਨਹੀਂ ਲਿਪਤ ਹੁੰਦਾ ਉਹ ਮਾਇਆ 'ਚ ਲਿਪਤ ਹੋ ਨਹੀਂ ਸਕਦਾ ਤੇ ਜਿਹੜੇ ਮਾਇਆ 'ਚ ਲਿਪਤ ਨੇ ਉਹ ਪ੍ਰਧਾਨ ਬਣ ਗਏ ਰਸ ਅਗੰਦਾ ਬਣ ਗਿਆ ਜੇ ਸਤਜੁਗ ਹੋ ਜਵੇ ਫਿਰ ਗੱਲ ਉਲਟ ਜਾਂਦੀ ਜਿਨ੍ਹਾਂ ਦੇ ਅੰਦਰ ਸਤਜੁਗ ਆਊਗਾ ਫਿਰ ਉਹਨਾਂ ਦੇ ਸੱਤ ਅੱਗੇ ਰਤਬਾ ਹੁਕਮ ਅੱਗੇ ਰਤਬਾ ਹੋ ਜੂ ਉਹੀ ਦੁਆਪਰ ਵਾਲਾ ਜੂਗਾ ਰਸਾ ਦੁਆਪਰ ਦੇ ਵਿੱਚ ਹੀ ਰਸਾ ਸੱਤ ਅੱਗੇ ਰਸਾ ਹਾਂ ਦੁਆਪਰ ਵਾਲਾ ਹੀ ਰਸਵਾ ਬਣਾਉਂਗੇ ਤਾਂ ਅੱਗੇ ਚਲੇ ਜਾਓਗੇ ਜੇ ਕੂੜ ਰਸਵਾ ਹੋ ਗਿਆ ਇੱਥੇ ਡੁੱਬ ਜਾਓਗੇ ਹੁਣ ਬਿਸਰ ਗਿਆ ਨਾ ਕੀ ਹੋਇਆ ਜਦ ਹੋਇਆ ਜਨਮ ਜਿਆਦੇ ਗੱਲ ਹੋਈ ਜਦ ਗਰਭ ਤੋਂ ਬਾਹਰ ਵਿੱਚੋਂ ਗਰਭੇ ਨਿਕਲ ਵਿੱਚੋਂ ਗਰਭੇ ਨਿਕਲ ਆਇਆ ਖਸਮ ਵਿਸਾਰ ਦੁਨੀ ਜਿਤ ਲਾਇ ਆ ਹੋ ਗਿਆ ਲਿਵ ਛੁਟਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਆ ਹੋ ਗਿਆ ਇਸ ਕਰਕੇ ਕੂੜ ਰਸਵਾ ਹੋ ਗਿਆ ਹੁਣ ਸਾਰਿਆਂ ਦੇ ਕੂੜ ਰਸਵਾ ਹੋਇਆ ਹੋਇਆ ਸਿਰਫ ਉਹਦੇ ਨਹੀਂ ਹੁੰਦਾ ਕੂੜ ਰਸਵਾ ਜਿਹਨੂੰ ਜਪਦੇ ਨੂੰ ਕੋਈ ਦੂਜੀ ਗੁਰਤੀ ਮਿਲ ਜਵੇ ਜਿਵੇਂ ਪ੍ਰਲਾਦ ਨੂੰ ਨਾਰਦ ਮਿਲ ਗਿਆ ਗੁਰੂ ਘਰ ਚ ਛੋਟੇ ਜਿਹੜੇ ਸੀ ਗੁਰੂ ਘਰ ਦੀ ਪੜ੍ਹਾਈ ਹੋਏ ਸੀ ਬੋਲੀ ਹੋਏ ਸੀ 8ਵੇਂ ਪਾਸ਼ਾ ਛੋਟੀ ਉਮਰ 'ਚ ਕਿਉਂਕਿ ਉਹ ਦੂਈ ਪੜ੍ਹਾਈ ਮਿਲੀ ਨਹੀਂ ਉਹਨਾਂ ਨੂੰ ਛੁੜੀ ਹੋਣੀ ਹੈ ਪੜ੍ਹਾਈ ਹੋਏ ਗਿਆਨ ਹੈ ਜੰਮਦਿਆਂ ਨੂੰ ਉਹਨਾਂ ਦੇ ਅੰਦਰ ਪੂਰਨ ਰਸਵਾ ਹੋਈ ਨਹੀਂ ਸੀ ਸਤਜੁਗ ਰਿਹਾ ਉਧਰ ਘਰ 'ਚ ਜੋ ਸਤਜੁਗ ਵਰਤਦਾ ਸੀ ਘਰ 'ਚ ਸਤਜੁਗ ਵਰਤਦਾ ਸੀ ਜਿੱਥੇ ਉਹ ਜਮਦੇ ਹੀ ਸਤਜੁਗੀ ਜੀਵ ਉਹ ਜਮਦੇ ਪੜ ਜੋ ਵਿੱਚੋਂ ਗਰਵੇ ਨਿਕਲ ਆਇਆ ਖਸਮ ਵਿਸਾਰ ਦੁਨੀਆ ਤੇ ਇਹਨਾਂ ਨੇ ਖਸਮ ਵਿਸਾਰ ਕੇ ਦੁਨੀਆ ਤੇ ਤਲਾਇਆ ਉਹਨਾਂ ਦੇ ਕੂੜ ਅੱਗੇ ਰਸਵਾਏ ਉਹਨਾਂ ਦੇ ਅਗਨ ਦਾ ਹੈ ਜਿਨ੍ਹਾਂ ਨੇ ਉਹਦੇ ਨਾਲ ਜੁੜੇ ਰਹਿ ਗਏ ਉਹਨਾਂ ਦੇ ਅੰਦਰ ਸਤਜੁਗ ਹੈ ਉਹ ਸਜੂਗੀ ਦੇ ਦੋ ਕਿਸਮ ਦੇ ਇੱਥੇ ਰਹਿਣੇ ਨੇ ਐ ਸੰਸਾਰ ਦੋ ਯੁਗ ਹੁੰਦੇ ਨੇ ਸਤਜੁਗ ਜਾਂ ਸਤਜੁਗ ਦੋਏ ਆਪਾ ਵਿਰੋਧੀ ਨੇ ਕਲਯੁਗੀ ਨੇ ਜਿਹੜੇ ਰਾਖਸ਼ ਨੇ ਸਜੂਗੀ ਨੇ ਜਿਹੜੇ ਦੇਵਤੇ ਪਰ ਕਲਯੁਗੀਆਂ ਨੇ ਆਪਣੇ ਆਪ ਨੂੰ ਦੇਵਤੇ ਕੋਸ਼ਿਸ਼ ਕਰਤਾ ਇਹ ਜਿਹੜਾ ਗਿਆਨ ਆ ਨਾ ਗੁਰਮਤਿ ਦਾ ਹਮੇਸ਼ਾ ਨਹੀਂ ਰਹਿੰਦਾ ਇਹਦੀ ਗੈਰ ਹਾਜ਼ਰੀ ਚ ਆ ਜਿਹੜਾ ਦੂਏ ਨੇ ਸ਼ਾਸਤਰਾਂ ਦੇ ਗਿਆਨ ਵਾਲੇ ਇਹਦੇ ਵਾਰਸ ਬਣ ਜਾਂਦੇ ਉਤਰਾ ਦਾ ਵੇਦਾਂ ਨੂੰ ਮੰਨਦੇ ਨੇ ਹੈ ਵੇਦਾਂ ਦੇ ਵਿਰੁੱਧ ਵੇਦਾਂ ਦੇ ਵੇਦਾਂ ਨੂੰ ਕਹਿੰਦੇ ਮੈਨੇ ਵੇ ਸਾਡੇ ਨੇ ਸਾਰੀ ਗੱਲ ਵੇਦਾਂ ਦੇ ਵਿਰੁੱਧ ਕਰਦੇ ਨੇ ਸਿਮਰਤੀ ਸ਼ਾਸਤਰ ਜਿਹੜੇ ਨੇ ਵੇਦਾਂ ਦੇ ਵਿਰੁੱਧ ਨੇ ਉਹ ਆਪਣੇ ਆਪ ਨੂੰ ਦੇਵਤੇ ਕੋਸ਼ਿਸ਼ ਕਰ ਦਿੰਦੇ ਦੇਵਤੇ ਕੀ ਅਵਤਾਰ ਬਣਾਉਂਦੇ ਨੇ ਉਹ ਪਾਵਰਾਂ ਨੇ ਉਹਨਾਂ ਕੋ ਜਿਹੜੇ ਉਹਨਾਂ ਦੇ ਗਿਆਨ ਨੂੰ ਨਹੀਂ ਮੰਨਦੇ ਪਹਿਲਾਂ ਆ ਸੁਣਿਆ ਹੁੰਦਾ ਨਾ ਗਿਆਨ ਉਹਨਾਂ ਦਾ ਪਰਮਾਤਮਾ ਵਾਲਾ ਜਿਹੜੇ ਬਾਗੀ ਹੋ ਜਾਂਦੇ ਨੇ ਉਹਨਾਂ ਦਾ ਗਿਆਨ ਉਹਨਾਂ ਨੂੰ ਰੱਖੀ ਕਹਿੰਦੇ ਦੋ ਗਰੁੱਪ ਬਣ ਜਾਂਦੇ ਨੇ ਉਹ ਕੂੜ ਗਿਆਨ ਨੂੰ ਕਹਿੰਦੇ ਨੇ ਮੰਨੋ ਸੱਚ ਗਿਆਨ ਹੈ ਕੁਝ ਬੰਦੇ ਕੂੜ ਗਿਆਨ ਨੂੰ ਨਹੀਂ ਮੰਨਦੇ ਜਿਹੜੇ ਸਮਝਦਾਰ ਨੇ ਨਹੀਂ ਮੰਨਦੇ ਜਿਹੜੇ ਮੂਰਖ ਨੇ ਮੰਨ ਲੈਂਦੇ ਨੇ ਜਿਹੜੇ ਦੇ ਮੂਰਖਾਂ ਦੇ ਘੋਰ ਨੇ ਉਹ ਤਾਂ ਲੈਂਦੇ ਨੇ ਮੰਨ ਜਿਹੜੇ ਸਿਆਣੇ ਹੁੰਦੇ ਨੇ ਉਹ ਨਹੀਂ ਮੰਨਦੇ ਉਹ ਸਿਆਣਿਆਂ ਨੂੰ ਕਹਿੰਦੇ ਨੇ ਰੱਖੀ ਸੁਣ ਸਿਆਣੇ ਹੁੰਦੇ ਫਿਰ ਫੈਸਲਾ ਕਦ ਹੁੰਦਾ ਇਹਨਾਂ ਦਾ ਇਹਨਾਂ ਦੀਆਂ ਲੜਾਈਆਂ ਵੀ ਹੁੰਦੀਆਂ ਨੇ ਉਹ ਚਿਰੇ ਤਰਚੰਡੀ ਚਿਰੇ ਤਰਚੇ ਹੀ ਲੜਾਈ ਦਿਖਾਈ ਹੋਈ ਹੈ ਇਹਨਾਂ ਦੀ ਉਹ ਆਪਸ ਵਿੱਚ ਹੀ ਫੈਸਲਾ ਜਦ ਹੁੰਦਾ ਜਦ ਕੋਈ ਸੱਚ ਫੇਰ ਪ੍ਰਗਟ ਹੋ ਜਾਂਦਾ ਕੋਈ ਫੇਰ ਕਬੀਰ ਵਰਗਾ ਜਨਮ ਲੈ ਲੈਂਦਾ ਨਾਨਕ ਵਰਗਾ ਜਨਮ ਲੈ ਲੈਂਦਾ ਫਿਰ ਉਹ ਦੱਸਦਾ ਵੀ ਸੱਚਾ ਹੈ ਸਭ ਤੋਂ ਪਹਿਲਾਂ ਉਹ ਮੰਨਦੇ ਨੇ ਉਹ ਸੱਚ ਨੂੰ ਜਿਹੜੇ ਐ ਝੂਠ ਨੂੰ ਨਹੀਂ ਮੰਨਦੇ ਹੁੰਦੇ ਜਿਹੜੇ ਇਹਨਾਂ ਦਾ ਝੂਠ ਨਹੀਂ ਨਾ ਮੰਨਦੇ ਪ੍ਰਤੀ ਸ਼ਾਸਤਰਾਂ ਦਾ ਇਹ ਸੱਚ ਗਿਆਨ ਨੂੰ ਸਭ ਤੋਂ ਪਹਿਲਾਂ ਉਹ ਮੰਨਦੇ ਨੇ ਜਿਨ੍ਹਾਂ ਨੂੰ ਇਹ ਰਾਖਸ਼ ਕਹਿੰਦੇ ਉਹ ਪਹਿਲਾਂ ਮੰਨਦੇ ਨੇ ਉਹ ਪਹਿਲਾਂ ਮਰਨ ਕਬੂਲ ਕਰਦੇ ਨੇ ਉਹ ਸਿਰਫ ਇਹ ਕਹਿੰਦੇ ਨੇ ਵੀ ਸਾਨੂੰ ਸਾਬਤ ਕਰ ਦਿਓ ਅਸੀਂ ਮੰਨ ਲਾਂਗੇ ਇਹ ਸਾਬਤ ਕਰ ਨਹੀਂ ਸਕਦੇ ਬੰਦੇ ਨਹੀਂ ਝੂਠ ਨੂੰ ਕਿਵੇਂ ਮੰਨ ਲੈਣ ਬਈ ਜੇ ਸਾਬਤ ਹੋ ਜਾਂਦਾ ਮੰਨ ਲੈਂਦੇ ਨੇ ਇਹ ਸਾਬਤ ਹੋਏ ਤੋਂ ਵੀ ਨਹੀਂ ਮੰਨਦੇ ਕਿਉਂ ਨਹੀਂ ਮੰਨਦੇ ਇਹਨਾਂ ਨੇ ਝੂਠੇ ਰੱਬ ਘੜੇ ਹੋਏ ਨੇ ਉਹਨਾਂ ਨੇ ਝੂਠਾ ਕੋਈ ਘੜਿਆ ਹੀ ਨਹੀਂ ਹੋਇਆ ਉਹ ਕਹਿੰਦੇ ਰੱਬ ਹੈ ਉਹ ਨਹੀਂ ਝੂਠਾ ਨਹੀਂ ਘੜਿਆ ਉਹਨਾਂ ਨੇ ਉਹ ਚੰਗੇ ਤਾਂ ਨੇ ਝੂਠਾ ਨਹੀਂ ਘੜਿਆ ਉਹਨਾਂ ਨੇ ਰੱਬ ਕੋਲ ਉਹ ਕਹਿੰਦੇ ਭਾਈ ਸਾਨੂੰ ਤਾਂ ਲੱਗਦਾ ਰੱਬ ਹੈ ਉਹ ਨਹੀਂ ਕਿ ਜਿਹੜਾ ਕਹਿੰਦੇ ਨੇ ਉਹਦਾ ਹੈ ਜੀ ਸਾਬਤ ਨਹੀਂ ਹੁੰਦਾ ਜਿਹੜਾ ਇਹ ਕਹਿੰਦੇ ਨੇ ਰੱਬ ਉਹ ਹੈ ਨਹੀਂ ਝੂਠੇ ਨੂੰ ਮੰਨਦੇ ਨਹੀਂ ਸੱਚਾ ਉਹਨਾਂ ਨੂੰ ਕਹਿੰਦੇ ਦੱਸਿਆ ਜਾਂ ਸੱਚਾ ਦੱਸਿਆ ਜਾਂਦਾ ਉਹ ਮੰਨਦੇ ਸੱਚ ਦੇ ਬਿਨਾ ਕੁਝ ਨਹੀਂ ਮੰਨਦੇ ਉਹ ਇਸ ਕਰਕੇ ਇਹ ਉਹਨਾਂ ਨੂੰ ਰਾਖਸ਼ ਕਹਿੰਦੇ ਗੁਰਬਾਣੀ ਉਹਨਾਂ ਰਾਖਸ਼ਾਂ ਦੇ ਖਿਲਾਫ ਕੁਝ ਨਹੀਂ ਬੋਲ ਰਹੀ ਸਾਰੀ ਬਾਣੀ 'ਚ ਉਹਨਾਂ ਰਾਖਸ਼ਾਂ ਦੇ ਖਿਲਾਫ ਕੁਝ ਨਹੀਂ ਕਿਹਾ ਹੋਇਆ ਇਹ ਦੱਸੋ ਕਿੱਥੇ ਕਿਹਾ ਹੋਇਆ ਆਦੀ ਬਾਣੀ ਦੀ ਗੱਲ ਕਰਦਾ ਹੁਣ ਮੈਂ ਦਸਮ ਦੀ ਬਾਣੀ ਦੀ ਨਹੀਂ ਗੱਲ ਕਰਦਾ ਦਸਮ ਦੇ ਵਿੱਚ ਦੋਹਾਂ ਦੀ ਲੜਾਈ ਦਿਖਾਈ ਹੋਈ ਹੈ ਉਹ ਹੋਰ ਚੀਜ਼ ਹੈ ਉਹ ਜਾਂ ਗੁਰਮਤ ਪ੍ਰਗਟ ਹੁੰਦੀ ਉਹ ਤੇ ਬਾਅਦ ਦੀ ਗੱਲ ਹੈ ਦਸਮ ਗ੍ਰੰਥ ਦੇ ਵਿੱਚ ਜੋ ਚੱਡੀ ਦੀ ਬਾਰ ਹੈ ਜੋ 12 ਨੇ ਇਹ ਚੱਡੀ ਚਰਿੱਤਰ ਦੇ ਦੋਏ ਉਹ ਗੱਲ ਹੋਰ ਹੈ ਉਹ ਗੁਰਬਾਣ ਗੁਰਮਤ ਪ੍ਰਗਟ ਹੋਈ ਤੇ ਬਾਅਦ ਦੀ ਗੱਲ ਹੈ ਦੋ ਧੜੇ ਨੇ ਉੱਥੇ ਪੜੇ ਹੋਏ ਆਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹ ਜਿਹੜੇ ਨਹੀਂ ਮੰਨਦੇ ਨਾ ਉਹਨਾਂ ਬਾਰੇ ਕੁਝ ਨਹੀਂ ਕਿਹਾ ਜਿਹੜੇ ਪੰਡਤ ਦੀ ਮਗਰ ਲੱਗੇ ਕਿ ਆ ਦੂਜੇ ਧਰਮਾਂ ਦੀ ਸੰਤਾਂ ਦੀ ਮਗਰ ਲੱਗੇ ਉਹਨਾਂ ਨੂੰ ਮੂਰਖੰਦ ਕੋਰ ਗਿਆ ਹੈ ਜਿਨ੍ਹਾਂ ਨੇ ਮਗਰ ਲਾਇਆ ਉਹਨਾਂ ਨੂੰ ਚੋਰ ਹਰਾਮ ਖੋਰ ਕਿਹਾ ਹੋਇਆ ਦੂਜਿਆਂ ਨੂੰ ਕੁਝ ਨਹੀਂ ਕਹਾ ਦੂਜੇ ਝੂਠਾ ਰੱਬ ਨਹੀਂ ਮੰਨ ਰਹੇ ਨਾ ਮੂਰਖਾਂ ਕੋਲ ਨੇ ਨਾ ਚੋਰ ਹਰਾਮ ਖੋਰ ਨੇ ਉਹ ਇਸ ਕੈਟਾਗਰੀ ਤੋਂ ਬਾਹਰ ਨਹੀਂ ਰੱਖੇ ਹੋਏ ਉਹਨਾਂ ਬਾਰੇ ਬਾਣੀ ਚੁੱਪ ਹੈ ਉਹਨਾਂ ਨੂੰ ਪਤਾ ਹੈ ਉਹਨਾਂ ਵਿਚਾਰਿਆਂ ਨੂੰ ਦੱਸਿਆ ਕਿਸੇ ਨੇ ਨਹੀਂ ਹੈ ਉਹ ਕੀ ਕਰਨ ਕਿਉਂ ਮੰਨਣ ਝੂਠ ਨੂੰ ਮੰਨਿਆ ਨਹੀਂ ਸ਼ਾਬਾਸ਼ ਹੈ ਉਹਨਾਂ ਨੇ ਜਿਨ੍ਹਾਂ ਨੇ ਝੂਠ ਨੂੰ ਨਹੀਂ ਮੰਨਿਆ ਸ਼ਾਬਾਸ਼ ਹੈ ਫਿਰ ਵੀ ਉਹਨਾਂ ਨੇ ਜਿਹੜੇ ਝੂਠ ਦੇ ਜਾਲ 'ਚ ਫਸ ਕੇ ਮੂਰਖਤਾ ਹੋ ਰਹੇ ਗੁਰਬਾਣੀ ਉਹਨਾਂ ਦੇ ਖਿਲਾਫ ਕੁਝ ਨਹੀਂ ਬੋਲਦੀ ਗੁਰਬਾਣੀ ਨੂੰ ਪਤਾ ਜਿੱਦਣ ਉਹਨਾਂ ਨੂੰ ਸੱਚ ਦੱਸਿਆ ਉਹਨਾਂ ਨੇ ਪਹਿਲਾਂ ਮੰਨ ਲੈਣਾ ਇਸ ਕਰਕੇ ਜੁਗ ਚਾਰੇ ਜਿਹੜੇ ਨੇ ਚਾਰੇ ਜੁਗ ਕੀ ਚਾਰ ਪਦਾਰਥ ਵੀ ਚਾਰੇ ਜੁਗ ਸਭ ਇਹਨਾਂ ਨੇ ਭੱਬੜ ਪੂਸੇ ਚ ਪਾਈ ਹੋਈ ਹੈ ਗੱਲ ਸਰਗੁਣ ਨਿਰਗੁਣ ਸਾਰਿਆਂ ਦਾ ਸੰਸ਼ੋਧਨ ਕਰਦੀ ਹੈ ਗੁਰਬਾਣੀ ਸੰਸ਼ੋਧਨ ਸਰਗੁਣ ਨਿਰਗੁਣ ਉਲਟ ਦੱਸੇ ਨੇ ਇਹਨਾਂ ਨੇ ਚਾਰ ਪਦਾਰਥ ਉਲਟ ਦੱਸੇ ਨੇ ਉਹ ਜਿਹੜੇ ਖੰਡ ਜੀ ਸਾਹਿਬ ਦੇ ਪੰਜ ਦਸਤੇ ਮੂਰਖਾਨੇ ਚ ਆ ਚਾਰੇ ਹੁੰਦੇ ਨੇ ਪੰਜ ਵੀ ਤਾਂ ਕੋਈ ਚੀਜ਼ ਹੀ ਨਹੀਂ ਹੈ ਪੰਜ ਦਾ ਦਸਤ ਮਾਇਆ ਦੇ ਨੇ ਫਿਰ ਜਾ ਕੇ ਪੰਜਵੇਂ ਨੰਬਰ ਤੋਂ ਮਾਇਆ ਸ਼ੁਰੂ ਹੋ ਜਾਂਦੀ ਹੈ ਗੁਰਪ੍ਰਣ ਦੇ ਚਾਰ ਤੱਕ ਹੀ ਹੈ ਚਾਰੇ ਪਦਾਰਥ ਨੇ ਚਾਰ ਪਦਾਰਥ ਜੇ ਕੋ ਭੋਗਾ ਸਾਜਣਾ ਕਿਸੇ ਵੱਲ ਚਾਰੇ ਪਹਿਰ ਨੇ ਰਹਿਣ ਦੇ ਚਾਰੇ ਯੁੱਗ ਨੇ ਸਮੇਂ ਇਹ ਪੱਬਲ ਪੂਸਾ ਇਹਨਾਂ ਪੱਬਲ ਪੜਤਾਂ ਦਾ ਵਿਦਵਾਨਾਂ ਦਾ ਆ ਜਿਹੜੀਆਂ ਮਨਮਤੀਏ ਨੇ ਜਿਨ੍ਹਾਂ ਉਹ ਕਹਿੰਦਾ ਕਾਲੇ ਲਿਖਣਾ ਲੇਖ ਕਾਲੇ ਲੇਖ ਲਿਖਣ ਵਾਲਿਆਂ ਦਾ ਪਾਇਆ ਹੈ ਜਿਹੜੇ ਪੁੱਤ ਪਾਪ ਨੂੰ ਮੰਨਦੇ ਨੇ ਉਹਨਾਂ ਦਾ ਪਾਇਆ ਗੁਰਬਾਣੀ ਉਹ ਪੱਬਲ ਪੂਸਾ ਦੂਰ ਕਰ ਰਹੀ ਹੈ ਹੋਰ ਕੁਝ ਨਹੀਂ